ਸਤਨਾਮ ਧੰਨ ਵਾਖੇ ਗੁਰੂ ਸਾਖਿਬ ਜੀਓ ਮੁੰਦਾ ਸੰਤੋ ਧਰਮ ਪਤ ਝੋਲੀ ਧਿਆਨ ਕੀ ਕਰ ਹੈ ਬੇਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ਼ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਅੱਜ ਦੁਪਹਿਰ ਦੇ ਦੀਵਾਨ ਅੰਦਰ ਹਜ਼ੂਰ ਦੀ ਜਪਜੀ ਸਾਹਿਬ ਦੀ 27ਵੀਂ ਪੌੜੀ ਦੀ ਵਿਚਾਰ ਗੁਰੂ ਅਸੀਸ ਨਾਲ ਆਪ ਸੰਗਤ ਨਾਲ ਸਾਂਝ ਪਾਈ ਹੈ ਆਓ 28ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਦੋ ਪੌੜੀਆਂ ਅਸੀਂ ਅੱਜ ਦੇ ਦੀਵਾਨ ਵਿੱਚ ਰਲ ਮਿਲ ਕੇ ਵਿਚਾਰਾਂਗੇ ਬਖਸ਼ੋ ਅਸੀਸ ਪਿਆਰ ਅਦਬ ਸਹਿਤ ਕੋਈ ਵੀ ਰਸਨਾ ਤਾ ਆਖ ਨਾ ਸਕੈ ਕਈ ਕੇ ਇਸ ਤੋਂ ਬਾਅਦ ਦੋ ਤੁਕਾਂ ਆਪਾਂ ਨਹੀਂ ਸਾਂ ਕਰ ਸਕੇ ਵਿਸਰ ਗਈਆਂ ਜੇਵਡ ਭਾਵੈ ਤੇਵਡ ਹੋਏ ਅੱਜ ਸਵੇਰ ਅਰਜ਼ ਕੀਤੀ ਸੀ ਕਿ ਜਿਵੇਂ ਪਰਮੇਸ਼ਵਰ ਨੂੰ ਭਾਂਦਾ ਹੈ ਸੂਖਮ ਅਸਥੂਲ ਉਹਦੇ ਆਪਣੇ ਆਪੇ ਦੀ ਮੌਜ ਹੈ ਤੇ ਜੇਵੜ ਭਾਵੈ ਤੇਵੜ ਹੋਏ ਵੀ ਅਸੀਂ ਨਹੀਂ ਜਾਣ ਸਕਦੇ ਸੱਚ ਇਹ ਵੇ ਨਾਨਕ ਜਾਣੈ ਸੱਚ ਅਸੋਏ ਅੱਜ ਦੁਪਹਿਰ ਦੇ ਦੀਵਾਨ 'ਚ 27ਵੀਂ ਪੌੜੀ ਦੀ ਵਿਚਾਰ ਕੀਤੀ ਤੇ ਮੈਂ ਇਸ ਕਰਕੇ ਪਿਛੋਕੜ ਬੇਨਤੀ ਕਰਾਂਗਾ ਕਿਉਂਕਿ ਅੱਗੇ ਰੋਜ਼ ਸੰਧਿਆ 'ਚ ਲੜੀ ਚੱਲਦੀ ਸੀ ਤੇ ਹੁਣ ਦੁਪਹਿਰੇ ਵੀ ਅਸੀਂ ਇਸੇ ਲੜੀ ਦੀ ਵਿਚਾਰ ਕਰ ਰਹੇ ਹਾਂ ਕਈ ਸੰਗੀ ਸਤ ਸੰਗੀ ਕੰਮਕਾਰ ਵਾਲੇ ਦੁਪਹਿਰੇ ਨਹੀਂ ਆ ਸਕਦੇ ਪਰ ਫਿਰ ਵੀ ਮੈਂ ਬੇਨਤੀ ਸੰਧਿਆ ਨੂੰ ਜ਼ਰੂਰ ਕਰਾਂ ਕਰਾਂਗਾ ਕਿ ਅਸੀਂ ਕੀ ਵਿਚਾਰ ਕੀਤੀ ਹੈ ਸੋ ਦਰਦੀ ਇਹ 27ਵੀਂ ਪੌੜੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਪਵਿੱਤਰ ਬਚਨ ਦਾ ਪਾਠ ਤਿੰਨ ਵਾਰੀ ਆਇਆ ਹੈ ਇੱਕ ਵਾਰ ਜਪਜੀ ਸਾਹਿਬ ਦੇ ਅੰਦਰ 27ਵੀਂ ਪੌੜੀ ਦੂਸਰੀ ਵਾਰ ਸੋਦਰ ਰਹਿ ਰਾਸ ਦੇ ਪਾਠ ਦਾ ਪਹਿਲਾ ਸ਼ਬਦ ਉਥੇ ਗੁਰਦੇਵ ਨੇ ਇਹਦਾ ਸਰਲੇਖ ਰਾਗ ਆਸਾ ਵਿੱਚ ਦਿੱਤਾ ਹੈ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਰਾਤ ਸਵੇਰੇ ਵੀ ਕਰਜ਼ ਕੀਤੀ ਅਸੀਂ ਕਾਲੀ ਨਿਲਕ ਸ਼ਬਦ ਕਹਿ ਦਿੰਨੇ ਆ ਚਲੋ ਸੋਦਰ ਦੀ ਚੌਂਕੀ ਲਾ ਦਿਓ ਮੇਰੇ ਮਨ ਚ ਐ ਸੀ ਵੀ ਸਵੈਕਨ ਕਹਿੰਨੇ ਪਰ ਅਸਲ ਚ ਸੋਦਰ ਨਹੀਂ ਉਹ ਸੋ ਦਰ ਹੈ ਦਰ ਦੇ ਨਾਲ ਸੋ ਸ਼ਬਦ ਜੋੜ ਕੇ ਉਚਾਰਨ ਨਹੀਂ ਹੋ ਸਕੇਗਾ ਪਰ ਉਂਝ ਕਿਹਾ ਜਾਂਦਾ ਸੋਦਰ ਦਾ ਪਾਠ ਕਰ ਲਈ ਅਸਲੀ ਜਿਹੜਾ ਸ਼ਬਦ ਹੈ ਉਹ ਸੋ ਦਰ ਉਹ ਦਰਵਾਜ਼ਾ ਬੇਨਤੀ ਕਰਾਂ ਰਹਿ ਰਾਸ ਦੇ ਪਾਠ ਦੀ ਆਰੰਭਤਾ 'ਚ ਉਸ ਤੋਂ ਬਾਅਦ ਰਾਗ ਆਸਾ ਵਿੱਚ ਤੀਸਰੀ ਵਾਰੀ ਬਚਨ ਹੁੰਦਾ ਪਰ ਇਹਨਾਂ ਤਿੰਨਾਂ ਦੇ ਵਿੱਚ ਗੁਰੂ ਜੀ ਨੇ ਪਾਠ ਦਾ ਆਪੇ ਹੀ ਭੇਦ ਪਾਇਆ ਫਰਕ ਕੀਤਾ ਪਰ ਅਰਥਾਂ ਵਿੱਚ ਕੋਈ ਫਰਕ ਨਹੀਂ ਤੇ ਜੇ ਕੋਈ ਪੁੱਛੇ ਵੀ ਇਹ ਕਿਉਂ ਆਪਣੇ ਮਨ ਦੇ ਘੋੜੇ ਦੁੜਾਉਣ ਦੀ ਆਦਤ ਹੈ ਸੱਚ ਇਹ ਵੇ ਗੁਰੂ ਕੀ ਗਤ ਗੁਰੂ ਜਾਣੇ ਇਹ ਕਿਉਂ ਵੀ ਕਿਉਂ ਫਰਕ ਰੱਖਿਆ ਮੈਂ ਫਿਰ ਵੀ ਬੇਨਤੀ ਕਰਾਂ ਕਿ ਹਜ਼ੂਰ ਨੇ ਨਿਤਨੇਮ ਇਸ ਢੰਗ ਨਾਲ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਦਰਅਸਲ ਬੇਧਿਆਨਾ ਕਈ ਵਾਰੀ ਬੰਦਾ ਜਪਜੀ ਸਾਹਿਬ ਦਾ ਪਾਠ ਵੀ ਅੱਗੋਂ ਪਿੱਛੇ ਪਿੱਛੇ ਅੱਗੇ ਹੋ ਜਾਂਦਾ ਹੈ ਇਸ ਵਿੱਚ ਇੱਕ ਦਿਨ ਬੇਨਤੀ ਕੀਤੀ ਕਿ ਕਈ ਵਾਰੀ ਮੰਨੇ ਦੀ ਪੌੜੀ ਸ਼ਰਮਖੰਡ ਵਿੱਚ ਲੈ ਆਉਂਦੀ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤੇ ਇਸ ਤੋਕ ਨੂੰ ਕਿਉਂਕਿ ਬੇਧਿਆਨਾ ਮਨ ਇੱਕੋ ਦਮ ਚੁੱਕਦਾ ਸਾਰੀਆਂ ਪੌੜੀਆਂ ਛੱਡ ਕੇ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਉਹ ਤੋਕ ਇੱਕੋ ਦਮ ਕਿਉਂਕਿ ਜ਼ਿਹਨ 'ਚ ਚੇਤੇ ਉਹ ਸਾਰਾ ਪਾਰ ਛੱਡ ਕੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਤਿੱਥਾ ਘੜੀਐ ਸੁਰਤ ਮਤ ਮਨ ਬੁੱਧ ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਈ ਵਾਰੀ ਸਵੇਰੇ ਜ਼ਬਾਨੀ ਪਾਠ ਕਰਦਿਆਂ ਕਰਦਿਆਂ ਐਸ ਸੋਦਰ ਦੀ ਪੌੜੀ ਤੋਂ ਬਾਅਦ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਤਕਰੀਬਨ ਬਹੁਤ ਨਾਲੇ ਵਾਪਰਦਾ ਗੁਰੂ ਜੀ ਕਹਿੰਦੇ ਨੇ ਬੇਧਿਆਨਾ ਪਾਠ ਨਾ ਕਰੇ ਖੈਰ ਸੁਭਾ ਦਾਸ ਨੇ ਬੇਨਤੀ ਕੀਤੀ ਸੀ ਅਸੀਂ ਚਾਰ ਹਿੱਸਿਆਂ 'ਚ ਇਸ ਪੌੜੀ ਦੀ ਵਿਚਾਰ ਕੀਤੀ ਸਿਰਫ ਉਹ ਸੰਗਤ ਲਈ ਜਿਹੜੇ ਸੁਭਾ ਨਹੀਂ ਆਏ ਪਹਿਲੀ ਬੇਨਤੀ ਕੀਤੀ ਸੀ ਜਿਵੇਂ ਗगन ਮੈਂ ਥਾਲ ਰਵ ਚੰਦ ਦੀਪਕ ਬਣੇ ਬ੍ਰਹਮੰਡੀ ਆਰਤੀ ਹੈ ਜਿਹੜੀ ਆਪਣੇ ਆਪ ਹੀ ਹੋ ਰਹੀ ਹੈ ਨਾ ਦੀਵੇ ਬਾਲਣ ਦੀ ਲੋੜ ਨਾ ਚੌਰ ਕਰਨ ਦੀ ਲੋੜ ਨਾ ਧੂਪ ਜਗਾਉਣ ਦੀ ਲੋੜ ਨਾ ਕਿਤੇ ਵਾਜੇ ਸੰਖ ਤੇ ਘੰਟੀਆਂ ਖੜਕਾਣ ਦੀ ਲੋੜ ਕੜਿਆਲ ਦੀ ਉਹ ਬ੍ਰਹਮੰਡੀ ਆਰਤੀ ਆਪਣੇ ਆਪ ਹੋਰੀ ਗगन ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤੇ ਮੈਂ ਬੇਨਤੀ ਕੀਤੀ ਸੀ ਉਹ ਬ੍ਰਹਮੰਡੀ ਆਰਤੀ ਹੈ ਤੇ ਇਹ ਸੋਦਰ ਦਾ ਸ਼ਬਦ ਬ੍ਰਹਮੰਡੀ ਕੀਰਤਨ ਹੈ ਇਹ ਆਪਣੇ ਆਪ ਹੀ ਹੋ ਰਿਹਾ ਇਸ ਕੀਰਤਨ ਵਿੱਚ ਤਿੰਨ ਸ਼ਬਦ ਵਰਤੇ ਸਨ ਆਤਮਿਕ ਮੰਡਲਾਂ ਦਾ ਕੀਰਤਨ ਇਸ ਧਰਤੀ ਤੇ ਰਹਿਣ ਵਾਲਿਆਂ ਰਾਹੀਂ ਕੀਰਤਨ ਤੇ ਸੱਚਮੁੱਚ ਕਿ ਇਸ ਸਪੇਸ ਵਿੱਚ ਜਿਹੜਾ ਰੱਬ ਦਾ ਕੀਰਤਨ ਹੋ ਰਿਹਾ ਬਾਬਾ ਜੀ ਨੇ ਤਿੰਨ ਤਰ੍ਹਾਂ ਦਾ ਦੱਸਿਆ ਸੀ ਫਿਰ ਬੇਨਤੀ ਸੁਣਿਓ ਮੈਂ ਲਫ਼ਜ਼ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ ਜਿਹੜਾ ਆਤਮਿਕ ਮੰਡਲਾਂ ਦਾ ਕੀਰਤਨ ਹੈ ਉਹਦੇ ਲਈ ਇੱਕ ਸ਼ਬਦ ਵਰਤਿਆ ਸੀ ਅਦ੍ਰਿਸ਼ ਜਿਹੜਾ ਨਜ਼ਰ ਨਹੀਂ ਆ ਰਿਹਾ ਜਿਵੇਂ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਪਰਮਾਤਮਾ ਨੂੰ ਕਿ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਖਾਰੇ ਇਹਦੇ ਵਿੱਚ ਸਾਜ ਵੀ ਏ ਤੇ ਸਜੰਦੇ ਵੀ ਨੇ ਤੇਰੇ ਨਾਦ ਅਨੇਕਾਂ ਨੇ ਅਨੇਕਾਂ ਉਹਨਾਂ ਸਾਜਾਂ ਨੂੰ ਵਾਵਣ ਖਾਰੇ ਦਰਥੇ ਵਜਾਣ ਵਾਲੇ ਨੇ ਫਿਰ ਨਾਲ ਬਚਨ ਕਿਆ ਰਾਗ ਪਰੀਆਂ ਰਾਕੇਤੇ ਰਾਗ ਪਰੀ ਸਿਓ ਕਹੀਆਂ ਕੇਤੇ ਗਾਵਣ ਖਾਰੇ ਪਹਿਲਾਂ ਸਾਜ ਵਜਾਵਣ ਖਾਰੇ ਨੇ ਹੁਣ ਰਾਗ ਤੇ ਰਾਗਣੀਆਂ ਨੂੰ ਗਾਵਣ ਘਾਰੇ ਨੇ ਪਰ ਇੱਥੇ ਇੱਕ ਦਾ ਨਾਮ ਨਹੀਂ ਲਿਆ ਤੇ ਸ਼ਬਦ ਕੇਤੇ ਵਰਤਿਆ ਹੈ ਫਿਰ ਗੁਰੂ ਸਾਹਿਬ ਜੀ ਨੇ ਇਸ ਨੂੰ ਖੋਲਿਆ ਮਹਾਰਾਜ ਕਹਿੰਦੇ ਨੇ ਗਾਵੇਂ ਤੋਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਤੈਨੂੰ ਪੌਣ ਗਾ ਰਹੀ ਏ ਪਾਣੀ ਗਾ ਰਿਹਾ ਤੇ ਸੱਚ ਇਹ ਵੇ ਤੇਰੇ ਦਰਵਾਜ਼ੇ ਤੇ ਖਲੋਤਾ ਹੋਇਆ ਧਰਮ ਰਾਜ ਵੀ ਤੇਰਾ ਕੀਰਤਨ ਕਰ ਰਿਹਾ ਹੈ ਉਹ ਅਦ੍ਰਿਸ਼ਟ ਹੈ ਜੀ ਗੁਰੂ ਸਾਹਿਬ ਫਿਰ ਉਸ ਤੋਂ ਬਾਅਦ ਕਿਹਾ ਕਿ ਪ੍ਰਮਾਤਮਾ ਤੈਨੂੰ ਚਿੱਤਰ ਗੁਪਤ ਕਰ ਰਿਹਾ ਹੈ ਤੈਨੂੰ ਸ਼ਿਵ ਜੀ ਗਾ ਰਿਹਾ ਹੈ ਆਪ ਜੀ ਨੂੰ ਬ੍ਰਹਮਾ ਗਾ ਰਿਹਾ ਹੈ ਆਪ ਜੀ ਨੂੰ ਦੇਵੀ ਦੇਵਤੇ ਗਾ ਰਹੇ ਨੇ ਆਪ ਜੀ ਨੂੰ ਇੰਦਰ ਆਪਣੀ ਸਭਾ ਸਮੇਤ ਗਾ ਰਿਹਾ ਹੈ ਇੱਥੋਂ ਤੱਕ ਅਦ੍ਰਿਸ਼ਟ ਮੰਡਲਾਂ ਦਾ ਕੀਰਤਨ ਫਿਰ ਇਸ ਧਰਤੀ ਦੀ ਗੱਲ ਆਈ ਇਹਦੇ ਵਿੱਚ ਕਿਹਾ ਗਾਵੇਂ ਸਿੱਧ ਸਮਾਧੀ ਅੰਦਰ ਇਸ ਦਿਸਦੀ ਕੋਈ ਧਰਤੀ ਵਿੱਚ ਸਿੱਧ ਤੈਨੂੰ ਗਾ ਰਿਹਾ ਸਮਾਧੀ 'ਚ ਬੈਠੇ ਸਾਧ ਤੈਨੂੰ ਗਾ ਰਿਹਾ ਜਤੀ ਗਾ ਰਹੇ ਨੇ ਸਤੀ ਗਾ ਰਹੇ ਨੇ ਸੰਤੋਖੀ ਗਾ ਰਹੇ ਨੇ ਪੰਡਿਤ ਗਾ ਰਹੇ ਨੇ ਸੱਚ ਐਵੇਂ ਵੱਡੇ ਵੱਡੇ ઋષਿ ਮੁਨੀ ਅਪਸ਼ਰਾਵਾਂ ਤੈਨੂੰ ਗਾ ਰਹੀਆਂ ਨੇ ਤੈਨੂੰ ਤੀਰਥ ਗਾ ਰਹੇ ਨੇ ਤੈਨੂੰ ਸਮੁੰਦਰ ਚੋਂ ਨਿਕਲੇ ਹੋਏ ਰਤਨ ਵੀ ਗਾ ਰਹੇ ਨੇ ਤੇ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਕਥਾ ਆਪਾਂ ਸਵੇਰੇ ਡੇਢ ਘੰਟਾ ਤਕਰੀਬਨ ਲੱਗ ਗਿਆ ਪਰ ਗੁਰਮਖੋ ਸੱਚ ਇਹ ਜੇ ਇਹ ਵੀ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਜਾਣੇ ਇਹ ਕੀ ਅਨੁਭਵ ਹੈ ਸਾਡੇ ਕੋਲ ਤਾਂ ਸ਼ਬਦ ਨੇ ਨਾ ਜੀ ਇਹ ਸਾਰੇ ਗਾ ਰਹੇ ਆ ਇਸ ਵਿੱਚ ਗੁਰਦੇਵ ਨੇ ਕਿਹਾ ਜੋਧੇ ਗਾ ਰਹੇ ਆ ਸੂਰਮੇ ਗਾ ਰਹੇ ਆ ਮਹਾਬਲੀ ਗਾ ਰਹੇ ਇਹ ਹੋ ਗਿਆ ਇਸ ਦ੍ਰਿਸ਼ਟਮਾਨ ਦਾ ਕੀਰਤਨ ਇਹ ਇਸ ਤੋਂ ਬਾਅਦ ਤੀਸਰਾ ਗੁਰਦੇਵ ਨੇ ਕਿਹਾ ਸਪੇਸ ਵਿੱਚ ਭਾਵਾਂ ਚਲੋ ਆਪਾਂ ਵੀ ਸਪੇਸ ਚ ਮਹਾਰਾਜ ਨੇ ਕਿਹਾ ਗਾਵੇਂ ਖੰਡ ਮੰਡਲ ਵਰ ਭੰਡਾ ਜਿਹੜੇ ਚੱਕਰ ਲਾਂਦੇ ਗ੍ਰਹਿ ਨੇ ਉੱਥੇ ਵੀ ਤੇਰਾ ਕੀਰਤਨ ਹੋ ਰਿਹਾ ਜਿਹੜੇ ਨਿੱਕੇ ਨਿੱਕੇ ਗ੍ਰਹਿ ਨੇ ਉੱਥੇ ਵੀ ਤੈਨੂੰ ਗਾ ਰਿਹਾ ਸੱਚ ਇਹ ਵੇ ਖੰਡ ਮੰਡਲ ਬ੍ਰਹਿਮੰਡ ਜੋ ਕੁਝ ਵੀ ਤੁਸੀਂ ਬਣਾਇਆ ਪਰਮਾਤਮਾ ਜੀ ਕੱਲਾ ਇੱਥੇ ਨਹੀਂ ਉਹਨਾਂ ਉਹਨਾਂ ਥਾਵਾਂ ਤੇ ਵੀ ਆਪ ਜਿਹਨੂੰ ਗਾਇਆ ਜਾ ਰਿਹਾ ਹੈ ਆਪ ਨੂੰ ਗਾ ਰਹੇ ਨੇ ਪਰ ਨਾਲ ਇਹ ਗਿਆ ਇਹ ਤਾਂ ਗਾਉਂਦੇ ਨੇ ਤੈਨੂੰ ਭਾ ਗਏ ਨੇ ਉੱਥੇ ਸ਼ਬਦ ਕਿਹਾ ਸਈ ਨੂੰ ਤੁਧ ਨੂੰ ਗਾਵੇਂ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਤਿੰਨ ਹਿੱਸਿਆਂ 'ਚ ਚੌਥੇ 'ਚ ਬੇਨਤੀ ਕੀਤੀ ਸੀ ਰੰਗਾਂ ਦੀ ਮਾਇਆ ਕਈ ਭਾਂਤਾਂ ਦੀ ਮਾਇਆ ਬਾਕੀ ਸਭ ਕੁਝ ਚਲਾਏ ਮਾਨੇ ਪਰ ਉਹਨੇ ਸਦੀਵ ਕਾਲ ਵਾਸਤੇ ਰਹਿਣਾ ਅਖੀਰ ਤੇ ਮੈਂ ਕਿ ਅਰਜ਼ ਕੀਤੀ ਸੀ ਕਿ ਇਸ ਪੌੜੀ ਦੀ ਸਮਾਪਤੀ ਇਹਨਾਂ ਦੋ ਤੁਕਾਂ ਨਾਲ ਹੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਮੈਂ ਬੇਨਤੀ ਕੀਤੀ ਸੀ ਫਿਰ ਸ਼ਬਦ ਨਹੀਂ ਹੈਗਾ ਇੱਥੇ ਫਿਰ ਸੋਦਰ ਚਾਉਣਾ ਹੁਕਮ ਨਾ ਕਰਨਾ ਜਾਈ ਸਾਰੇ ਸ਼ਬਦ ਦਾ ਤਤ ਭਾਵ ਸੀ ਹੁਕਮ ਰਜਾਈ ਚੱਲਣਾ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਜੋਤਿਸ ਜੋਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਹੁਕਮ ਨਹੀਂ ਹੋ ਸਕਦਾ ਰਜ਼ਾ ਚਰੋ ਉਸ ਤੋਂ ਅੱਗੇ ਹੁਣ 28ਵੀਂ 29ਵੀਂ ਤੇ 30 31 ਪੌੜੀਆਂ ਇਹਨਾਂ ਦਾ ਤਕਰੀਬਨ ਇੱਕ ਪ੍ਰਕਰਨ ਚੱਲਦਾ ਹੈ ਉੰਜ ਵੈਸੇ ਸਾਡੇ ਸੰਪਰਦਾਇ ਵਿਦਵਾਨ ਪਹਿਲਾਂ ਅੱਜ ਵੀ ਉਹ ਸਾਰੀ ਜਪ ਦੀ ਬਾਣੀ ਨੂੰ ਸਿੱਧਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜੇ ਪ੍ਰਸ਼ਨ ਕੀਤੇ ਗਏ ਉਹਨਾਂ ਦੇ ਉੱਤਰ ਰੂਪ ਵਿੱਚ ਵਿਆਖਿਆ ਕੀਤੀ ਜਾਂਦੀ ਪਰ ਇਹ ਜਿਹੜੀਆਂ ਚਾਰ ਪੌੜੀਆਂ ਖਾਸ ਕਰਕੇ ਨੇ ਇਹ ਨਾਥਾਂ ਨੂੰ ਜੋਗੀਆਂ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਬਾਹਰ ਮੁਖੀ ਜਿਹੜੇ ਚਿੰਨਾਂ ਨੂੰ ਉਹ ਮੁਹੱਬਤ ਕਰਦੇ ਨੇ ਉਹਨਾਂ ਚਿੰਨਾਂ ਦੀ ਅੰਤਰੀਵ ਵਿਆਖਿਆ ਦੱਸੀ ਹੈ ਫਿਰ ਅਰਜ਼ ਸੁਣਿਓ ਕਿਉਂ ਇਹਦੇ ਵਿੱਚ ਮੁੰਦਰਾਂ ਦਾ ਜ਼ਿਕਰ ਚੂਰਮੇ ਦਾ ਜ਼ਿਕਰ ਭੰਡਾਰਨ ਦਾ ਜ਼ਿਕਰ ਮੈਂ ਥੋੜਾ ਜਿਹਾ ਇਸ ਦੀ ਕਥਾ ਕਰਨ ਤੋਂ ਪਹਿਲਾਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਉਸ ਦਿਨ ਵੀ ਕਿਹਾ ਵੀ ਤਿੰਨ ਮਤਾਂ ਦਾ ਬਹੁਤ ਬੋਲਬਾਲਾ ਸੀ ਬੋਧਿਜ਼ਮ ਉਥਾਨ ਹੋ ਚੁੱਕਾ ਸੀ ਭਾਰਤ ਵਿੱਚੋਂ ਪਰ ਖਾਸ ਕਰਕੇ ਹਾਕਮ ਜਿਹੜਾ ਸੈਂਟਰ ਸੀ ਪਹਿਲਾਂ ਲੋਧੀ ਸੀ ਗੁਰੂ ਸਾਹਿਬ ਵੇਲੇ ਮੁਗਲ ਆ ਗਏ ਜਮ ਕਰ ਮੁਗਲ ਚੜਾਇਆ ਮੁਸਲਮਾਨ ਬ੍ਰਾਹਮਣ ਤੇ ਤੀਸਰਾ ਜਿਹਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਉਹ ਸੀ ਸਿੱਧਨਾਥ ਜੋਗ ਪਰੰਪਰਾ ਇਸ ਵਿੱਚ ਇਹ ਹੈ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਜੇ ਬਾਣੀ ਸਿਰਫ ਮੁਤਾਲਿਆ ਕਰੀਏ ਪੜ੍ਹੀਏ ਤੇ ਤਿੰਨ ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਜ਼ਿਆਦਾ ਜੋਗੀਆਂ ਨੂੰ ਸੰਬੋਧਨ ਕਰਕੇ ਬਾਣੀ ਉਚਾਰਨ ਕੀਤੀ ਪਹਿਲਾ ਰਾਗ ਆਸਾ ਦੂਜਾ ਰਾਗ ਸੁਹੀ ਤੇ ਤੀਸਰਾ ਰਾਗ ਰਾਮਕਲੀ ਆਪ ਜਦੋਂ ਵੀ ਜ਼ਿਆਦਾ ਸ਼ਬਦ ਪੜੋਗੇ ਇੱਕ ਆਸਾ ਮੈਂ ਫਿਰ ਬੇਨਤੀ ਕਰਾਂਗਾ ਸੁਹੀ ਤੇ ਰਾਮਕਲੀ ਹੁਣ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਪੜ੍ਹਨੇ ਅੱਜ ਮੈਂ ਇਸ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਹ ਬੇਨਤੀ ਕਰਨੀ ਹੈ ਹਰ ਧਰਮ ਹਰ ਧਰਮ ਦਾ ਸੰਚਾਲਕ ਆਪਣੀ ਸੰਪਰਦਾ ਨੂੰ ਸਥਾਪਿਤ ਕਰਨ ਲੱਗਿਆਂ ਕੋਈ ਨਾ ਕੋਈ ਆਪਣੇ ਚੇਲਿਆਂ ਨੂੰ ਚਿੰਨ ਮਾਤਰ ਜ਼ਰੂਰ ਦੇ ਕੇ ਜਾਂਦਾ ਹੈ ਚਿੰਨ ਦਿੰਦੇ ਨੇ ਚਲੋ ਅੱਜ ਕੱਲ ਸਿੰਬਲ ਸ਼ਬਦ ਵਰਦੇ ਹੁਣ ਉਹ ਚਿੰਨ ਉਹ ਬੜੇ ਗਹਿਰੇ ਅਰਥ ਰੱਖਦੇ ਆ ਪਰ ਉਹ ਚਿੰਨ ਕਿਸੇ ਗੱਲ ਨੂੰ ਸਾਨੂੰ ਦੱਸ ਰਿਹਾ ਵੀ ਇਹਦੇ ਤੇਰੇ ਜੀਵਨ ਨਾਲ ਅੰਤਰੀ ਵਰਤ ਕੀ ਨੇ ਮੈਂ ਥੋੜੀ ਜਿਹੀ ਆਪ ਨੂੰ ਬੇਨਤੀ ਕਰਾਂਗੇ ਧਿਆਨ ਨਾਲ ਸੁਣਿਓ ਅੱਗੇ ਸੌਖੇ ਅਰਥ ਆਪਾਂ ਕਰ ਹੀ ਲਾਂਗੇ ਗੁਰੂ ਸਾਹਿਬ ਮੇਰ ਕਰ ਅਸਲ 'ਚ ਧਰਮ ਦੀ ਦੁਨੀਆ 'ਚ ਜੋ ਵੀ ਅਸੀਂ ਬਾਹਰੋਂ ਮੁਦਰਾ ਕਰਨੇ ਆ ਮੁਦਰਾ ਮਦਰਾ ਨਹੀਂ ਮੁਦਰਾ ਸਰੀਰ ਦਾ ਐਕਸ਼ਨ ਹੈ ਹਰ ਐਕਸ਼ਨ ਦੇ ਵਿੱਚ ਕੋਈ ਨਾ ਕੋਈ ਅੰਤਰੀ ਭਾਵ ਹੈ ਜਦੋਂ ਅੰਦਰ ਵਾਲਾ ਭਾਵ ਮੁੱਕ ਜਾਂਦਾ ਹੈ ਸਿਰਫ ਬੰਦੇ ਬਾਹਰ ਮੁਖੀ ਰਹਿ ਜਾਣ ਤੇ ਸੱਚ ਵੇ ਲੋਕੀ ਉਸ ਬਾਹਰ ਮੁਖੀ ਉੱਤੇ ਤਰਕ ਕਰਨ ਲੱਗ ਪੈਂਦੇ ਮਤਲਬ ਗਵਾਚ ਗਿਆ ਜਿਵੇਂ ਅਸੀਂ ਗੁਰੂ ਜੀ ਦੇ ਚਰਨਾਂ ਚ ਆਉਨੇ ਆ ਜਦੋਂ ਇਹ ਦਰਬਾਰ ਦੇਖਨੇ ਮੈਂ ਆ ਤੁਸੀਂ ਉਹ ਹਰ ਕੋਈ ਭਾਵਨਾ ਵਾਲਾ ਹੱਥ ਜੋੜ ਲੈਂਦਾ ਇਹ ਕਿਉਂ ਹੱਥ ਜੋੜਨਾ ਸਰੀਰ ਦਾ ਬਾਹਰ ਮੁਖੀ ਇੱਕ ਤਰੀਕਾ ਹੈ ਇੱਕ ਮੁਦਰਾ ਹੈ ਪਰ ਇਹਦਾ ਅੰਤਰੀ ਵਰਤ ਕੋਈ ਹੋਵੇਗਾ ਨਾ ਅੰਤਰੀ ਅਰਥ ਜਦੋਂ ਅਸੀਂ ਹੱਥ ਜੋੜਨੇ ਆ ਇਸ ਦਾ ਮਤਲਬ ਇਹ ਵੇ ਕਿ हे ਸਤਿਗੁਰੂ ਮੇਰੇ ਕੋਲ ਸਿਆਣਪ ਅਕਲ ਪੈਸਾ ਪਦਵੀ ਜੋ ਵੀ ਹੈ ਮੈਂ ਹਰ ਚੀਜ਼ ਛੱਡ ਕੇ ਤੇਰੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰਨਾ ਆਵਾਂ ਹੱਥ ਜੋੜਨਾ ਅੰਦਰ ਦਾ ਸਮਰਪਣ ਹੈ ਮਨ ਦਾ ਜੋੜਨਾ ਹੈ ਅੰਦਰ ਸਮਰਪਿਤ ਹੈ ਉਸ ਤੋਂ ਬਾਅਦ ਅਸੀਂ ਮੱਥਾ ਟੇਕਨੇ ਸਾਰੇ ਨਮਸਕਾਰ ਕਰਨੇ ਮੱਥਾ ਟੇਕਣਾ ਵੀ ਸੱਚ ਇਹ ਵੇ ਬਾਹਰ ਦਾ ਇੱਕ ਚਿੰਨ ਹੈ ਇਹ ਬਾਣੀ ਚ ਦੋਨੋਂ ਗੱਲਾਂ ਕਹੀਆਂ ਖੰਡਨ ਵੀ ਕੀਤਾ ਤੇ ਰੱਜ ਕੇ ਦਾ ਮੰਡਨ ਵੀ ਕੀਤਾ ਜਦੋਂ ਅੰਦਰ ਦੇ ਅਰਥ ਗਵਾਚ ਜਾਣ ਉਦੋਂ ਸੱਚਮੁੱਚ ਖੰਡਨ ਹੋ ਜਾਂਦਾ ਜਦੋਂ ਅੰਤਰੀਵ ਅਰਥ ਪਤਾ ਹੋਣ ਤਾਂ ਉਦੋਂ ਇਹ ਸੱਚਮੁੱਚ ਅਸੀਂ ਦੇਖਨੇ ਆ ਇਹ ਸਵੀਕਾਰਿਆ ਜਾਂਦਾ ਹੁਣ ਦੇਖੋ ਹੁਣ ਅਸੀਂ ਇੱਕ ਪਾਠ ਕਰਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਇੱਕ ਭਾਈ ਸਾਹਿਬ ਦੀ ਪਹਿਲੀ ਪੌੜੀ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਗੁਰੂ ਰਾਮਦਾਸ ਜੀ ਦਾ ਬਚਨ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਇਹਨੂੰ ਸਵੀਕਾਰ ਕੀਤਾ ਮੱਥਾ ਟੇਕ ਤੋ ਨਮਸਕਾਰ ਤਾਂ ਕੋ ਲਖ ਬਾਰ ਪਰ ਜਦੋਂ ਨਮਸਕਾਰ ਬਾਹਰ ਦੀ ਰਹਿ ਗਈ ਤੇ ਅੰਦਰ ਦੇ ਅਰਥ ਨਗੁੰਮ ਹੋ ਗਏ ਉੱਤੇ ਫਿਰ ਗੁਰੂ ਜੀ ਨੇ ਬਕਾਇਦਾ ਇਹ ਕਿਹਾ ਕਿ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਜਾਂ ਅਸੀਂ ਬਚਨ ਪੜ੍ਹਨੇ ਸੀਸ ਨਿਵਾਏ ਕਿਆ ਥੀਏ ਜਾਂ ਰਿਦੈ ਕੁਸ਼ਥੀ ਕਰੋ ਆਜ ਹਿਰਦੇ ਕੁਸ਼ਦੇ ਜਾ ਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਸ ਵਿੱਚ ਨਮਸਕਾਰ ਵੀ ਹੈ ਤੇ ਇਸ ਵਿੱਚ ਇਹ ਕਿਹਾ ਵੀ ਜਾਂਦਾ ਹੈ ਕਿ ਤੇਰਾ ਫਾਇਦਾ ਕੀ ਕਿਉਂਕਿ ਅੰਦਰ ਹੁਣ ਇੱਕ ਪਾਸੇ ਖੱਤ ਜੋੜਨ ਦੀ ਬੜੀ ਮਾਨਤਾ ਹੈ ਦੋਏ ਕਰ ਜੋੜ ਕਰੂੰ ਅਰਦਾਸ ਨਮਸਕਾਰ ਕਰਨ ਲਈ ਗੁਰੂ ਜੀ ਨੇ ਕਿਹਾ ਮੈਂ ਬੇਨਤੀ ਕਰਾਂਗਾ ਇਹਦੇ ਬਾਹਰ ਦੇ ਅਰਥ ਨੇ ਤੇ ਅੰਤਰੀਵ ਅਰਥ ਨੇ ਮੱਥਾ ਟੇਕਣ ਦੇ ਆਪਣੇ ਮਤ ਨੂੰ ਸਮਰਪਣ ਕਰ ਦੇਣਾ ਫਿਰ ਅਰ ਸੁਣੋ ਇੱਕ ਸਿਰ ਦਾ ਅਰਥ ਹੈ ਕਿ ਸੱਚਮੁੱਚ ਗੁਰੂ ਨੇ ਸਿਰ ਮੰਗਿਆ ਤੇ ਸਿਰ ਦੇ ਦਿੱਤਾ ਦੂਜਾ ਸਿਰ ਦਾ ਅਰਥ ਹੈ ਆਪਣੀ ਖੌਮੇ ਨੂੰ ਵੱਢ ਕੇ ਬਾਹਰ ਰੱਖ ਦੇਣਾ ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਧਰੈ ਉਤਾਰ ਸਤਗੁਰ ਕਾ ਭਾਣਾ ਮਨ ਲੈ ਸ਼ਬਦ ਰਖੇ ਉਰਤਾਰ ਅਸੀਂ ਪ੍ਰਕਰਮਾ ਕਰਨੇ ਆ ਇਹ ਵੀ ਤੇ ਇੱਕ ਚਿੰਨ ਹੈ ਨਾ ਵਾਰਨੇ ਜਾਣੇ ਆ ਤੇ ਇੱਥੇ ਇੱਕ ਵਾਰ ਮੈਂ ਅਰਜ਼ ਕੀਤੀ ਸੀ ਲਾਵਾਂ ਜੀ ਜਦੋਂ ਕਥਾ ਹੋਈ ਆਪ ਨੂੰ ਪਤਾ ਹੋਣਾ ਬਹੁਤ ਸਾਲ ਪਹਿਲਾਂ ਉਸ ਵਿੱਚ ਹਜ਼ੂਰ ਦੇ ਲਾਮ ਬਾਰੇ ਮੈਂ ਕਿਹਾ ਸੀ ਜਦੋਂ ਅਸੀਂ ਪ੍ਰਕਰਮਾ ਕਰਨੇ ਆ ਤੇ ਸੰਸਾਰ ਦਾ ਲਫ਼ਜ਼ੀ ਅਰਥ ਹੀ ਪ੍ਰਕਰਮਾ ਹੈ ਸੰਸਾਰ ਦਾ ਲਫ਼ਜ਼ੀ ਅਰਥ ਦੁਨੀਆ ਨਹੀਂ ਸੰਸਾਰ ਦਾ ਅਰਥ ਹੈ ਕਿ ਜਿਹੜਾ ਘੁੰਮ ਰਿਹਾ ਹੈ ਜਿਹੜਾ ਸੱਚਮੁੱਚ ਘੁੰਮ ਰਿਹਾ ਹੈ ਜਿਹਨੂੰ ਆਪ ਯੂਨੀਵਰਸ ਕਹਿੰਦੇ ਹੋ ਜਿਹੜਾ ਇੱਕ ਦੇ ਦੁਆਲੇ ਘੁੰਮਦਾ ਹੈ ਇਸ ਸੰਸਾਰ ਵਿੱਚ ਜੀਵਨ ਤਾਂ ਹੈ ਜੇ ਪ੍ਰਕਰਮਾ ਹੈ ਜੇ ਪ੍ਰਕਰਮਾ ਨਹੀਂ ਤੇ ਜੀਵਨ ਹੈ ਹੀ ਨਹੀਂ ਧਰਤੀ ਘੁੰਮਦੀ ਹੈ ਤੇ ਦਿਨ ਤੇ ਰਾਤ ਹੈ ਇਸ ਪ੍ਰਕਰਮਾਂ ਵਿੱਚ ਰੁੱਤਾਂ ਨਿਕਲਦੀਆਂ ਨੇ ਸਾਡਾ ਸਰੀਰ ਵੀ ਤਾਂ ਅੱਗੇ ਚੱਲ ਰਿਹਾ ਹੈ ਜੇ ਖੂਨ ਪ੍ਰਕਰਮਾਂ ਕਰ ਰਿਹਾ ਹੈ ਪ੍ਰਕਰਮਾਂ ਦੇ ਅਰਥ ਨੇ ਮੈਂ ਆਪ ਨੂੰ ਸਿਰਫ ਇੱਕ ਅਰਜ਼ ਕਰ ਲਗਾ ਇਹ ਬਾਹਰ ਮੁਖੀ ਜਿੰਨੇ ਵੀ ਧਰਮ ਦੇ ਚਿੰਨ ਹੁੰਦੇ ਨੇ ਇਹਦੇ ਅੰਤਰੀ ਅਰਥ ਨੇ ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਤਿੰਨ ਮਤ ਜਦੋਂ ਆਏ ਉਹਨਾਂ ਦੇ ਬਾਹਰ ਦੇ ਚਿੰਨ ਸਨ ਪਰ ਅੰਦਰ ਦੇ ਅਰਥ ਜਦੋਂ ਉਹਨਾਂ ਦੇ ਅੰਤਰੀ ਭਾਵ ਉਸ ਚਿੰਨ ਦੇ ਗਵਾਚ ਗਏ ਫਿਰ ਗੁਰੂ ਨੇ ਕਿਹਾ ਭਲਿਓ ਜਿਹੜੇ ਚਿੰਨ ਤੁਸੀਂ ਤਨ ਤੇ ਪਾਈ ਬੈਠੇ ਹੋ ਆਓ ਮੈਂ ਤੁਹਾਡੇ ਚਿੰਨਾਂ ਰੀ ਦੱਸਣਾ ਕਿ ਇਹਦੇ ਰੂਹਾਨੀ ਅਰਥ ਕੀ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲੈਨੇ ਆ ਜਿਵੇਂ ਇਹ ਸ਼ਬਦ ਪੜ੍ਹਨੇ ਅਸੀਂ ਆਸਾ ਕੀ ਵਾਰ ਚ ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਆਸਾ ਕੀ ਵਾਰ ਤੋਂ ਬਿਨਾ ਖਿੰਦੂ ਕਹਿ ਕਰ ਹਿੰਦੂ ਆਵੇ ਆਪਣਾ ਵਿਸ਼ਾ ਹੈ ਅੱਜ ਦਾ ਜੋਗ ਮਤ ਦੇ ਚਿੰਨਾਂ ਦਾ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ ਪੜ ਗਲ ਪਾਵੇ ਹਿੰਦੂ ਦੇ ਘਰ ਬ੍ਰਾਹਮਣ ਹਿੰਦੂ ਆਇਆ ਉਹਨੇ ਸੂਤਰ ਪੜ ਕੇ ਮੰਤਰ ਪਾ ਦਿੱਤਾ ਹੁਣ ਉਹ ਨਿਆਣੇ ਨੇ ਪਾ ਲਿਆ ਕੰਨ 'ਚ ਕਹਿ ਵੀ ਦਿੱਤਾ ਤੇਰਾ ਗੁਰੂ ਬ੍ਰਾਹਮਣ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ ਪੜ ਗਲ ਪਾਵੇ ਸੂਤ ਪਾਏ ਕਰੇ ਬੁਰਾਈ ਨਾਤਾ ਧੋਤਾ ਥਾਂ ਨਾ ਪਏ ਚਿੰਨ ਦੇ ਅਰਥ ਗਵਾਚ ਗਏ ਗੁਰੂ ਨਾਨਕ ਸਾਹਿਬ ਸਾਹਮਣੇ ਜਦੋਂ ਇਹ ਚਿੰਨ ਆਉਂਦਾ ਹੈ ਸੱਚ ਇਹ ਵਿੱਚ ਜਿਹਨੂੰ ਨੰਨੂ ਕਹਿੰਦੇ ਆ ਜਨੇਊ ਕਹਿੰਦੇ ਆ ਜਗੋ ਪਵਿੱਤ ਕਹਿੰਦੇ ਆ ਜਦੋਂ ਹਜ਼ੂਰ ਨੂੰ ਜਨੇਊ ਪਾਉਂਦੇ ਆ ਤੇ ਗੁਰੂ ਸਾਹਿਬ ਉਸ ਧਾਗੇ ਦੇ ਹੀ ਅਰਥ ਬਦਲ ਕੇ ਰੱਖ ਦਿੰਦੇ ਆ ਸਿਰਫ ਧਾਗੇ ਦੇ ਮੰਤਰ ਛੱਡੋ ਬਾਕੀ ਮਹਾਰਾਜ ਕਹਿੰਦੇ ਆ ਕਿ ਜਨੇਊ ਪਾ ਇਹਦੇ ਅੰਤਰੀ ਅਰਥ ਨੇ ਇਹ ਕਪਾਹ ਨੂੰ ਕਪਾਹ ਵਿੱਚੋਂ ਇਹ ਕੱਤ ਕੇ ਸੂਤਰ ਧਾਗਾ ਚਰਖੇ ਤੇ ਇਹ ਤਾਂ ਜਨੇਊ ਬਣਿਆ ਧਾਗੇ ਦਾ ਸੂਤ ਦਾ ਇੱਕ ਕੰਮ ਕਰ ਜੇ ਤੇਰੇ ਅੰਦਰ ਦਇਆ ਆ ਗਈ ਤੇ ਤੂੰ ਸਮਝੀ ਆਤਮਾ ਦੇ ਜਨੇਊ ਦੀ ਕਪਾਹ ਤਿਆਰ ਹੋ ਗਈ ਬੇਨਤੀ ਜੇ ਤੇਰੇ ਅੰਦਰ ਸੰਤੋਖ ਆ ਜਾਏ ਦਇਆ ਕਪਾਹ ਸੰਤੋਖ ਸੂਤ ਇਹ ਤੇਰੇ ਵਾਸਤੇ ਕਪਾਹ ਤੋਂ ਬਾਅਦ ਸੂਤਰ ਬਣ ਗਿਆ ਜੇ ਤੇਰਾ ਜੀਵਨ ਸੰਤੋਖੀ ਹੋ ਜਾਏ ਦਇਆ ਕਪਾਹ ਸੰਤੋਖ ਸੂਤ ਤੀਸਰੀ ਗੱਲ ਜਤ ਗੰਢੀ ਗੰਢਾਂ ਦਿੰਦੇ ਨੇ ਜੇ ਤੇਰੇ ਜੀਵਨ ਦੇ ਵਿੱਚ ਇੰਦਰੀਆਂ ਤੇ ਕਾਬੂ ਪਾ ਜਾਏ ਮਨ ਦਾ ਵੀ ਜਤੀ ਹੋ ਜਾਏ ਯਾਦ ਰੱਖਿਓ ਇੰਦਰੀਆਂ ਦੇ ਜਤੀ ਧੱਕੇ ਨਾਲ ਬੰਦੇ ਹੱਥ ਨਾਲ ਵੀ ਹੋ ਜਾਂਦੇ ਨੇ ਮਨ ਦਾ ਜਤੀ ਕੋਈ ਰੱਬ ਕਰ ਕਿਰਪਾ ਹੋਵੇ ਤਾਂ ਜਿਹਦੇ ਅੰਦਰ ਫੁਰਨ ਹੈ ਜਿਹਦੇ ਅੰਦਰ ਫੁਰਨਾ ਸੀਖ ਚੱਲਦਾ ਪਿਆ ਸੀ ਜਿਹਦੇ ਅੰਦਰ ਫੁਰਨਾ ਹੀ ਨਾ ਕੋਈ ਉੱਠੇ ਗੁਰੂ ਜੀ ਕਹਿੰਦੇ ਨੇ ਦਇਆ ਕਪਾ ਸੰਤੂਕ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਕਤ ਇਹਦਾ ਮਤਲਬ ਇੱਕ ਜਨੂ ਦੇ ਚਿੰਨ ਦੇ ਚਾਰ ਅੰਦਰੂਨੀ ਅਰਥ ਕਰ ਦਿੱਤੇ ਦਇਆ ਸੰਤੋਖ ਜਤ ਤੇ ਸਤ ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਗੁਰੂ ਜੀ ਦੇ ਸਾਹਮਣੇ ਮਸੀਤ ਆਉਂਦੀ ਹੈ ਉਸ ਪਰਸੋਂ ਸ਼ੌਦ ਅਸੀਂ ਸਵੇਰ ਦੇ ਦੀਵਾਨ 'ਚ ਵੇਖਿਆ ਸੀ ਉਥੇ ਗੁਰੂ ਜੀ ਨੇ ਮਸੀਤ ਦੇ ਵੀ ਰੂਹਾਨੀ ਅਰਥ ਕੀਤੇ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਮਸੀਤ ਉਹਦਾ ਧਰਮ ਸਥਾਨ ਹੈ ਮਸੱਲੇ ਤੇ ਬੈਠ ਕੇ ਉਹ ਨਮਾਜ਼ ਪੜਦਾ ਸੱਚਮੁੱਚ ਉਹ ਕੁਰਾਨ ਦੀਆਂ ਆਇਤਾਂ ਪੜਦਾ ਸਤਿਗੁਰੂ ਨੇ ਉਹਦੇ ਅਰਥ ਵੀ ਅੰਤਰੀਵ ਕਰ ਦਿੱਤੇ ਕਿ ਮੇਰ ਦੀ ਮਸੀਤ ਬਣਾ ਸਿਦਕ ਦਾ ਮਸੱਲਾ ਵਿਛਾ ਹੱਕ ਹਲਾਲ ਦੀ ਕਮਾਈ ਕਰ ਇਹ ਕੁਰਾਨ ਕਹੇ ਸ਼ਰਮ ਦਾ ਸ਼ਰਮ ਦੀ ਸੁਨਤ ਰੱਖ ਸ਼ਰਮ ਸੁਨਤ ਬਣਾ ਸੀਲ ਦਾ ਰੋਜ਼ਾ ਬਣਾ ਫਿਰ ਤੂੰ ਮੁਸਲਮਾਨ ਬਣੇਗਾ ਇਹ ਸਾਰੇ ਜਿਹੜੇ ਬਾਹਰ ਦੇ ਕਰਮ ਤੇ ਚਿੰਨ ਸਨ ਮੈਂ ਗੁਰੂ ਜੀ ਨੇ ਰੂਹਾਨੀ ਅਰਥਾਂ ਵਿੱਚ ਬਦਲ ਕੇ ਰੱਖ ਦਿੱਤੇ ਇਸੇ ਤਰ੍ਹਾਂ ਈਵਨ ਕਿ ਖੇਤੀ ਵਾਲਾ ਦੁਕਾਨਦਾਰ ਨੌਕਰੀ ਵਾਲਾ ਵਪਾਰ ਸਾਰਿਆਂ ਦੇ ਚਿੰਨਾਂ ਨੂੰ ਬਦਲ ਕੇ ਰੱਖ ਦਿੱਤਾ ਬਾਬਾ ਜੀ ਨੇ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨਕੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਲ ਜਮਸੀ ਸੇ ਕਰ ਭਗਤ ਵੇਖ ਵੇਖੋ ਇਹ ਸਾਰੇ ਬਾਹਰ ਦੇ ਚਿੰਨ ਜ਼ਿਮੀਦਾਰ ਦੇ ਦੁਕਾਨਦਾਰ ਨੂੰ ਕਿਹਾ ਹਾਨ ਹਟ ਕਰ ਆਰ ਜਾਂ ਸਤ ਨਾਮ ਕਰਵਤ ਸੁਰਤ ਸੋਚ ਕਲ ਭਾਰ ਸਰ ਤਿਸ ਵਿੱਚ ਤਿਸ ਨੂੰ ਰੱਖ ਮੇਰੇ ਕਹਿਣ ਤੋਂ ਮੁਰਾਦ ਅੱਜ ਜਦੋਂ ਜੋਗੀਆਂ ਨੂੰ ਉਪਦੇਸ਼ ਦਿੰਦੇ ਆ ਸਤਿਗੁਰੂ ਜਿਹੜੇ ਚਿੰਨ ਜੋਗੀ ਧਾਰਨ ਕਰ ਰਿਹਾ ਜਿਹੜਾ ਵਰਤਾਰਾ ਵਰਤਦੇ ਆ ਜਿਹੜੇ ਉਹ ਲੋਕ ਆਪਸ ਵਿੱਚ ਗੱਲਬਾਤ ਕਰਦੇ ਆ ਗੁਰੂ ਨਾਨਕ ਸਾਹਿਬ ਨੇ ਮੈਂ ਤਾਂ ਹੀ ਕਹਿਣਾ ਹੁੰਨਾ ਹਿੰਦੂ ਮੁਸਲਮਾਨ ਜੋਗੀ ਕਾਜ਼ੀ ਮੁੱਲਾ ਬ੍ਰਾਹਮਣ ਪੰਡਤ ਗਿਆਨੀ ਬੋਧੀ ਜੋ ਵੀ ਹੈ ਜੇ ਕਿਸੇ ਨੇ ਆਪਣੇ ਧਰਮ ਦੇ ਰੂਹਾਨੀ ਅਰਥ ਲੱਭਣੇ ਨੇ ਤੇ ਇੱਕ ਵਾਰੀ ਗੁਰੂ ਨਾਨਕ ਦੀ ਬਾਣੀ ਨੂੰ ਮੱਥਾ ਟੇਕ ਕੇ ਵੇਖੋ ਇੱਥੇ ਹਰ ਧਰਮ ਦੇ ਰੂਹਾਨੀ ਅਰਥ ਕੀਤੇ ਗਏ ਵੀ ਇਹ ਚਿੰਨਾਂ ਦੇ ਅਰਥ ਕੀ ਨੇ ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ ਪਹਿਲਾ ਬਚਨ ਜੋਗ ਮਤ ਵਿੱਚ ਗੋਰਖਨਾਥ ਨੇ ਜਾਂ ਨਾਤ ਪਰੰਪਰਾ ਨੇ ਕੁਝ ਚਿੰਨ ਦਿੱਤੇ ਭਾਵੇਂ ਉਹਨਾਂ ਮੁਤਾਬਕ ਇਹਦੇ ਕੋਈ ਅੰਤਰੀਵ ਅਰਥ ਹੋਣਗੇ ਹੈ ਵੀ ਸੰਤ ਮਹਾਰਾਜ ਜੀ ਨੇ ਪਹਿਲਾ ਬਚਨ ਕਿਹਾ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਪਹਿਲਾ ਸ਼ਬਦ ਕੰਨਾਂ ਵਿੱਚ ਮੁੰਦਰਾ ਪਾਉਂਦੇ ਨੇ ਨਾਥ ਆ ਗੋਲ ਜੀਆਂ ਬਲੌਰ ਦੀਆਂ ਕੱਚ ਦੀਆਂ ਦੂਸਰਾ ਉਹਨਾਂ ਕੋਲ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਖੱਪਰ ਹੁੰਦਾ ਤੇ ਇੱਕ ਝੋਲੀ ਹੁੰਦੀ ਹੈ ਉਹ ਪਹਿਲੇ ਤਿੰਨ ਚਿੰਨ ਜਿਹੜੇ ਕਹੇ ਮੁੰਦਰਾ ਖੱਪਰ ਚਿੱਪੀ ਤੇ ਝੋਲੀ ਜਿਹੜੀ ਏ ਉਹ ਆਪਣੀ ਗੱਲ ਨਾਲ ਲਟਕਾਈ ਹੁੰਦੀ ਉਂਝ ਵੈਸੇ ਪੰਜਾਬੀ ਸਾਡੇ ਝੋਲੀ ਗੱਲ ਨਾਲ ਬੰਨਿਆ ਹੋਇਆ ਕੱਪੜਾ ਵੀ ਹੁੰਦਾ ਜਦੋਂ ਆਪਾਂ ਇਹ ਨਹੀਂ ਕਿ ਕੱਲਾ ਝੋਲੀ ਜੋਗੀ ਪਾਉਂਦਾ ਮੈਨੂੰ ਯਾਦ ਹੈ ਜਦੋਂ ਛੱਟੇ ਵਾਲੀ ਕਣਕ ਬੀਜਦੇ ਸਾਂ ਜਾਂ ਕੇਰਾ ਕਰਦੇ ਸਾਂ ਤੇ ਝੋਲੀ ਆਪਣੇ ਮੋਢੇ ਤੇ ਪਾਈ ਜਾਂਦੀ ਸੀ ਇੱਕ ਤਰੀਕਾ ਹੋਰ ਹੈ ਉਹ ਸੀ ਆਪਣੇ ਕੱਪੜੇ ਨੂੰ ਆਪਣੇ ਤਨ ਦੇ ਬਸਤਰ ਦੇ ਅਗਲਾ ਜਿਹੜਾ ਖੀਸਾ ਹੈ ਇਸ ਕੱਪੜੇ ਨੂੰ ਕਿਸੇ ਅੱਗੇ ਫੈਲਾ ਦੇਣਾ ਨੂੰ ਵੀ ਆਪਾਂ ਝੋਲੀ ਕਹਿੰਦੇ ਹਾਂ ਇਤੋਂ ਸ਼ਬਦ ਝੋਲਾ ਬਣਿਆ ਹੈ ਜਿਹੜਾ ਅੱਜ ਕੱਲ ਨਹੀਂ ਵਰਤਿਆ ਜਾਂਦਾ ਹਜ਼ੂਰ ਨੇ ਸ਼ਬਦ ਵਰਤਿਆ ਕਿ ਝੋਲੀ ਸ਼ਬਦ ਵਰਤਿਆ ਧਿਆਨ ਕੀ ਕਰੈ ਵਿਪੂਤ ਤੇ ਜੋਗੀ ਵਿਪੂਤੀ ਮਲਦੇ ਆ ਸਵਾ ਮਲਦੇ ਆ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਮੁਤਾਬਕ ਅਸਲ ਜੋ ਕੀ ਹੈ ਇਥੋਂ ਤੱਕ ਮੈਂ ਕਈ ਵਾਰੀ ਸੋਚਣਾ ਕਿ ਆਮ ਬੰਦੇ ਮਹਾਰਾਜ ਨੇ ਦਰਸ਼ਨ ਦਿੱਤੇ ਕੌਡੇ ਰਾਖਸ਼ ਨੇ ਦੇ ਸਵਾਲ ਹੀ ਕੋਈ ਨਹੀਂ ਕੀਤਾ ਸਾਡਾ ਇਤਿਹਾਸ ਕਹਿੰਦਾ ਬਸ ਇੱਕ ਵਾਰੀ ਦਰਸ਼ਨ ਕੀਤੇ ਡਿੱਗ ਪਿਆ ਸੱਜਣ ਠੱਗ ਨੇ ਕੋਈ ਆਰਗੂਮੈਂਟ ਕੋਈ ਡਾਇਲੌਗ ਨਹੀਂ ਕੀਤਾ ਉਹ ਇਸੇ ਸੀ ਇਹ ਸੌਵੇਂਗਾ ਤੇ ਮਾਰਾਂਗਾ ਇੱਕੋ ਸ਼ਬਦ ਸੁਣਿਆ ਬਸ ਨਾਲ ਹੀ ਨਿਸਲ ਹੋ ਕੇ ਮੱਥਾ ਟੇਕ ਦਿੰਦਾ ਸਭ ਤੋਂ ਵੱਧ ਜੇ ਗੁਰੂ ਨਾਨਕ ਸਾਹਿਬ ਨਾਲ ਕਿਸੇ ਨੇ ਡਾਇਲੌਗ ਰਚਾਇਆ ਸਭ ਤੋਂ ਵੱਧ ਉਹ ਸਿੱਧਾਂ ਤੇ ਨਾਥਾਂ ਜੋਗੀਆਂ ਨੇ ਰਚਾਇਆ ਉਹਦੇ ਵਿੱਚ ਪਖੰਡੀ ਵੀ ਹੋਣਗੇ ਪਰ ਸੱਚ ਇਹ ਵੇ ਉਹਦੇ ਵਿੱਚ ਸ਼ਬਦ ਦੇ ਅਭਿਆਸੀ ਤੇ ਅੰਦਰੂਨੀ ਰੋਹਾਨੀਅਤ ਨੂੰ ਜਾਣਨ ਵਾਲੇ ਵੀ ਬਹੁਤ ਸਨ ਜਿਹੜੀ ਸਿੱਧ ਗੋਸ਼ਟ ਦੀ ਬਾਣੀ ਹੈ ਉਹ ਇੰਨੀ ਕੁ ਡੂੰਗੀ ਹੈ ਜਿਵੇਂ ਜਪਜੀ ਸਾਹਿਬ ਦੀ ਅਸੀਂ ਗੱਲ ਕਰ ਰਹੇ ਹਾਂ ਸਿੱਧ ਗੋਸ਼ਟ ਵਿੱਚ ਇੱਕ ਇੱਕ ਸਵਾਸ ਦੇ ਸਵਾਲ ਕੀਤੇ ਆ ਕਿ 10 ਉਂਗਲਾਂ ਸਵਾਸ ਬਾਹਰ ਜਾਂਦਾ ਹੈ 10 ਉਂਗਲਾਂ ਧੁਰ ਅੰਦਰ ਜਾਂਦਾ ਹੈ ਸੈਂਕੜੇ ਸਵਾਲ ਨੇ ਪਰ ਮੈਂ ਇੱਕ ਦਿਨ ਬੇਨਤੀ ਕੀਤੀ ਸੰਗਤ ਨੂੰ ਜਿਨ੍ਹਾਂ ਨੂੰ ਕਮਾਈ ਨਹੀਂ ਸੀ ਉਹਨਾਂ ਨੇ ਕਿਹਾ ਬਸ ਬਾਬਾ ਤੇਰੇ ਅੱਗੇ ਮੱਥਾ ਟੇਕਿਆ ਪਰ ਅਖੀਰਲੀ ਗੋਸ਼ਟ ਸਿੱਧਾਂ ਦੀ ਪੰਜਾਬ ਦੀ ਧਰਤੀ ਤੇ ਹੋਈ ਮਹਾਰਾਜ ਨੂੰ ਅੱਜ ਕੱਲ ਉਤਰਾਂਚਲ ਚ ਯੂਪੀ ਕਹਿੰਦੇ ਆ ਉਤਰਾਖੰਡ ਕਹਿੰਦੇ ਆ ਨਾਨਕ ਮਤੇ ਮਿਲੇ ਸਮੇਰ ਪਰਬਤ ਤੇ ਮਿਲੇ ਤੀਰਥਾਂ ਤੇ ਮਿਲੇ ਇਹ ਸਾਰੇ ਲੋਕ ਮਿਲਦੇ ਰਹੇ ਅਖੀਰਲੀ ਗੋਸ਼ਟ ਮਹਾਰਾਜ ਜੀ ਦੀ ਅਚਲ ਵਟਾਲੇ ਹੋਈ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਜਿਹੜੇ ਸ਼ਬਦ ਉਹਨਾਂ ਕਹੇ ਮੈਂ ਸਿਰਫ ਦੋ ਕੁ ਪੌੜੀਆਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਜਦੋਂ ਮਹਾਰਾਜ ਅਚਲ ਜਾਂਦੇ ਆ ਵਟਾਲੇ ਤੇ ਉਹ ਤਾਂ ਜਿਨ੍ਹਾਂ ਦਰਸ਼ਨ ਕੀਤੇ ਨੂੰ ਪਤਾ ਹੁਣ ਉੱਥੇ ਨਾਲ ਹੀ ਮੰਦਿਰ ਹੈ ਸ਼ਿਵ ਜੀ ਦਾ ਮੰਦਿਰ ਹੈ ਨਾਲ ਅੱਜ ਵੀ ਤੇ ਨਾਲ ਹੀ ਗੁਰਦੁਆਰਾ ਹੈ ਤੇ ਲੰਗਰ ਸਾਰੇ ਗੁਰਦੁਆਰੇ ਹੀ ਛਕਦੇ ਆ ਤੇ ਬਾਬੇ ਨਾਨਕ ਦੀ ਬਰਕਤ ਤੇ ਉੱਥੇ ਬਹੁਤ ਹੈ ਹੁਣ ਉੱਥੇ ਅਚਲ ਸ਼ਿਵਰਾਤਰੀ ਦਾ ਮੇਲਾ ਸੀ ਤੇ ਮਹਾਰਾਜ ਜਦੋਂ ਜਾਂਦੇ ਆ ਤੇ ਕੁਦਰਤੀ ਤੌਰ ਤੇ ਉਸ ਵਕਤ ਹਜ਼ੂਰ ਦੇ ਸ਼ਬਦ ਦੇ ਰਸੀਏ ਅਨੇਕਾਂ ਸਿੱਖ ਬਣ ਗਏ ਉਹ ਸਾਰੀ ਲੁਕਾਈ ਹਜ਼ੂਰ ਦੇ ਚਰਨਾਂ ਚ ਆ ਗਈ ਤੇ ਸਿੱਧਾਂ ਨੂੰ ਇਹ ਫਿਰ ਪ੍ਰੋਬਲਮ ਖੜੀ ਹੋ ਗਈ ਉਹਨਾਂ ਦੇ ਅੰਦਰ ਜਹਿਲਸ ਉੱਠੀ ਈਰਖਾ ਉੱਠੀ ਵੀ ਇਹ ਗ੍ਰਿਸ਼ਤੀ ਬੰਦਾ ਇੱਥੇ ਲਫ਼ਜ਼ ਨਹੀਂ ਕਹੇ ਮੈਂ ਉਸ ਦਿਨ ਕਿਹਾ ਸੀ ਕਿ ਇਸ ਦੁਨੀਆ ਦਾ ਦਸਤੂਰ ਹੈ ਕਿ ਜਦੋਂ ਸੱਚ ਦੇ ਰਸਤੇ ਤੇ ਕੋਈ ਚੱਲਦਾ ਤੇ ਅਕਸਰ ਪਖੰਡੀ ਝੂਠੇ ਬੰਦੇ ਖਿਮਾ ਕਰਿਓ ਆਪਣੀ ਬੇੜੀ ਡੁੱਬਦੀ ਦੇਖ ਕੇ ਸੱਚੇ ਬੰਦੇ ਤੇ ਚਿੱਕਰ ਸੱਟਣ ਲੱਗ ਪੈਂਦੇ ਵੀ ਇਹ ਬੰਦਾ ਕਿਸ ਤਰੀਕੇ ਨਾਲ ਬਦਨਾ ਬਾਬਾ ਜੀ ਨੇ ਕਿਹਾ ਕੋਈ आख है ਕੋ ਕਹੇ ਬਿਤਾਲਾ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਉਥੇ ਫਿਰ ਇਹ ਸਵਾਲ ਉੱਠਿਆ ਜਦੋਂ ਖਾਰ ਦੇ ਦਿਸੇ ਇਹ ਸਵਾਲ ਉੱਠਿਆ ਵੀ ਤੁਸੀਂ ਸਾਰੀ ਜ਼ਿੰਦਗੀ ਆਪਣੇ ਘਰੋਂ ਬਾਹਰ ਰਹੇ ਆ ਹੁਣ ਤੁਸੀਂ ਕਰਤਾਰਪੁਰ ਸੁਣਿਆ ਆਪਣੇ ਬੱਚਿਆਂ 'ਚ ਆਪਣੀ ਇਸਤਰੀ ਪਰਿਵਾਰ 'ਚ ਰਹਿ ਗਏ ਤੁਹਾਡੀ ਤਾਂ ਹਾਲਤ ਜਿਵੇਂ ਬੰਦਾ ਟੀਚਰ ਨਹੀਂ ਕਰਦਾ ਤੇਰੀ ਹਾਲਤ ਤਾਂ ਇਹ ਹੋਗੀ ਨਾਨਕ ਸਾਰੀ ਜ਼ਿੰਦਗੀ ਦੁੱਧ ਇਕੱਠਾ ਕੀਤਾ ਜਦੋਂ ਤਤ ਵਸਤੂ ਲੈਣ ਦਾ ਮੌਲਾ ਮੌਕਾ ਆਇਆ ਕਾਂਜੀ ਦੀਆਂ ਬੂੰਦਾਂ ਪਾ ਕੇ ਆਪਣੀ ਕਮਾਈ ਤੂੰ ਖਰਾਬ ਕਰ ਲਈ ਤੇ ਬੜਾ ਵੱਡਾ ਤਨ ਹੈ ਜੀ ਇੱਕ ਉਹ ਭਾਈ ਸਾਹਿਬ ਲਿਖਦੇ ਆ ਕਿ ਖਾਦੀ ਖੁਣਸ ਜੁਗੀਸ਼ਰਾਂ ਜੁਗੀਸ਼ਰ ਸ਼ਬਦ ਵਰਤੇ ਹੈ ਜੋਗੀਆਂ ਵਿੱਚੋਂ ਜਿਹੜੇ ਪ੍ਰਧਾਨ ਨੇ ਵੱਡੇ ਆਮ ਨਹੀਂ ਚਿੱਪੀਆਂ ਚੁੱਕਣ ਵਾਲੇ ਖਾਦੀ ਖੁਣਸ ਜੁਗੀਸ਼ਰਾਂ ਗੋਸ਼ਟ ਕਰਨ ਸਭੇ ਉਠਤਾਏ ਧਾਈ ਪੁੱਛੇ ਜੋਗੀ ਭੰਗਰ ਨਾ ਤੂੰ ਜੋ ਦੁੱਧ ਵਿੱਚ ਕਿਉ ਕਾਂਜੀ ਪਾਈ ਦੇਖੋ ਪੁੱਛੇ ਜੋਗੀ ਭੰਗਰ ਨਾ ਤੂੰ ਦੁੱਧ ਵਿੱਚ ਕਿਉ ਕਾਂਜੀ ਪਾਈ ਫਟਿਆ ਚਾਚਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਭੇਖ ਉਤਾਰ ਉਦਾਸ ਦਾ ਵਤ ਕਿਉ ਸੰਸਾਰੀ ਰੀਤ ਚਲਾਈ ਫਿਰ ਬੇਨਤੀ ਸੁਣਿਓ ਤੁਸੀਂ ਛੱਡਿਆ ਸੀ ਸਭ ਕੁਝ ਤੇ ਦੁਬਾਰਾ ਫਿਰ ਗ੍ਰਸਤ ਚ ਆ ਗਏ ਅੱਗੋਂ ਫਿਰ ਬਾਬਾ ਜੀ ਨੇ ਪੁੱਤਰ ਉੱਤਰ ਦਿੱਤਾ ਕਿ ਮਹਾਰਾਜ ਨੂੰ ਉਹ ਕਹਿ ਰਹੇ ਨੇ ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਨਾਨਕ ਆਖੇ ਭੰਗਰਨਾਥ ਤੇਰੀ ਮਾਉ ਕੁਚੱਜੀ ਆਈ ਤੇਰੀ ਮਾਤੀ ਕੁਚੱਜੀ ਮਾਉ ਕੁਚੱਜੀ ਕਿਹਾ ਤੈਨੂੰ ਅਕਲ ਹੀ ਕੋਈ ਨਹੀਂ ਕਿਉਂਕਿ ਉਹਨੇ ਵੀ ਚੁੱਪਵੀਂ ਜੀ ਗੱਲ ਕੀਤੀ ਨਾ ਬਾਬੇ ਨਾਨਕ ਆਖਿਆ ਭੰਗਰਨਾਥ ਤੇਰੀ ਮਾਉ ਕੁਚੱਜੀ ਆਈ ਭਾਂਡਾ ਧੋਏ ਨਾ ਜਾਤਿਆਂ ਜਾਤਿਆਂ ਭਾਏ ਕੁਚੱਜੇ ਫੁੱਲ ਛੜਾਈ ਜਿਸ ਗ੍ਰਿਸ਼ਤ ਨੂੰ ਤੂੰ ਕਾਂਜੀ ਕਹਿ ਰਿਹਾ ਹੈ ਹੋਏ ਅਤੀਤ ਗ੍ਰਿਸ਼ਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ ਤੂੰ ਉਹਨਾਂ ਦੇ ਘਰ ਅੱਗੇ ਚਿੱਪੀਆਂ ਖਲੋ ਲੈ ਕੇ ਮੰਗਣਾ ਜੇ ਕਾਂਜੀ ਹੈ ਤੇ ਤੂੰ ਕਾਂਜੀ ਰੋਜ਼ ਖਾਈ ਕਿਉਂ ਜਾਂਦਾ ਫਿਰ ਬੇਨਤੀ ਹੈ ਕੋਏ ਅਤੀਤ ਗ੍ਰਿਸ਼ਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ ਮਹਾਰਾਜ ਨੇ ਜਦੋਂ ਇਹ ਸ਼ਬਦ ਕਹੇ ਸੱਚਮੁੱਚ ਉਹ ਨਿਸਲ ਉੱਥੇ ਫਿਰ ਭਾਈ ਸਾਹਿਬ ਨੇ ਚਾਰ 17 ਹੋਰ ਲਿਖੀਆਂ ਨੇ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾੰਤ ਸਿੱਧਾਂ ਵਿੱਚ ਆਈ ਜਿਨ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ ਹੁਣ ਇੱਥੇ ਸਿੱਧ ਝੋਕ ਕੇ ਕਹਿੰਦੇ ਸਿੱਧ ਬੋਲਣ ਸੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ ਮੈਂ ਅਰਜ਼ ਕਰਾਂ ਇੱਥੇ ਬਸ ਝੋਕ ਗਿਆ ਸਮਰਪਣ ਕਰ ਦਿੱਤਾ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਭਰੇ ਮੇਲੇ ਚ ਉਹਨਾਂ ਕਿਹਾ ਕਿ ਦੁਨੀਆ ਵਾਲਿਓ ਸੱਚ ਜੇ ਅਸੀਂ ਈਰਖਾ ਦੇ ਮਾਰੇ ਬਹੁਤ ਕੁਝ ਕਹਿ ਰਹੇ ਸਾਂ ਇਦੋਂ ਵੱਡਾ ਮਹਾਪੁਰਖ ਇਸ ਵੇਲੇ ਧਰਤੀ ਤੇ ਕੋਈ ਨਹੀਂ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਹਜ਼ੂਰ ਨੇ ਮੇਰੇ ਕਹਿਣ ਤੋਂ ਮੁਰਾਦ ਵਾਰ-ਵਾਰ ਜੋਗੀ ਸਵਾਲ ਕਰਦੇ ਆ ਹੁਣ ਉਹਨਾਂ ਦਾ ਉੱਤਰ ਦਿੰਦੇ ਆ ਕਿ ਤੁਹਾਡੇ ਅੰਤਰੀਵ ਅਰਥ ਕੀ ਨੇ ਮਹਾਰਾਜ ਕਹਿੰਦੇ ਕੰਨ ਚ ਮੁੰਦਰਾ ਕੱਚ ਦੀਆਂ ਨਾ ਪਾ ਆਤਮਿਕ ਜੋਗੀ ਬੰਨੇ ਜੋਗੀ ਦਾ ਅਰਥ ਮਿਲਿਆ ਫਿਰ ਇੱਕ ਕੰਮ ਕਰ ਮੁੰਦਾ ਸੰਤੋਖ ਸੰਤੋਖ ਦੀਆਂ ਮੁੰਦਰਾਂ ਆਪਣੇ ਕੰਨ ਵੀ ਧਾਰਨ ਕਰ ਸੰਤੋਖ ਦੀਆਂ ਮੁੰਦਰਾਂ ਮੁੰਦਰਾਂ ਹੁੰਦੀਆਂ ਨੇ ਦੋ ਦੋ ਕੰਨ ਨੇ ਦੋ ਹੀ ਮੁੰਦਰਾਂ ਤੇ ਅਸਲ 'ਚ ਇਹਦੇ ਭਾਵ ਅਰਥ ਇਹ ਨੇ ਸੰਤੋਖ ਵੀ ਦੋ ਤਰੀਕੇ ਨਾਲ ਕਮਾਇਆ ਜਾਂਦਾ ਹੈ ਜੋ ਪ੍ਰਾਪਤ ਹੈ ਉਸ ਵਿੱਚ ਪ੍ਰਸੰਨ ਰਹਿਣਾ ਜੋ ਇਹ ਪ੍ਰਾਪਤ ਹੈ ਉਹਦੀ ਇੱਛਾ ਨਾ ਕਰਨੀ ਜੋ ਮਿਲਿਆ ਹੈ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਣਾ ਜੋ ਨਹੀਂ ਮਿਲਿਆ ਉਹਦੇ ਵਾਸਤੇ ਤਰਲੋ ਮੱਛੀ ਨਹੀਂ ਹੋਣਾ ਜਿਹੜਾ ਕੱਲ ਅਸੀਂ ਪੜਿਆ ਸੀ 10 ਵਸਤੂ ਲੈ ਪਾਛੇ ਪਾਵੇ ਇਹ ਮਿਲਿਆ ਤੈਨੂੰ ਤਾਂ ਵੀ ਤਰਲੋ ਮੱਛੀ ਹੋ ਰਿਹਾ ਇੱਕ ਵਸਤ ਕਾਰਨ ਬੇਖੋਟ ਨਾ ਮਿਲੇ ਤੇ ਤ੍ਰਿਪਤ ਤੇ ਨਾ ਨਾ ਮਿਲੇ ਤੇ ਤ੍ਰਿਪਤ ਹੈ ਮੈਂ ਬੇਨਤੀ ਕਰਾਂ ਸੰਤੋਖ ਦੀਆਂ ਦੋ ਮੁੰਦਰਾਂ ਨੇ ਜੋ ਮਿਲਿਆ ਇਸ ਤੇ ਖੁਸ਼ ਜੋ ਨਹੀਂ ਮਿਲਿਆ ਭਾਈ ਸੱਜਣਾ ਉਹਦੇ ਵਾਸਤੇ ਐਵੇਂ ਇੱਛਾਵਾਂ ਫੁਰਨੇ ਨਾ ਵਧਾ ਗੁਰੂ ਜੀ ਨੇ ਪਹਿਲਾ ਸ਼ਬਦ ਕਿਹਾ ਸੰਤੋਖ ਹੁਣ ਅਸੀਂ ਉਸ ਦਿਨ ਸੰਤੋਖ ਲਫ਼ਜ਼ ਪੜਿਆ ਸੀ ਸੰਤੋਖ ਥਾਪ ਰੱਖਿਆ ਜਿਨ ਸੂਤ ਗੁਰਮਖੋ ਸੰਤੋਖ ਮਜਬੂਰੀ ਦਾ ਨਾਮ ਨਹੀਂ ਬਿਲਕੁਲ ਨਹੀਂ ਸੰਤੋਖ ਧੱਕੇ ਦਾ ਨਾਮ ਨਹੀਂ ਸੱਚ ਏਵੇਂ ਸੰਤੋਖ ਸਿਮਰਨ ਵਿੱਚੋਂ ਨਿਕਲੀ ਕੋਈ ਭਾਣੇ ਦੀ ਉਹ ਅਵਸਥਾ ਹੈ ਜਿਸ ਤਰ੍ਹਾਂ ਰੱਬ ਰੱਖਦਾ ਹੈ ਉਹ ਆਪਣੇ ਵੱਲ ਵੇਖਣ ਦੀ ਥਾਂ ਆਪਣੇ ਮਹਿਬੂਬ ਦੀ ਖੁਸ਼ੀ ਲੈਣੀ ਚਾਹੁੰਦਾ ਹੈ ਜੋ ਰਾਜ ਦੇਹ ਤਾਂ ਇਹ ਸੰਤੋਖ ਹੈ ਜੋ ਰਾਜ ਦੇਹ ਤਾਂ ਕਮਨ ਵਡਾਈ ਜੋ ਭੀਖ ਮੰਗਾਵੇਂ ਤਾਂ ਕਿਆ ਕੱਟ ਜਾਈ ਜੇ ਰਾਜ ਦਿੱਤਾ ਤਾਂ ਵੀ ਕੋਈ ਨਹੀਂ ਜੇ ਖੈਰ ਮੰਗਾਂਦਾਂਗਾ ਭੀਖ ਮੰਗਾਂਗਾ ਤਾਂ ਵੀ ਤੇਰਾ ਇੱਕ ਸਮਝਣ ਲਈ ਸੰਤੋਖ ਜਦੋਂ ਆਉਂਦਾ ਹੈ ਸੰਤੋਖ ਮਨ ਦੀ ਇੱਕ ਅਵਸਥਾ ਹੈ ਪਿਛਲੇ ਦਿਨ ਵੀ ਇੱਕ ਵਿਚਾਰ ਜਗ ਇੱਕ ਜਗ੍ਹਾ ਚੱਲੀ ਸੀ ਮੈਨੂੰ ਸ਼ਾਇਦ ਇੱਥੇ ਕਿਤੇ ਕਿ ਸੰਤੋਖ ਤੋਂ ਬਿਨਾ ਅੰਦਰ ਗੁਣ ਟਿਕ ਹੀ ਨਹੀਂ ਸਕਦੇ ਉਸ ਦਿਨ ਦਾਸ ਨੇ ਅਰਜ਼ ਕੀਤੀ ਸੀ ਕਿ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਟੱਪ ਪਹਿਲਾਂ ਲੱਗਾ ਸੀ ਅੰਮ੍ਰਿਤ ਸਰੋਵਰ ਬਾਅਦ ਚ ਟੱਪ ਲਾਇਆ ਪਰ ਮੁਕੰਮਲ ਪਹਿਲਾਂ ਹੋਇਆ ਪੂਰਨ ਤਾਲ ਖਟਾਇਆ ਸੰਤੋਖ ਸਰ ਦਾ ਟੱਪ ਪਹਿਲਾਂ ਸੀ ਤੇ ਆਪ ਨੂੰ ਪਤਾ ਹੋਣਾ ਹੈ ਕਿ ਅੰਮ੍ਰਿਤ ਸਰੋਵਰ ਦੀ ਤਹਿ ਦੇ ਥੱਲੇ ਜਿਹੜੀ ਗਾਰ ਤੋਂ ਥੱਲੇ ਚਿਕਨੀ ਮਿੱਟੀ ਨਿਕਲਦੀ ਉਹ ਸੰਤੋਖ ਸਰ ਦੀ ਹੈ ਜਿਨ੍ਹਾਂ ਹਿਸਟਰੀ ਪੜ੍ਹੀ ਉਹਨਾਂ ਨੂੰ ਪਤਾ ਹੋਣਾ ਹੈ ਕਿ ਜਦੋਂ ਇਹ ਸਰੋਵਰ ਬਣਿਆ ਤੇ ਇਹ ਜਲ ਖੁਸ਼ਕ ਹੋ ਗਿਆ ਉਸ ਸਰੋਵਰ ਦੇ ਥੱਲੇ ਸੰਤੋਖ ਸਰ ਦੀ ਮਿੱਟੀ ਵਿਛਾਈ ਗਈ ਉੱਥੇ ਗੁਰੂ ਨੇ ਰੁਖਾਨੀ ਗੱਲ ਵੀ ਇਹ ਕਹੀ ਕਹਿਣ ਲੱਗੇ ਜਿੱਥੇ ਸੰਤੋਖ ਦੀ ਮਿੱਟੀ ਆ ਜਾਏਗੀ ਉੱਥੇ ਅੰਮ੍ਰਿਤ ਨਰੀਰ ਜ਼ਰੂਰ ਰੁਕੇਗਾ ਸੰਤੋਖ ਮੈਂ ਫਿਰ ਬੇਨਤੀ ਕਰਾਂ ਮਜਬੂਰੀ ਦਾ ਨਾ ਮੈਂ ਮਜਬੂਰੀ ਤਾਂ ਕਹਿ ਰਿਹਾ ਕਿ ਅੰਗੂਰ ਤੱਕ ਹੱਥ ਨਹੀਂ ਅਪੜਦਾ ਤੇ ਥੂ ਕੌੜੇ ਖੱਟੇ ਨੇ ਮੇਰੀ ਬੇਨਤੀ ਹੈ ਸੰਤੋਖ ਹੈ ਮਨ ਦੀ ਅਵਸਥਾ ਜਿਹੜਾ ਬੰਦਾ ਪੂਰਨ ਤੌਰ ਤੇ ਸੰਤੁਸ਼ਟ ਹੋ ਜਾਏ ਗੁਰੂ ਜੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਜੋ ਤੁਸੀਂ ਮੁੰਦਰਾ ਪਾਈਆਂ ਨੇ ਇਹਨਾਂ ਮੁੰਦਰਾ ਨੂੰ ਸੰਤੋਖ ਵਿੱਚ ਬਦਲ ਲਓ ਜੋ ਪਰਮੇਸ਼ਵਰ ਦੇ ਰਿਹਾ ਉਹਨੂੰ ਸਵੀਕਾਰ ਕਰੋ ਜੋ ਨਹੀਂ ਮਿਲਿਆ ਉਹਦੇ ਲਈ ਤਰਲੋ ਮੱਛੀ ਹੋ ਕੇ ਮਨ ਨੂੰ ਖਿੰਡਣ ਨਾ ਦਿਓ ਸੰਤੋਖ ਤੇ ਸੰਤੋਖ ਉਹ ਹੈ ਸ਼ੇਖ ਸਾਦੀ ਨੇ ਇੱਕ ਜਗ੍ਹਾ ਲਿਖਿਆ ਉਹ ਕਹਿੰਦਾ ਸਿਰ ਬੰਦਿਆ ਤੈਨੂੰ ਦੋ ਚੀਜ਼ਾਂ ਨੇ ਰਿਝਾਣਾ ਹੈ ਜਾਂ ਤੈਨੂੰ ਕਬਰ ਨੇ ਰਿਝਾਣਾ ਹੈ ਤੇ ਜਾਂ ਤੈਨੂੰ ਸਬਰ ਨੇ ਰਿਝਾਣਾ ਹੈ ਜਿੱਦਨ ਕਬਰ 'ਚ ਲੇਟਿਆ ਉਦਨ ਕਹਾਣੀ ਖਤਮ ਇਸਲਾਮੀ ਮਤ ਦੀ ਗੱਲ ਕਰ ਰਹੇ ਤੇ ਜਿੱਦਨ ਤੇਰੇ ਅੰਦਰ ਸਬਰ ਸੰਤੋਖ ਆ ਗਿਆ ਤੇ ਸੱਚ ਵੇ ਸੰਤੋਖ ਜਿਸ ਦਿਨ ਆ ਜਾਏ ਉਦਨ ਸਾਹਮਣੇ ਸ਼ਹਿਨशाह ਵੀ ਆਦਾ ਉਹਦੀ ਕੀੜੀ ਜਿੰਨੀ ਕੀਮਤ ਨੇ ਸੰਤੋਖੀ ਬੰਦੇ ਨੂੰ ਕੀ ਲਾਲਚ ਇਹੀ ਗੱਲ ਗੁਰੂ ਜੀ ਨੇ ਕਹੀ ਜਦੋਂ ਮਹਾਰਾਜ ਜੀ ਨੂੰ ਸੁਲਤਾਨਪੁਰ ਕਿਹਾ ਨਾ ਵੀ ਨਵਾਬ ਬੁਲਾਉਂਦਾ ਚਲੋ ਅਸੀਂ ਉਹ ਕਥਾ ਕਰ ਚੁੱਕੇ ਆ ਤੇ ਗੁਰੂ ਸਾਹਿਬ ਨੇ ਦਸਤ ਪੰਜਾ ਲਿਆ ਹੱਥ ਮਿਲਾਇਆ ਤੇ ਜਿਹੜੇ ਜੈਲਸੀ ਬੰਦੇ ਸਨ ਉਹ ਕਹਿਣ ਲੱਗੇ ਦੇਖੋ ਨਵਾਬ ਸਾਹਿਬ ਜੀ ਤੁਹਾਡਾ ਮੋਦੀ ਤੁਹਾਡਾ ਕਰਮਚਾਰੀ ਤੁਹਾਡਾ ਕੰਮ ਕਰਨ ਵਾਲਾ ਅਧਿਕਾਰੀ ਇਹਨੇ ਸਜਦੇ ਦੀ ਥਾਂ ਤੇ ਹੱਥ ਕਿਉਂ ਮਲਾਇਆ ਉਹਦੇ ਬੋਲਣ ਤੋਂ ਪਹਿਲਾਂ ਗੁਰੂ ਜੀ ਕਹਿੰਦੇ ਆ ਖਿਰਸੀ ਤੇ ਲਾਲਚੀ ਝੁਕਦੇ ਹੁੰਦੇ ਆ ਜਿਹਨੂੰ ਖਿਰਸ ਤੇ ਲਾਲਚ ਨਹੀਂ ਉਹਨੇ ਕਿਸੇ ਅੱਗੇ ਕੀ ਝੁਕਣਾ ਹੈ ਇਹ ਅਸਲ 'ਚ ਹੈ ਸੰਤੋਖੀ ਕੀ ਝੁਕੇਗਾ ਗੁਰੂ ਸਾਹਿਬ ਕਹਿੰਦੇ ਸੰਤੋਖ ਸਿਮਰਨ ਚੋਂ ਨਿਕਲੇ ਤੇ ਫਿਰ ਸੰਤੋਖ ਦੇ ਅਰਥ ਸਵੇਰੇ ਵੀ ਮੈਂ ਅਰਜ਼ ਕੀਤੀ ਸੀ ਸੰਤੋਖ ਦੇ ਅਰਥ ਮਾਇਆ ਦਾ ਰਜੇਵਾ ਨਹੀਂ ਮਾਇਆ ਨਾਲ ਬੰਦਾ ਰੱਜ ਜਾਂਦਾ ਜੇ ਕਈ ਵਾਰੀ ਪਰ ਜਿਹੜੀ ਤੁਰ ਅੰਦਰ ਵਾਸ਼ਨਾ ਦੀ ਭੁੱਖ ਪਈ ਏ ਉਹ ਨਹੀਂ ਬੰਦੇ ਨੂੰ ਰੱਜਣ ਦਿੰਦੀ ਇਸ ਬਾਰੇ ਗੁਰੂ ਜੀ ਨੇ ਇੱਕ ਬਚਨ ਕਿਹਾ ਆਖਣ ਆਖ ਨਾ ਰੱਜਿਆ ਸੋਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾ ਕੇ ਕਵਨ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਪਰ ਕਿਵੇਂ ਸੰਤੋਖ ਨਾ ਰੱਜੇ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਏ ਫਿਰ ਸੁਣਿਓ ਗੁਣ ਕੈ ਗੁਣੀ ਸਮਾਏ ਸਿਮਰਨ ਵਿੱਚੋਂ ਸੰਤੋਖ ਪੈਦਾ ਹੋਵੇਗਾ ਸਿਮਰਨ ਕੀ ਜਿੰਨੇ ਰੂਹਾਨੀ ਗੁਣ ਨੇ ਵੇਖ ਕੇ ਧਾਰਨ ਅਸੀਂ ਕਰ ਲਾਂਗੇ ਚਲੋ ਠੀਕ ਹੈ ਟਾਈਮ ਨਿਕਲ ਜਾਏਗਾ ਅਸਲੀ ਹੈ ਜਿੱਦਨ ਸੱਚਮੁੱਚ ਇਹ दैवी ਗੁਣ ਧੁਰ ਅੰਦਰੋਂ ਉਪਜ ਦੇਖੋ ਮਹਾਰਾਜ ਨੇ ਕਿਹਾ ਕਿ ਜਿਹੜੇ ਸੰਤੋਖ ਫਿਰ ਦੂਜੀ ਗੱਲ ਸਬਰ ਵਾਲਾ ਬੰਦਾ ਉਹਦੇ ਕੋਲ ਅੱਧੀ ਰੋਟੀ ਵੀ ਹੋਵੇ ਨਾ ਉਹ ਸ਼ੈਨਸ਼ਾ ਜੇ ਜਿਹੜਾ ਆਪਣੇ ਆਪ ਨੂੰ ਸ਼ੈਨਤਾ ਕਹਿੰਦਾ ਸਾਰੀ ਦੁਨੀਆ ਦੀਆਂ ਰੋਟੀਆਂ ਇਕੱਠੀਆਂ ਕਰ ਲਓ ਉਹਦੇ ਵਰਗਾ ਭਿਖਾਰੀ ਕੋਈ ਨਹੀਂ ਗੁਰੂ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ ਕਹਿੰਦੇ ਨੇ ਜਿਹੜੇ ਬੰਦੇ ਸਬਰ ਤੋਂ ਵਿਖੂਣੇ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਦਰਿਆਵਾਂ ਦੇ ਟੁੱਟੇ ਕੋਈ ਪਾਣੀ ਗੰਦੇ ਨਾਲੇ ਬਣ ਜਾਂਦੇ ਆ ਸੱਚ ਇਹ ਵੇ ਜਿਹੜੇ ਸਬਰ ਚ ਜਿੰਦੇ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਚੱਲਿਆ ਹੋਇਆ ਦਰਿਆ ਸਮੁੰਦਰ ਵਿੱਚ ਬਹਿ ਕੇ ਵਿਰਾਟ ਹੋ ਜਾਂਦਾ ਸ਼ਬਦ ਹੈ ਇੱਕ ਸਬਰ ਇਹੋ ਸੁਆਓ ਫਰੀਦ ਜੀ ਮੈਂ ਬੇਨਤੀ ਕਰ ਰਿਹਾ ਇੱਕ ਇੱਕ ਗੁਣ ਦੀ ਪਹਿਲੀ ਗੱਲ ਸੰਤੋਖ ਤੇ ਇਹ ਹੋਰ ਗੱਲ ਇਹ ਕੱਲੇ ਜੋਗੀ ਨੂੰ ਨਹੀਂ ਕਿਹਾ ਇਹ ਸਾਨੂੰ ਵੀ ਕਹਿ ਰਿਹਾ ਮਹਾਰਾਜ ਰੋਹਾਨੀ ਗੁਣ ਸਭ ਲਈ ਇੱਕੋ ਨੇ ਮਹਾਰਾਜ ਕਹਿੰਦੇ ਆ ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੈ ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਾਹੜਾ ਜੇ ਸਬਰ ਚ ਚੱਲੇਗਾ ਸਮੁੰਦਰ ਬਣ ਜਾਏਗਾ ਜੇ ਲਾਲਚ ਚ ਰਿਹਾ ਸੱਚੀ ਮੁੱਚੀ ਵਾਹੜਾ ਨਾਲਾ ਬਣ ਜਾਏਗਾ ਇਸੇ ਕਰਕੇ ਜਿੰਨਾ ਮਹਾਂਪੁਰਖਾਂ ਨੇ ਰੋਹਾਨੀਅਤ ਕਮਾਈ ਮੈਂ ਉਸ ਦਿਨ ਕਿਹਾ ਬਾਬੇ ਫਰੀਦ ਵਰਗਾ ਦਰਵੇਸ਼ ਉਹਨੇ ਇੱਕ ਸ਼ਬਦ ਕਿਹਾ ਸੀ ਕਿ ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਏ ਜੀਉ ਤੂੰ ਆਪਣੀ ਰੋਟੀ ਦੇਖ ਸਭ ਤੋਂ ਪਹਿਲਾਂ ਗੁਰੂ ਜੀ ਕਹਿੰਦੇ ਨੇ ਮੁੰਦਰਾ ਸੰਤੋਖ ਦੀਆਂ ਪਾਓ ਮੁੰਦਾ ਸੰਤੋਖ ਅਗਲਾ ਬਚਨ ਹੈ ਸ਼ਰਮ ਪਤ ਝੋਲੀ ਇਹ ਕਿਉਂਕਿ ਇਸ ਪੌੜੀ ਸੰਬੰਧੀ ਦੋ ਮਤ ਪੇਸ਼ ਕੀਤੇ ਨੇ ਅੱਜ ਤੀਕਰਾਂ ਜਿੰਨੇ ਵੀ ਟੀਕੇ ਹੋਏ ਨੇ ਇਸ ਵਿੱਚ ਦੋ ਮਤ ਰੱਖੇ ਗਏ ਹੁਣ ਇੱਥੇ ਅਸੀਂ ਪਾਠ ਕੀਤਾ ਸ਼ਰਮ ਸ਼ਰਮ ਦਾ ਅਰਥ ਲੱਜਿਆ ਸ਼ਰਮ ਜਿਹਨੂੰ ਕਹਿੰਨੇ ਫਾਰਸੀ ਚੋਂ ਤੇ ਜਦੋਂ ਹਿੰਦੀ ਚ ਆਉਂਦਾ ਉਦੋਂ ਦਾ ਸ਼ਰਮ ਹੁਣ ਇੱਥੇ ਪੂਰੇ ਰਾਰੇ ਨਾਲ ਹੈ ਜਦੋਂ ਅਸੀਂ ਪਾਠ ਕਰਨੇ ਆ ਮੇਰੀ ਬੇਨਤੀ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ ਉਥੇ ਰਾਰੇ ਨਾਲ ਇੱਕ ਬਚਨ ਹੁੰਦਾ ਸ਼ਰਮ ਧਰਮ ਦੇ ਨਾਨਕਾ ਜੇ ਧਨ ਪੱਲੇ ਪਾਏ ਇੱਕ ਬਚਨ ਹੁੰਦਾ ਸ਼ਰਮ ਕਰਤੇ ਦਮ ਆੜ ਕੋ ਤੇ ਗੁਣੀ ਤਨੀਤਾ ਰਾਰੇ ਨਾਲ ਹੈ ਨਾ ਖਿਮਾ ਕਰਿਓ ਇਸ ਸੰਬੰਧੀ ਮੈਂ ਅੱਜ ਪੌੜੀ ਬਾਰੇ ਕਹਾਂਗਾ ਦੋ ਮਤ ਨੇ ਇੱਕ ਕਹਿੰਦਾ ਇੱਥੇ ਕਹਿ ਸ਼ਰਮ ਸ਼ਰਮ ਦਾ ਅਰਥ ਹੈ ਮਿਹਨਤ ਪਤ ਦਾ ਅਰਥ ਪਾਤਰ ਚਿੱਪੀ ਜਿਹਦੇ ਚ ਮੰਗਦੇ ਆ ਤੇ ਝੋਲੀ ਸ਼ਰਮ ਪਤ ਝੋਲੀ ਦੋਨਾਂ ਲਈ ਇੱਕੋ ਗੁਣ ਰੱਖਿਆ ਸ਼ਰਮ ਇਹਦਾ ਮਤਲਬ ਕਿ ਉਹ ਭਾਂਡੇ 'ਚ ਪੱਤ 'ਚ ਖੈਰ ਪੈਂਦੀ ਏ ਉਹਨੂੰ ਝੋਲੀ 'ਚ ਪਾ ਲੈਂਦੇ ਆ ਜਿਹੜੇ ਸ਼ਰਮ ਅਰਥ ਕਰਦੇ ਆ ਉਹ ਕਹਿੰਦੇ ਆ ਗੁਰੂ ਜੀ ਕਹਿ ਰਹੇ ਆ ਕਿ ਤੁਸੀਂ ਵੇਲੜ ਕਿਉਂ ਲੋਕਾਂ ਦੇ ਬੁਮਿਆਂ ਤੇ ਮੰਗਦੇ ਹੋ ਤੁਸੀਂ ਉਦਮ ਕਰਕੇ ਆਪ ਮਿਹਨਤ ਕਰੋ ਲੋਕਾਂ ਦੇ ਦਰ ਤੇ ਚਿੱਪੀ ਅੱਡਣ ਦੀ ਥਾਂ ਆਪਣੀ ਆਪ ਮਿਹਨਤ ਕਰਕੇ ਕਮਾਓ ਤੇ ਖਾਓ ਇਸ ਚਿੱਪੀ ਨੂੰ ਪਰਾਂ ਸੱਟੋ ਤੁਸੀਂ ਉਦਮ ਕਰਕੇ ਕਿਰਤ ਦੀ ਚਿੱਪੀ ਹੱਥ ਵਿੱਚ ਪਕੜੋ ਫਿਰ ਬੇਨਤੀ ਉਹ ਸ਼ਰਮੇ ਰੂਪ ਚ ਸੰਸਕ੍ਰਿਤ ਦਾ ਸ਼ਬਦ ਪਰ ਜਿਹੜੇ ਦੂਸਰੇ ਆ ਢੁਕਦੇ ਦੋਨੋਂ ਹੀ ਨੇ ਮੈਂ ਨਹੀਂ ਕਿ ਦੁਬਦਾ ਚ ਗੱਲ ਕਰਾਂਗਾ ਕੋਈ ਪਾਰਾਵਾਰ ਨਹੀਂ ਅਰਥਾਂ ਦਾ ਦੂਸਰੇ ਆ ਕਹਿੰਦੇ ਆ ਸ਼ਰਮ ਪਤ ਝੋਲੀ ਤੂੰ ਇੰਨਾ ਬੰਦਾ ਆਪਣੇ ਆਪ ਨੂੰ ਕਹਿੰਦਾ ਮੈਂ ਸਭ ਕੁਝ ਛੱਡਿਆ ਅਜੇ ਵੀ ਤੂੰ ਲੋਕਾਂ ਦੇ ਬੁਵੇ ਦਾ ਮੁਥਾਜ ਹੈ ਤੂੰ ਲੱਜਿਆ ਨੂੰ ਸ਼ਰਮ ਨੂੰ ਆਪਣੀ ਝੋਲੀ ਬਣਾ ਖੱਪਰ ਬਣਾ ਤੈਨੂੰ ਇਹ ਪਤਾ ਹੋਵੇ ਮੈਂ ਕਿਸੇ ਦੇ ਦਰ ਤੋਂ ਮੰਗ ਕੇ ਖਾਣਾ ਨਹੀਂ ਫਿਰ ਬੇਨਤੀ ਇਸ ਇਸ ਦੇ ਵੀ ਬਾਣੀ ਚਰਸ ਮਿਲਣਗੇ ਕਿ ਕਿਸੇ ਦੇ ਬੂਵੇ ਅੱਗੋਂ ਮੰਗਣਾ ਨਹੀਂ ਤੇ ਮੈਨੂੰ ਫਿਰ ਇਹਦੇ ਤੇ ਇਉਂ ਵੀ ਲੱਗਦਾ ਹੈ ਕਿ ਜਿਹੜਾ ਲੱਜਿਆ ਨੂੰ ਹਟਾ ਕੇ ਲੋਕਾਂ ਦੇ ਬੂਵਿਆਂ ਤੇ ਮੰਗਦਾ ਹੈ ਗੁਰੂ ਕਹਿੰਦਾ ਜਿੰਨਾ ਮਰਜੀ ਆਪਣੇ ਆਪ ਨੂੰ ਸਪਿਰਚੁਅਲ ਕਹਿ ਸਿੱਖਾ ਭੁੱਲ ਕੇ ਵੀ ਨਾ ਸੰਗਤ ਜੈ ਨਾਉ ਦੇ ਨੇੜੇ ਲੱਗੀ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗਿਆ ਪਾਏ ਕਾਲ ਖਾਏ ਕਿ ਚੱਥੋਂ ਦੇ ਨਾਨਕ ਰਾਹ ਪਛਾਣੇ ਸੇ ਮਹਾਰਾਜ ਕਹਿੰਦੇ ਜਿਹੜਾ ਕਮਾਈ ਕਰ ਰਿਹਾ ਕਿਰਤ ਕਰ ਰਿਹਾ ਸਤਿਗੁਰੂ ਕਹਿੰਦੇ ਆ ਅਸਲੀ ਜੋਗੀ ਹੋਵੇ ਜਿਹੜਾ ਰੱਬ ਤੋਂ ਬਿਨਾ ਕਿਸੇ ਦੇ ਦਰ ਤੇ ਪਤ ਨਹੀਂ ਕਰਦਾ ਪਾਤਰ ਨਹੀਂ ਕਰਦਾ ਝੋਲੀ ਨਹੀਂ ਕਰਦਾ ਸੱਚੀ ਮੁੱਚੀ ਕਿਸੇ ਬੂਵੇ ਤੇ ਮੰਗਦਾ ਨਹੀਂ ਤੇ ਜਦੋਂ ਗੁਰਬਾਣੀ ਆਪਾਂ ਪੜ੍ਹਨੇ ਗੁਰਮਖੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਮੈਂ ਇੱਕ ਹੋਰ ਉਹ ਬਾਬਾ ਜੀ ਦੀ ਉਦਾਹਰਨ ਦੇ ਦੇਣਾ ਫਰੀਦ ਸਾਹਿਬ ਦੀ ਇਹ ਵੈਸੇ ਇੱਕ ਸਿੱਖ ਵਿਦਵਾਨ ਨੇ ਲਿਖਿਆ ਉਹ ਕਹਿੰਦਾ ਜਦੋਂ ਅੰਤਲਾ ਸਮਾਂ ਆਇਆ ਬਾਬਾ ਸਾਹਿਬ ਜੀ ਦਾ ਤੇ ਡੰਡੇ ਦੇ ਸਹਾਰੇ ਚੱਲੇ ਦਰਵੇਸ਼ੀ ਗਾਖੜੀ 'ਚ ਥੋੜਾ ਜਿਹਾ ਤੁਰ ਕੇ ਸੋਟਾ ਭਵਾ ਕੇ ਪਰਾਂ ਸਟਿਓ ਨੇ ਤੇ ਇੱਕੋ ਦਮ ਕਹਿੰਦੇ ਨੇ ਫਰੀਦ ਸਾਰੀ ਜ਼ਿੰਦਗੀ ਅੱਲਾ ਤੋਂ ਬਿਨਾ ਕਿਸੇ ਦੇ ਸਹਾਰੇ ਨਹੀਂ ਤੁਰਿਆ ਦਿਨ ਤਾਂ ਚਾਰ ਰਹਿ ਗਏ ਇਸ ਨਰਜਿੰਦ ਡੰਡੇ ਦੇ ਸਹਾਰੇ ਕਿਉਂ ਤੁਰਨਾ ਪਿਆ ਹੈ ਸੱਚਮੁੱਚ ਰੋਹਾਨੀ ਜੀਵਨ ਵਾਲਾ ਮੰਗਤਾ ਨਹੀਂ ਉਹ ਦਾਤਾ ਹੁੰਦਾ ਹੈ ਗੁਰੂ ਸਾਹਿਬ ਜੀ ਨੇ ਉੱਥੇ ਫਿਰ ਇੱਕ ਬਚਨ ਦਰਜ ਕੀਤਾ ਉਹਨਾਂ ਦਾ ਉਹ ਬਚਨ ਏਡਾ ਅਣਖ ਭਰਿਆ ਹੈ ਲੱਜਿਆ ਵਾਲਾ ਵੀ ਹੈ ਕਿ ਪ੍ਰਮਾਤਮਾ ਜਿਉਂਦੇ ਜੀ ਮੈਨੂੰ ਕਿਸੇ ਦੇ ਬੂਵੇ ਦਾ ਮੁਤਾਜ ਨਾ ਬਣਾਈ ਜੇ ਕਿਸੇ ਦੇ ਬੂਵੇ ਤੇ ਮੁਤਾਜ ਨਹੀਂ ਮੇਰੀ ਜਿੰਦ ਕੱਢ ਲਈ ਕਿਉਂਕਿ ਮੈਂ ਕਿਸੇ ਦੇ ਘਰੋਂ ਮੰਗ ਕੇ ਨਹੀਂ ਖਾ ਸਕਦਾ ਬਾਹਰ ਪਰ ਆਏ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਏਵੇਂ ਰਖ ਸੀਤਾ ਜਿਉ ਸਰੀਰੋ ਲੈ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ ਮੈਂ ਬੇਨਤੀ ਕਰਾਂ ਇਹਨੂੰ ਫਿਰ ਸੁਣਿਓ ਆਪਾਂ ਵਿਸ਼ੇ ਤੇ ਰਹਿਨੇ ਆਂ ਕਿ ਸੰਤੋਖ ਦੀਆਂ ਮੁੰਦਰਾ ਪਾ ਕਿਉਂ ਤੂੰ ਲਾਲਚੀ ਬਣ ਕੇ ਘਰ ਘਰ ਅੱਗੇ ਜਾ ਕੇ ਮੰਗ ਰਹੇ ਤੂੰ ਮੰਗ ਕੇ ਖਾ ਰਹੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਮਿਹਨਤ ਕਰ ਲੱਜਿਆ ਵਿੱਚ ਰਹੋ ਤੇ ਮਹਾਰਾਜ ਕਹਿੰਦੇ ਧਿਆਨ ਕੀ ਕਰਹਿ ਬੇਪੂਤ ਬੇਪੂਤ ਦਾ ਅਰਥ ਹੈ ਸਵਾ ਮਲਨੀ ਤੇ ਸਿਰ ਤੋਂ ਪੈਰਾਂ ਤੱਕ ਵਿਭੂਤੀ ਮਿਲੀ ਹੁੰਦੀ ਤੇ ਸੱਚਮੁੱਚ ਜਦੋਂ ਕਿਤੇ ਅਰਧ ਕੁੰਭੀ ਮੇਲਾ ਹੁੰਦਾ ਕੁੰਭ ਦਾ ਮੇਲਾ ਹੁੰਦਾ ਇਹ ਇਹ ਸਾਰੇ ਲੋਕ ਮਿਲਦੇ ਸਿਰ ਤੋਂ ਪੈਰਾਂ ਤੱਕ ਸਵੇਰੇ ਸਵਾ ਮਲਣੀ ਵਿਭੂਤੀ ਮਲਣੀ ਗੁਰੂ ਘਰ ਚ ਨੂੰ ਕੋਈ ਸਵੀਕਾਰ ਨਹੀਂ ਕੀਤਾ ਗੁਰੂ ਜੀ ਕਹਿੰਦੇ ਨੇ ਜੇ ਬਪੂਤ ਹੀ ਮਲਨੀ ਹੈ ਸਿਰ ਤੋਂ ਪੈਰਾਂ ਤੱਕ ਤੂੰ ਰੱਬ ਦੇ ਧਿਆਨ ਵੀ ਜੁੜ ਜਾ ਤੇਰਾ ਕੋਈ ਇੰਦਰਾ ਖੱਬੇ ਸੱਜੇ ਮਨ ਕਰਕੇ ਫੁਰਨੇ ਨਾ ਬਣਾਏ ਜੇ ਤੂੰ ਪੂਰਨ ਤੌਰ ਤੇ ਰੱਬ ਦੇ ਧਿਆਨ ਵਿੱਚ ਜੁੜ ਗਿਆ ਬਸ ਬਪੂਤ ਬਣ ਜਾਏਗੀ ਬਪੂਤੀ ਹੈ ਧਿਆਨ ਧਿਆਨ ਬੜੀ ਵੱਡੀ ਬਖਸ਼ਿਸ਼ ਹੈ ਉਸ ਦਿਨ ਅਸੀਂ ਵਿਚਾਰ ਕਰਦੇ ਹਾਂ ਕਿਹਾ ਕਿ ਧਿਆਨ ਕਿਤੇ ਵੀ ਬੰਦਾ ਬੈਠਾ ਹੋਵੇ ਬੜੀ ਵੱਡੀ ਸਮਰੱਥਾ ਰੱਖਦਾ ਧਿਆਨ ਧਿਆਨ ਪਾਪ ਵੀ ਕਰਾਂਦਾ ਹੈ ਤੇ ਧਿਆਨ ਪੁੰਨ ਵੀ ਕਰਾਂਦਾ ਹੈ ਧਿਆਨ ਰਹੀ ਬੰਦਾ ਕੋ ਕਰਮ ਵੀ ਕਰਦਾ ਹੈ ਬਖਸ਼ ਦਿਆ ਜੇ ਧਿਆਨ ਰਹੀ ਬੰਦਾ ਧਰਮ ਵੀ ਤਰ ਕਮਾਂਦਾ ਹੈ ਮੈਂ ਅਰਜ਼ ਕੀਤੀ ਸੀ ਬਗਲਾ ਵੀ ਧਿਆਨ ਧਰਦਾ ਹੈ ਜਿਸ ਦਿਨ ਆਇਆ ਸੀ ਨਾ ਚੁੱਪੈ ਚੁੱਪ ਨਾ ਹੋ ਬਈ ਹੁਣ ਇੱਥੇ ਗੁਰੂ ਜੀ ਧਿਆਨ ਦੀ ਪ੍ਰੋੜਤਾ ਕਰ ਰਹੇ ਹਜ਼ੂਰ ਨੇ ਸ਼ਬਦ ਵਰਤਿਆ ਸੀ ਠੱਗ ਦਿਸ਼ਟ ਬੱਗਾ ਲਿਵ ਲਾਗਾ ਬਗਲਾ ਵੀ ਲਿਵ ਲਾ ਕੇ ਬੈਠਾ ਹੈ ਇੱਥੇ ਗੁਰੂ ਜੀ ਕਹਿੰਦੇ ਨੇ ਤੂੰ ਧਿਆਨ ਚ ਪਰਮਾਤਮਾ ਦੇ ਧਿਆਨ ਵਿੱਚ ਡੁੱਬ ਜਾ ਧਿਆਨ ਦਾ ਸਬੰਧ ਸੁਰਤ ਨਾਲ ਬੜਾ ਹੈ ਤੇ ਉੰਜ ਗੁਰਮਖੋ ਇਸ ਧਿਆਨ ਦੇ ਅਰਥ ਐਵੇਂ ਜੇ ਮੰਨ ਲਓ ਕੋਈ ਸਿੱਖ ਬਾਣੀ ਪੜ ਰਿਹਾ ਹੈ ਉਹ ਯਤਨ ਕਰਦਾ ਮਨ ਨੂੰ ਕੀਲ ਕੇ ਸ਼ਬਦ ਤੇ ਕੇਂਦਰ ਧਿਆਨ ਦਾ ਅਰਥ ਹੈ ਕਿ ਕਿਸੇ ਇੱਕ ਚੀਜ਼ ਉੱਤੇ ਕੇਂਦਰਿਤ ਹੋ ਜਾਣਾ ਮੈਂ ਤਾਂ ਕਿਹਾ ਧਿਆਨ ਪਾਪ ਵੀ ਕਰਨ ਵਾਲੇ ਚੋਰੀ ਕਰਨ ਵਾਲਾ ਬੜਾ ਧਿਆਨ ਨਾਲ ਚੱਲਦਾ ਹੈ ਬੜਾ ਹੀ ਕਾਕਰ ਹੁੰਦਾ ਉਹਦਾ ਖੱਬੇ ਸੱਜੇ ਕੋਈ ਵੇਖਦਾ ਫਸ ਧਿਆਨ ਉੱਥੇ ਕੋ ਕਰਮ ਕਰਨ ਵਾਲਾ ਉਸ ਤਰ੍ਹਾਂ ਜਿਹੜਾ ਸਿਮਰਨ ਕਰਦਾ ਉਹ ਵੀ ਆਪਣੇ ਮਨ ਦੇ ਫੁਰਨਿਆਂ ਨੂੰ ਰੋਕਦਾ ਹੈ ਧਿਆਨ ਦਾ ਅਰਥ ਹੈ ਇੱਕ ਬਿੰਦੂ ਉੱਤੇ ਆਪਣੇ ਆਪ ਨੂੰ ਪੂਰਨ ਤੌਰ ਤੇ ਟਿਕਾ ਦੇਣਾ ਮਹਾਰਾਜ ਕਹਿੰਦੇ ਆ ਤੂੰ ਵਿਭੂਤੀ ਲਾਣੀ ਹੈ ਤੇ ਪ੍ਰਮਾਤਮਾ ਦੇ ਧਿਆਨ ਦੀ ਲਾ ਧਿਆਨ ਤਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਜਬੈ ਸ਼ਖਸ਼ਾਇ ਸਭੈ ਜਗਸ਼ਾਇਓ ਹਜ਼ੂਰ ਨੇ ਧਿਆਨ 'ਚ ਬੜੀ ਵੱਡੀ ਸਮਰੱਥਾ ਫਿਰ ਬੇਨਤੀ ਸੁਣੋ ਚਲੋ ਆਪਾਂ ਕਿਤੇ ਵੀ ਬੈਠੇ ਹੋਈਏ ਉਸ ਦਿਨ ਕਿਹਾ ਸੀ ਧਿਆਨ 'ਚ ਬੈਠਾ ਇਹ ਗੁਰਦੁਆਰਾ ਸਾਹਿਬ ਅਸੀਂ ਬੈਠੇ ਜੀ ਧਿਆਨ ਧਰਨੇ ਪਏ ਜੇ ਆਪ ਕਿਤੇ ਵੀ ਹੋਵੋ ਠੀਕ ਚੌਂਕੜਾ ਮਾਰ ਕੇ ਧਿਆਨ ਧਰਿਏ ਜੇ ਆਪਾਂ ਲੇਟ ਕੇ ਧਿਆਨ ਧਰਿਏ ਕੁਰਸੀ ਤੇ ਬੈਠ ਕੇ ਧਿਆਨ ਧਰਿਏ ਉਂਝ ਚੱਲਦਿਆਂ ਫਿਰਦਿਆਂ ਬੜਾ ਮੁਸ਼ਕਲ ਹੋ ਜਾਂਦਾ ਹੈ ਗੱਡੀ ਚਲਾਉਂਦਿਆਂ ਨਹੀਂ ਕਰਨਾ ਸਿਮਰਨ ਕਰੀ ਜਾਈਏ ਪਰ ਜਦੋਂ ਆਪਣਾ ਧਿਆਨ ਪੱਕਣਾ ਸ਼ੁਰੂ ਹੋ ਜਾਏ ਇੱਕ ਬਿੰਦੂ ਤੇ ਮੈਂ ਕਿਉਂਕਿ ਇਹ ਤਾਂ ਸਾਧਨਾ ਦੀ ਲੋੜ ਹੈ ਸਾਧਨ ਮਤਲਬ ਪ੍ਰੈਕਟਿਸ ਦੀ ਲੋੜ ਹੈ ਤੇ ਨਾਲ ਉਹਦੇ ਚਰਨਾਂ 'ਚ ਬੇਨਤੀਆਂ ਕਰਨ ਦੀ ਲੋੜ ਹੈ ਭਾਈ ਗੁੰਦੇ ਨੇ ਧਿਆਨ ਨਹੀਂ ਧਰਿਆ ਕਾਬਲ ਦੀ ਧਰਤੀ ਤੇ ਬੈਠੇ ਨੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਤੇ ਸੱਚਮੁੱਚ ਭਾਵੇਂ ਜ਼ਬਾਨ ਤੋਂ ਜਪ ਕਰ ਰਹੇ ਆ ਅੰਦਰ ਦੀ ਸੁਰਤ ਗੁਰੂ ਦੇ ਉਸ ਦ੍ਰਿਸ਼ਟਮਾਨ ਸ਼ਰੀਰ 'ਚ ਇੰਨੀ ਕੁ ਜੁੜ ਗਈ ਚਰਨ ਘੁੱਟ ਕੇ ਪਕੜ ਗਿਆ ਕਿੱਥੇ ਏਡੀ ਵੱਡੀ ਦੂਰੀ ਤੇ ਧਿਆਨ ਧਿਆਨ ਨੂੰ ਤਾਰਾਂ ਦੀ ਲੋੜ ਨਹੀਂ ਧਿਆਨ ਨੂੰ ਫੋਨ ਦੀ ਲੋੜ ਨਹੀਂ ਮੈਂ ਬੇਨਤੀ ਕਰਾਂ ਧਿਆਨ ਟਿਕਾਣ ਵਾਲਾ ਬੈਠਾ ਫਰਸ਼ ਤੇ ਹੁੰਦਾ ਹੈ ਤੇ ਗੱਲਾਂ ਉਹਦੀਆਂ ਅਰਸ਼ਾਂ ਤੇ ਹੁੰਦੀਆਂ ਨੇ ਧਿਆਨ ਕਈ ਤਰ੍ਹਾਂ ਦੇ ਤਰੀਕੇ ਨੇ ਧਿਆਨ ਧਰਨ ਦੇ ਗੁਰ ਕੀ ਮੂਰਤ ਮਨ ਮੈਂ ਧਿਆਨ ਉਹਨੇ ਕਿਹਾ ਧੰਨ ਤਰੋ ਤੇ ਕੋ ਮਨ ਮੈਂ ਗੁਰੂ ਸਾਹਿਬ ਨੇ ਬੇਅੰਤ ਸ਼ਬਦ ਵਰਤੇ ਤੇ ਉਸ ਦਿਨ ਮੈਂ ਕਿਹਾ ਧਿਆਨ 'ਚ ਇੰਨੀ ਵੱਡੀ ਤਾਕਤ ਹੈ ਫਿਰ ਬੇਨਤੀ ਸੁਣਿਓ ਸ਼ਬਦ ਦਾ ਅਭਿਆਸ ਕਰਦੇ ਬਾਣੀ ਕੰਠ ਹੋਵੇ ਜਾਂ ਸਾਡੇ ਕੋਲ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਹੋਵੇ ਜੰਗਲ ਵਿੱਚ ਵੀ ਬਹਿ ਜਾਓ ਚੇਤੇ ਰੱਖਿਓ ਧਿਆਨੀ ਬੰਦਾ ਜੰਗਲ ਵਿੱਚ ਵੀ ਗੁਰਦੁਆਰਾ ਬਣਾ ਕੇ ਮੱਥਾ ਟੇਕ ਜਾਂਦਾ ਹੈ ਬੇਧਿਆਨਾ ਬੰਦਾ ਗੁਰਦੁਆਰੇ ਮੱਥਾ ਟੇਕ ਕੇ ਵੀ ਧਿਆਨੀ ਨਹੀਂ ਬੰਦਾ ਜਦੋਂ ਟਿਕਿਆ ਹੈ ਇੱਕ ਸੱਜਣ ਸਾਡੇ ਬਹੁਤ ਅਭਿਆਸੀ ਸੱਜਣ ਉਹ ਚਲੇ ਗਏ ਕਿਤੇ ਪੋਲੀਟੀਕਲ ਬੰਦਿਆਂ ਦੇ ਚਲੋ ਮੈਂ ਕਹਿ ਦੇਣਾ ਭਾਈ ਸਾਹਿਬ ਵੀਰ ਸਿੰਘ ਜੀ ਉਹ ਸ਼ਾਇਦ ਐਮਐਲਏ ਪਹਿਲਾਂ ਅੰਗਰੇਜ਼ਾਂ ਵੇਲੇ ਨਿਯੁਕਤ ਕੀਤਾ ਗਿਆ ਉਹ ਜਦੋਂ ਲੈ ਗਏ ਉੱਥੇ ਤੇ ਉੱਥੇ ਰੌਲਾ ਰੱਪਾ ਪੁੱਛੋ ਕੁਝ ਨਾ ਜਿਵੇਂ ਤੁਹਾਨੂੰ ਪਤਾ ਹਾਲ ਕੀ ਹੁੰਦਾ ਜਿਹੜਾ ਲੈ ਕੇ ਗਿਆ ਉਹਦੇ ਮਨ 'ਚ ਆਇਆ ਵੀ ਅੱਜ ਨਾ ਇਹ ਕੀ ਸੋਚਣਗੇ ਵੀ ਮੈਨੂੰ ਕਿੱਥੇ ਲੈ ਆ ਉਹ ਬਾਹਰ ਨਿਕਲਦਿਆਂ ਸਾਰ ਅਸੈਂਬਲੀ ਤੋਂ ਕਹਿੰਦਾ ਭਾਈ ਸਾਹਿਬ ਜੀ ਅੱਜ ਤੋਂ ਬਾਅਦ ਨਾ ਆਇਓ ਖਿਮਾ ਕਰ ਦਿਆ ਜੇ ਤੁਸੀਂ ਦੁਖੀ ਹੋ ਕਹਿੰਦੇ ਨਾ ਨਾ ਮੈਂ ਤਾਂ ਇਸ ਤੁਕ ਦਾ ਅਭਿਆਸ ਕਰਦਾ ਰਿਹਾ ਹਰ ਸਿਮਰਨ ਬਹੁ ਮਾਹੇ ਅਕੇਲਾ ਸੁਣਿਓ ਹਰ ਸਿਮਰਨ ਬਹੁ ਮਾਹੇ ਅਕੇਲਾ ਜਦੋਂ ਬਹੁਤ ਕਾਵਾਂ ਰੋਲੀ ਹੋਵੇ ਤੇ ਸਿਮਰਨ ਕਰਕੇ ਉਸ ਕਾਵਾ ਰੋਲੀ ਵਿੱਚ ਇਕੱਲੇ ਕਿਵੇਂ ਹੋਣਾ ਹੈ ਸੋ ਇਕਾਂਤੀ ਜਿਸ ਰਿਦਾ ਠਾਏ ਜਿਹਦਾ ਰਿਦਾ ਟਿਕ ਗਿਆ ਚੇਤੇ ਰੱਖਿਓ ਉਹ ਪਾਲਟੀ ਵਿੱਚ ਤੁਰਿਆ ਵੀ ਢੋਲ ਨਾਲ ਕਹਿੰਦਾ ਵੇਖੋ ਗੁਰੂ ਗੁਰੂ ਬੋਲਦੀ ਜੇ ਤੇ ਜਿਹਦਾ ਧਿਆਨ ਕੋਈ ਨਹੀਂ ਟਿਕਿਆ ਉਹ ਭਾਈ ਸਾਹਿਬ ਤਬਲਾ ਵਜਾਣਗੇ ਉਹ ਕਹੇਗਾ ਉਸ ਤਰ੍ਹਾਂ ਵਜਾਉਂਦੇ ਪਏ ਜਿਵੇਂ ਟਪੰਗੜੇ ਵਾਲਾ ਵਜਾਉਂਦਾ ਸੀ ਮੈਂ ਬੇਨਤੀ ਕਰਾਂ ਧਿਆਨ ਨੇ ਨਾ ਜੀ ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਤੇ ਢੋਲ ਸੁਣਨੇ ਨੇ ਵੈਗਰੂ ਜੀ ਇਹਦੇ ਅਰਥੋਂ ਅੱਧੇ ਤੁਕਦੇ ਨਾ ਕਰਦੇ ਹੋ ਜੋਰ ਬਸ ਇੰਨੀ ਇੱਕ ਬੇਨਤੀ ਧਿਆਨ ਟਿਕ ਜਾਏ ਤੇ ਦੇਖੋ ਧਿਆਨ ਨਾਲ ਇੱਕ ਗੁਰਮੁਖ ਪਿਆਰਾ ਧਿਆਨੀ ਦੂਜੇ ਦਾ ਧਿਆਨ ਪਰਪੱਕ ਹੋਵੇ ਸੱਚ ਇਹ ਵੇ ਕਿ ਸਿਮਰਨ ਵਾਲੇ ਧਿਆਨ ਨਾਲ ਵੀ ਸੰਗਤ ਕਰੀ ਜਾਂਦੇ ਆ ਮੈਂ ਇੱਕ ਵਾਰ ਕਿਹਾ ਸੀ ਪ੍ਰੋਫੈਸਰ ਪੂਰਨ ਸਿੰਘ ਪੂਰੇ ਹੋਏ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰਮੁਖ ਪਿਆਰੇ ਉਹ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੁਬਾਰਾ ਗਏ ਤੇ ਜਦੋਂ ਪੁੱਛਿਆ ਜੀ ਸ਼੍ਰੀਮਾਨ ਜੀ ਆਪ ਕਿਉਂ ਦੁਬਾਰਾ ਗਏ ਕਹਿਣ ਲੱਗਿਆ ਜੀ ਬੜੀ ਪਵਿੱਤਰ ਰੂਹ ਪ੍ਰੀਤਮ ਦੇ ਦੇਸ਼ ਗਈ ਸੱਚਖੰਡ ਪ੍ਰੋਫੈਸਰ ਪੂਰਨ ਸਿੰਘ ਪੁੱਛੇ ਕਦੀ ਮਿਲੇ ਕਹਿਣ ਲੱਗੇ ਸਰੀਰਕ ਤੌਰ ਤੇ ਨਹੀਂ ਮਿਲੇ ਆਤਮਿਕ ਮੰਡਲਾਂ ਦੇ ਰੋਜ਼ ਦੇ ਅਸੀਂ ਸਤ ਸੰਗੀ ਸਾਂ ਮੈਂ ਫਿਰ ਬੇਨਤੀ ਕਰਾਂ ਇੱਥੇ ਫਿਰ ਜਦੋਂ ਸਮਝ ਨਹੀਂ ਪੈਂਦੀ ਕਹਿੰਦੇ ਨੇ ਬਾਹਮਣਵਾਦ ਕਹੇ ਇਹ ਇਹ ਇਹ ਕੂੰਜ ਨੂੰ ਕਿੰਨੇ ਸਿਖਾਇਆ ਜੀ ਉਹਨੂੰ ਤਾਂ ਜਮਾਂਦਰੂ ਰੱਬ ਨੇ ਦੱਸ ਦਿੱਤੀ ਕੂੰਜ ਕਿਤੇ ਬੱਚਾ ਕਿਤੇ ਤੇ ਸੱਚ ਐਵੇਂ ਧਿਆਨ ਦੀ ਪਰਪਕਤਾ ਇੰਨੀ ਹੈ ਉਹ ਤਾਂ ਕੰਮ ਕਰਦਿਆਂ ਵੀ ਧਿਆਨ ਦੀ ਕੰਮ ਕਰ ਜਾਂਦੀ ਏ ਇੱਥੋਂ ਤੱਕ ਉਹ ਆਪਣੀ ਚੁੰਝ ਚ ਦਾਣਾ ਚੁੰਦੀ ਏ ਸਿਮਰਨ ਕਰਦੀ ਹੈ ਬੱਚੇ ਦਾ ਤੇ ਧਿਆਨ ਬੱਚੇ ਦੀ ਭੁੱਖ ਵੱਲ ਜਾਂਦਾ ਹੈ ਬਸ ਉਹਦੇ ਧਿਆਨ ਲਈ ਦਾਣੇ ਦੀ એનર્ਜੀ ਬੱਚੇ ਦੇ ਪੇਟ ਚਲੀ ਜਾਂਦੀ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਫਿਰ ਗੁਰਮਖੋ ਇਹਦਾ ਤਜਰਬਾ ਕੱਲੇ ਕੱਲੇ ਕਰਕੇ ਦੇਖਿਓ ਤੁਸੀਂ ਇੱਥੇ ਬੈਠੇ ਹੋ ਚਲੋ ਆਪਾਂ ਸਾਰੇ ਪ੍ਰਦੇਸ਼ 'ਚ ਰਹਿੰਨੇ ਆ ਸਵੇਰੇ ਅੰਮ੍ਰਿਤ ਵੇਲੇ ਉਂਝ ਤੇ ਚਾਹੀਦਾ ਸ਼ਬਦ ਦੇ ਧਿਆਨ ਤਰਨਾ ਸ਼ਬਦ ਦੀ ਤਰਨਾ ਮੂਲ ਮੰਤਰ ਗੁਰ ਮੰਤਰ ਕੋਈ ਸ਼ਬਦ ਜਪ ਪਰ ਆਪ ਮੰਨ ਲੋ ਹਰਮੰਦਰ ਸਾਹਿਬ ਮੱਥੇ ਟੇਕ ਕੇ ਆਏ ਕਦੀ ਸੁਰਤ ਨਾਲ ਰੋਜ਼ ਇਸ਼ਨਾਨ ਕਰਕੇ ਦੇਖੀਏ ਵੈਗਰੂ ਇਹਨੂੰ ਫਿਰ ਮੈਂ ਤਾਂ ਕਹਿ ਰਿਹਾ ਮੈਂ ਕਿਉਂਕਿ ਮੈਂ ਗੱਲ ਤੁਹਾਨੂੰ ਜੀ ਖੁੱਲ ਕੇ ਕਰਨ ਲੱਗ ਪਿਆ ਵਾਂ ਉਂਝ ਵੈਸੇ ਨਹੀਂ ਮੈਂ ਬੋਲਦਾ ਸਟੇਜ ਤੇ ਇਸ ਤਰ੍ਹਾਂ ਅਸੀਂ ਇਹਨੂੰ ਪਹਿਲਾਂ ਪ੍ਰੈਕਟੀਕਲ ਕਰੀਏ ਮੰਨ ਲਓ ਗਏ ਦਰਬਾਰ ਸਾਹਿਬ ਭਾਂਡੇ ਮਾਂਜੇ ਜਾ ਕੇ ਇਸ਼ਨਾਨ ਕੀਤਾ ਪਰਕਰਮਾ ਕੀਤੀ ਅੰਦਰ ਬੈਠ ਕੇ ਕੀਰਤਨ ਸੁਣਿਆ ਬਾਹਰ ਬੈਠ ਕੇ ਸੁਣਿਆ ਉਹ ਸਾਰੇ ਦ੍ਰਿਸ਼ ਨੂੰ ਸਾਰੀ ਚੀਜ਼ ਨੂੰ ਧੁਰ ਸੁਰਤ ਵਿੱਚ ਇੰਨਾ ਕੁ ਪੀ ਜਾਈਏ ਘਰ ਵਿੱਚ ਬੈਠੇ ਭਾਵੇਂ ਰੋਜ਼ ਇਸ਼ਨਾਨ ਕਰੋ ਤੇ ਭਾਵੇਂ ਗੁਰੂ ਰਾਮਦਾਸ ਦਾ ਕੀਰਤਨ ਸੁਣੋ ਧਿਆਨ ਕਰਕੇ ਰੋਜ਼ ਅਭਿਆਸ ਗੁਰੂ ਸਾਹਿਬ ਕਹਿੰਦੇ ਆ ਤੂੰ ਵਿਪੂਤ ਕਾ ਲਾ ਮਿੱਟੀ ਲਾ ਤੂੰ ਲਾ ਸਵਾ ਧਿਆਨ ਦੀ ਸਵਾਲਾ ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਜੈਸੇ ਗਗਨ ਫਿਰੰਤੀ ਉਡਤੀ ਕਪਰੇ ਬਾਗੇ ਵਾਲੀ ਉਹ ਚੀਤ ਰਾਖੈ ਪੀਛੇ ਵਿੱਚ ਵਿਚਰੇ ਬਚਰੇ ਨਿਤ ਖਿਰਦੈ ਸਾਰ ਸੰਭਾਲੀ ਤੂੰ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੋਰ ਸਿੱਖ ਰੱਖੈ ਜੀ ਨਾਲੀ ਜਿਵੇਂ ਕੂੰਜ ਆਪਣੇ ਬੱਚੇ ਦੇ ਧਿਆਨ ਨਾਲ ਸੱਚੇ ਬੱਚੇ ਨੂੰ ਧਿਆਨ ਨਾਲ ਪਾਲਦੀ ਏ ਸਿੱਖਾ ਤੂੰ ਕਿਤੇ ਵੀ ਚਲਾ ਜਾਏ ਜਦੋਂ ਗੁਰੂ ਦਾ ਧਿਆਨ ਤਕਾਏਗਾ ਗੁਰੂ ਨਾਨਕ ਤੇਰੇ ਅੰਗ ਸੰਗ ਹੋਵੇਗਾ ਗੁਰੂ ਜੀ ਕਹਿੰਦੇ ਆ ਧਿਆਨ ਕਿੱਡਾ ਵੱਡਾ ਬਚਨ ਕਹਿ ਦਿੱਤਾ ਸੰਤੋਖ ਦੀਆਂ ਮੁੰਦਰਾਂ ਧਿਆਨ ਦੀ ਗੁਰੂ ਸਾਹਿਬ ਨੇ ਵਰਤਿਆ ਸ਼ਰਮ ਪਤ ਝੋਲੀ ਮਿਹਨਤ ਲੱਜਿਆ ਧਿਆਨ ਦੀ ਵਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਹੋਰ ਤਰ੍ਹਾਂ ਕਿਉਂ ਲੱਗੇਗਾ ਵੀ ਅਰਥ ਖਿੰਥਾ ਕਾਲ ਖਿੰਥਾ ਦਾ ਅਰਥ ਹੈ ਗੋਦੜੀ ਖਪਣੀ ਜੋਗੀ ਲੋਕ ਰੰਗ ਬਰੰਗੀਆਂ ਖਪਣੀਆਂ ਕਈ ਵਾਰੀ ਪਾਉਂਦੇ ਆ ਕਈ ਵਾਰੀ ਭਗਵੇਂ ਕੱਪੜੇ ਪਾਉਂਦੇ ਆ ਅੱਗ ਰੰਗੇ ਮਰਦ ਕਰਾਂ ਜਦੋਂ ਚੱਲੇ ਸਨ ਉਦੋਂ ਇਹ ਨਹੀਂ ਕੋਈ ਮੈਂ ਕਹਾਂਗਾ ਅੱਗ ਦਾ ਰੰਗ ਤੇ ਭਗਵੇ ਕੱਪੜੇ ਦਾ ਰੰਗ ਇੱਕੋ ਜਿਹਾ ਅਰਥ ਗਵਾਚ ਗਏ ਸਮੇਂ ਨਾਲ ਭੰਗਵਾ ਕੱਪੜਾ ਭੇਖ ਹੋ ਗਿਆ ਭਗਵਾ ਕੱਪੜਾ ਪਾ ਕੇ ਰਾਵਣ ਵੀ ਛਲ ਕੇ ਲੈ ਗਿਆ ਉਹ ਜਦੋਂ ਰੰਗ ਦਿੱਤਾ ਹੋਵੇਗਾ ਉਹਦਾ ਮਤਲਬ ਜਿਵੇਂ ਅੱਗ ਵਿੱਚ ਹਰ ਚੀਜ਼ ਸੜ ਜਾਂਦੀ ਏ ਤੂੰ ਸੱਚਮੁੱਚ ਅੰਦਰੋਂ ਬ੍ਰਹਮ ਦੀ ਅਗੜ ਬਾਲ ਤੈਨੂੰ ਸਮਝ ਪੈ ਜਾਏ ਇਹਦੇ ਵਿੱਚ ਆਪਣੇ ਅੰਦਰ ਦੇ ਔਗਣ ਫੂਕ ਦੇ ਚਲੋ ਖੈਰ ਖਿੰਤਾ ਗੋਦੜੀ ਪਾਉਂਦੇ ਆ ਉਹਨੂੰ ਖਫਣੀ ਵੀ ਕਹਿੰਦੇ ਆ ਖਫਣ ਕਿਹਾ ਜਾਂਦਾ ਹੈ ਜਦੋਂ ਬੰਦਾ ਮਰਦਾ ਉਹਨੂੰ ਅਸੀਂ ਖਫਣ ਪਾਉਂਦੇ ਆ ਪਿਆਰਿਓ ਗੁਰੂ ਜੀ ਕਹਿੰਦੇ ਆ ਖੱਪਣ ਇਸ ਕਰਕੇ ਪਾਇਆ ਮੌਤ ਚੇਤੇ ਰੱਖੇ ਬਿਪੂਤ ਇਸ ਕਰਕੇ ਲਾਂਦਾ ਸਾਹਿਬ ਵੀ ਮੈਨੂੰ ਯਾਦ ਰਹਿ ਮੈਂ ਇੱਕ ਦਿਨ ਸਵਾਹ ਹੋਣਾ ਨਾ ਤੈਨੂੰ ਸਵਾਹ ਲਾ ਕੇ ਚੇਤੇ ਰਿਆ ਮੈਂ ਮਰਨਾ ਨਾ ਖਫਣੀ ਪਾ ਕੇ ਖਿੰਤਾ ਕਾਲ ਤੂੰ ਮੌਤ ਦੀ ਖਿੰਤਾ ਪਾ ਹਰ ਵਕਤ ਤੈਨੂੰ ਚੇਤੇ ਰਹਿ ਭਾਵੇਂ ਤੂੰ ਜਿਹੋ ਜਾਂ ਮਰਜ਼ੀ ਕਪੜਾ ਪਾਏ ਜਦੋਂ ਮੌਤ ਚੇਤੇ ਰੱਖੇਗਾ ਹਰ ਕਪੜੇ ਤੇਰੇ ਵਾਸਤੇ ਖੱਪਣ ਬਣ ਜਾਏਗਾ ਇਹਦਾ ਅਰਥ ਹੈ ਮੌਤ ਨੂੰ ਯਾਦ ਰੱਖ ਵੀ ਮੇਰੇ ਮਨਾ ਅੱਜ ਨਹੀਂ ਕੱਲ ਨਹੀਂ ਖੁਣੇ ਮੈਂ ਜਾਣ ਵਾਲਾ ਖਾਂ ਇਸੇ ਕਰਕੇ ਗੁਰੂ ਜੀ ਨੇ ਬਾਣੀ 'ਚ ਇੰਨਾ ਕੁ ਮੌਤ ਨੂੰ ਚੇਤੇ ਰੱਖ ਕੇ ਗੱਲ ਕੀਤੀ ਜਿਵੇਂ ਅਸੀਂ ਪਾਠ ਕਰਨੇ ਆ ਕਿ ਜਾਗ ਲਿਖੋ ਰੇ ਮਨਾ ਜਾਗ ਲਿਖੋ ਕਾਂ ਗਾਫਲ ਸੋਇਆ ਜੋ ਤਨ ਉਪਜਾ ਸੰਗ ਹੀ ਸੋ ਪੀ ਸੰਗ ਨਾ ਖੋਗਾ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮਸਰ ਮੂਵੇ ਮੁਵੇ ਅਜ਼ਰਾਈਲ ਗ੍ਰਫਤ ਹੈ ਮੇਰੇ ਸਿਰ ਦੇ ਜੂੜੇ ਨੂੰ ਮੌਤ ਨੇ ਘੁੱਟ ਕੇ ਪਕੜਿਆ ਇੰਨਾ ਨੇੜੇ ਜਾਣ ਖਿੰਥਾ ਕਾਲ ਜਿਵੇਂ ਕਪੜਾ ਤੇਰੇ ਨੇੜੇ ਹੈ ਤੂੰ ਮੌਤ ਨੂੰ ਨੇੜੇ ਸਮਝ ਜੋਗੀਆ ਅਗਲੀ ਗੱਲ ਜਿਹਨੂੰ ਮੌਤ ਨੇੜੇ ਲੱਗਣ ਲੱਗ ਪਿਆ ਉਹ ਕਦੀ ਦਵੈਸ਼ ਨਹੀਂ ਰੱਖਦਾ ਇਹ ਕਿਉਂ ਕਿਆ ਖਿੰਥਾ ਕਾਲ ਇਹ ਨਹੀਂ ਨਿਰਾਸ਼ਤਾ ਪੈਦਾ ਕਰ ਦਿੱਤੀ ਵੀ ਤੂੰ ਬੰਦਾ ਢੇਰੀ ਟਾੜਿਆ ਤੇ 네ਗੇਟਿਵ ਇਹਨੇ ਚੱਲ ਪਏ ਜੇ ਮਰਨ ਦੀਆਂ ਗੱਲਾਂ ਕਰਦੇ ਆ ਗੁਰੂ ਜੀ ਕਹਿੰਦੇ ਨੇ ਜਿਹਨੂੰ ਮਰਨ ਦਾ ਅਹਿਸਾਸ ਹੋ ਜਾਏ ਉਹ ਬੰਦਾ ਕਦੀ ਵੀ ਪਾਪ ਵੱਲ ਨਹੀਂ ਤੁਰਦਾ ਉਹ ਤਾਂ ਜਿਨ੍ਹਾਂ ਲੜਿਆ ਉਹਨਾਂ ਤੋਂ ਵੀ ਮਾਫੀਆਂ ਮੰਗਣ ਲੱਗ ਪੈਂਦਾ ਅਕਸਰ ਬੰਦੇ ਜਿਹੜੇ ਬਹੁਤ ਹੰਕਾਰ 'ਚ ਬੋਲਦੇ ਆ ਜਦੋਂ ਬਿਸਤਰੇ ਤੇ ਡਿੱਗ ਪਏ ਤੇ ਕਹਿੰਦੇ ਆ ਫਲਾਣੇ ਨੂੰ ਆਵਾਜ਼ ਮਾਰ ਕੇ ਬੁਲਾ ਲਓ ਓਏ ਜ਼ਿੰਦਗੀ 'ਚ ਬਹੁਤ ਕੁਝ ਬੋਲਿਆ ਉਹਦੇ ਤੋਂ ਵੀ ਮਾਫੀ ਮੰਗ ਜਾਈਏ ਮੈਂ ਆਪ ਨੂੰ ਅਰਜ਼ ਕਰਾਂਗਾ ਕਿਉਂ ਕਿਆ ਮੌਤ ਚੇਤੇ ਕਰਾਏਗੀ ਵੀ ਤੂੰ ਉਹ ਗੰਨਾ ਕਰ ਮੌਤ ਦੀ ਖਫਣੀ ਪਾ ਗੁਰੂ ਸਾਹਿਬ ਕਹਿੰਦੇ ਆ ਮੌਤ ਨੂੰ ਚੇਤੇ ਰੱਖ ਪਾਪ ਨਹੀਂ ਕਰੇਗਾ ਸਿਆਣੇ ਕਹਿੰਦੇ ਆ ਕਿ ਕਿਸੇ ਪੁੱਛਿਆ ਸੀ ਕਿ ਚੰਗਾ ਕੰਮ ਕਿਸ ਦਿਨ ਕਰਨਾ ਚਾਹੀਦਾ ਉਹਨੇ ਕਿਹਾ ਸੀ ਮੌਤ ਵਾਲੇ ਦਿਨ ਉਹਨਾਂ ਕਿਹਾ ਮੌਤ ਕਿਦਨ ਆਉਣੀ ਹੈ ਕਹਿੰਦੇ ਨੇ ਅੱਜ ਹੀ ਅੱਜ ਹੀ ਚੰਗਾ ਕਰ ਤੂੰ ਜਿਹੜਾ ਖਾਲ ਹੈ ਇਸੇ ਨੂੰ ਕਬੀਰ ਸਾਹਿਬ ਨੇ ਕਿਹਾ ਦਿਨ ਤੇ ਪੈਰ ਪੈਰ ਤੇ ਘਰੀਆਂ ਆਪ ਘਟੈ ਤਨ ਛੀਜੈ ਕਾਲ ਅਹੇਰੀ ਅਕਾਲ ਸ਼ਿਕਾਰੀ ਬਣ ਕੇ ਪਿੱਛੇ ਤੁਰਿਆ ਉਹ ਤਾਂ ਟਾਈਮ ਵੇਂਦਾ ਥਾਂ ਦੇਖਦਾ ਕਾਲ ਅਹੇਰੀ ਫਿਰੈ ਬਦਕ ਜੋ ਕਹੋ ਕਵਨ ਬਿਦ ਕੀਜੈ ਗੁਰੂ ਜੀ ਕਹਿੰਦੇ ਆ ਜੋਗੀ ਮੌਤ ਦੀ ਖਫਣੀ ਪਾ ਮੌਤ ਮਹਿਸੂਸ ਕਰ ਇਸ ਤੋਂ ਅਗਲਾ ਬਚਨ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਇਹ ਦੋ ਤਰੀਕੇ ਨਾਲ ਵਿਸ਼ਰਾਮ ਲਾਏ ਨੇ ਮੈਂ ਅਰਥ ਕਰ ਜਾਣਾ ਕੁਵਾਰੀ ਕਾਇਆ ਕੁਝ ਗੁਰਮੁਖ ਇੱਥੇ ਲਾਂਦੇ ਆ ਜੁਗਤ ਡੰਡਾ ਪ੍ਰਤੀਤ ਉੰਜ ਜੇ ਪਾਠ ਕਰੋ ਤੇ ਪਾਠ ਦੀ 40 ਤੇ ਤਰ੍ਹਾਂ ਹੀ ਬੰਨੀ ਹੈ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਯਾਦ ਰੱਖਿਓ ਪਾਠ ਦੀ ਲੈਸ ਤੇ ਨਹੀਂ ਬੰਨੀ ਜੁਗਤ ਡੰਡਾ ਪ੍ਰਤੀਤ ਹੁਣ ਕੁਝ ਗੁਰਮੁਖੇ ਦੇ ਅਰਥ ਕਰਦੇ ਆ ਕਾਲ ਕੁਵਾਰੀ ਨੇ ਵੈਗਰੂ ਕੁਵਾਰੀ ਕਾਇਆ ਜੁਗਤ ਇਹਦਾ ਮਤਲਬ ਜੋਗ ਦੀ ਮਿਲਾਪ ਦੀ ਜੁਗਤੀ ਏ ਵੇ ਜਿਵੇਂ ਇੱਕ ਕੁਵਾਰੀ ਕਾਇਆ ਮੈਂ ਫਿਰ ਬੇਨਤੀ ਆਪ ਨੂੰ ਕਰਾਂ ਮੇਰੀ ਇਹ ਅਰਜ਼ ਸਮਝਿਓ ਜ਼ਿਆਦਾ ਡਿਟੇਲ ਚ ਲੋੜ ਨਹੀਂ ਜਿਹੜੀ ਕਾਇਆ ਅਜੇ ਕਿਸੇ ਵਾਸ਼ਨਾ ਚ ਪ੍ਰਵਿਰਤ ਨਹੀਂ ਹੋਈ ਅਸੀਂ ਕਹਿੰਦੇ ਕੁਵਾਰੀ ਕਾਇਆ ਪਵਿੱਤਰਤਾ ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਕੁਵਾਰੀ ਕਾਇਆ ਪਤੀ ਦੀ ਸੇਜ ਮਾਨਣ ਤੱਕ ਪਹੁੰਚ ਰਹੀ ਹੈ ਤੂੰ ਆਪਣੇ ਅੰਦਰ ਨੂੰ ਔਗਣਾ ਦੀ ਲੇਸ਼ ਨਾ ਲੱਗਣ ਦੇ ਮਨ ਨੂੰ ਕੁਵਾਰਿਆ ਰੱਖੀ ਤੈਨੂੰ ਰੱਬ ਦੇ ਘਰ ਦੀ ਸੇਜ ਮਿਲੇਗੀ ਫਿਰ ਬੇਨਤੀ ਕੁਵਾਰੀ ਕਾਇਆ ਇਹ ਸ਼ਬਦ ਕੀਤੇ ਜਿਹਨੂੰ ਪਵਿੱਤਰਤਾ ਦੇ ਅਰਥ ਕੀਤੇ ਕੁਵਾਰੀ ਦੇ ਕੁਵਾਰੀ ਕਾਇਆ ਜੁਗਤ ਇਹ ਤਰੀਕਾ ਹੈ ਪਰ ਉਂਝ ਦੂਸਰੇ ਪਾਸੇ ਇੱਕ ਗੁਰਮੁਖ ਨੇ ਅਰਥ ਕੀਤੇ ਆ ਕਿ ਜੋਗੀ ਜਿਹੜੇ ਸਨ ਬੱਚਿਆਂ ਦੀ ਵਰਤੋਂ ਕਰਕੇ ਮਤਲਬ ਬੱਚਿਆਂ ਰਾਹੀਂ ਆਤਮਿਕ ਮੰਡਲ 'ਚ ਗੱਲ ਕਰਦੇ ਨੂੰ ਕੁਵਾਰੀ ਕਹਿੰਦੇ ਹੁੰਦੇ ਸਨ ਤਲਵਾੜਾ ਸਾਹਿਬ ਨੇ ਅਰਥੇ ਵੀ ਕੀਤੇ ਮੈਨੂੰ ਫਿਰ ਮਨ 'ਚ ਆਇਆ ਵੀ ਬਾਬਾ ਜੀ ਨਾਨਕ ਮਤੇ ਗਏ ਤੇ ਉਹਨਾਂ ਨਿਆਣਾ ਦੱਬ ਕੇ ਕਿਹਾ ਸੀ ਧਰਤੀ 'ਚੋਂ ਜੋ ਕਿਹਾ ਜਿਹੜੇ ਉੱਥੇ ਦਰਸ਼ਨ ਕੀਤੇ ਉਹਨਾਂ ਨੇ ਵੀ ਇਹ ਗੋਰਖਮਤਾ ਗੋਰਖਮਤਾ ਦੋ ਵਾਰੀ ਬੋਲਿਆ ਵਿਚਾਰਾ ਤੀਜੀ ਵਾਰੀ ਗੁੰਮ ਹੋ ਗਿਆ ਉਹਨਾਂ ਨੇ ਕੁਵਾਰੀ ਦਰਤ ਬੱਚਾ ਵੀ ਕੀਤਾ ਹੈ ਪਰ ਮੈਨੂੰ ਜਿੰਨੀ ਕੁ ਸਮਝ ਪਈ ਦਾਵਾ ਨਹੀਂ ਇਸ ਅਰਥ 'ਚ ਵੀ ਆਪਣੀ ਕਾਇਆ ਨੂੰ ਵਾਸ਼ਨਾ ਤੋਂ ਪਵਿੱਤਰ ਰੱਖਣਾ ਮੁਕਤ ਰੱਖਣਾ ਇਹ ਜੁਗਤੀ ਹੈ ਤੇ ਜਿਨ੍ਹਾਂ ਦੂਸਰੇ ਗੁਰਮੁਖ ਅਰਥ ਕੀਤੇ ਉਹ ਕਹਿੰਦੇ ਜੁਗਤ ਡੰਡਾ ਪ੍ਰਤੀਤ ਖਿੰਤਾ ਕਾਲ ਕੁਵਾਰੀ ਕਾਇਆ ਸੁਣੋ ਉਹ ਅਰਥ ਇਸ ਤਰ੍ਹਾਂ ਕਰਦੇ ਆ ਕਿ ਕਾਲ ਦੀ ਖਫਣੀ ਪਾ ਕੁਵਾਰੀ ਕਾਇਆ ਤਾਂ ਰਹੇਗੀ ਤਾਂ ਤੂੰ ਭੈੜੇ ਫੁਰਨਿਆਂ ਤੋਂ ਬਚੇਗਾ ਜੇ ਤੂੰ ਮੌਤ ਨੂੰ ਚੇਤੇ ਰੱਖੇਗਾ ਫਿਰ ਬੇਨਤੀ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਕੁਵਾਰੀ ਕਾਇਆ ਫਿਰ ਅੱਗੇ ਕਹਿੰਦੇ ਜੁਗਤ ਡੰਡਾ ਪ੍ਰਤੀਤ ਡੰਡਾ ਵੈਸੇ ਇੱਥੇ ਮਾਰੇ ਨੇ ਸ਼ਬਦ ਵਰਤਿਆ ਉਂਝ ਉਹਨਾਂ ਕੋਲ ਤੇ ਬੈਰਾਗਣ ਹੁੰਦੀ ਹੈ ਨਾ ਗੁਰੂ ਸਾਹਿਬ ਨੇ ਵਰਤਿਆ ਜੋਗ ਨਾ ਖਿੰਤਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂੰਡ ਮੰਡਾਇਆ ਜੋਗ ਨਾ ਸਿੰਗੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਈ ਐਸੋਈ ਮੈਂ ਫਿਰ ਬੇਨਤੀ ਕਰਾਂ ਹੁਣ ਡੰਡਾ ਪ੍ਰਤੀਤ ਪ੍ਰਤੀਤ ਦਾ ਅਰਥ ਵਿਸ਼ਵਾਸ ਪੂਰਨ ਭਰੋਸਾ ਇੱਥੇ ਫਿਰ ਮੇਰੀ ਬੇਨਤੀ ਸੁਣਿਓ ਮੈਂ ਅਰਥ ਥੋੜੇ ਜੇ ਇਹਦੇ ਕਰ ਸਕਾਂ ਡੰਡਾ ਪ੍ਰਤੀਤ ਮੈਂ ਕੀਤੀ ਉਹਨਾਂ ਕੋਲ ਬੈਰਾਗਣ ਹੈ ਖੜਾਵਾਂ ਨੇ ਬੈਰਾਗਣ ਹੈ ਜਿੱਤੇ ਹੱਥ ਰੱਖਦੇ ਪਰ ਉੰਜ ਵੈਸੇ ਡੰਡਾ ਵੀ ਆਪਣੇ ਖੱਤ 'ਚ ਕਈ ਵਾਰੀ ਫੜਦੇ ਸਨ ਈਵਨ ਕਿ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਗਏ ਆਪਣੇ ਖੱਤ 'ਚ ਡਾਂਗ ਡੰਡਾ ਸੀ ਮਾਰੇ ਦੇ ਆਸਾ ਹੱਥ ਕਿਤਾਬ ਕਸ਼ ਗੁਰੂ ਹਰਕ੍ਰਿਸ਼ਨ ਸਾਹਿਬ ਛੜੀ ਰੱਖਦੇ ਸਨ ਹੁਣ ਇੱਥੇ ਜਿਹੜਾ ਸ਼ਬਦ ਗੁਰੂ ਜੀ ਨੇ ਕਿਹਾ ਜਿਹੜਾ ਤੂੰ ਡੰਡਾ ਪਕੜਿਆ ਹੈ ਕਈ ਵਾਰੀ ਹੁੰਦਾ ਸੀ ਆ ਇਹ ਜਿਵੇਂ ਸੱਪਾਂ ਤੋਂ ਜਾਂ ਜਾਨਵਰਾਂ ਤੋਂ ਬਚਾਉਣ ਲਈ ਵੀ ਪਰ ਗੁਰੂ ਜੀ ਨੇ ਜਿਹੜੇ ਅਰਥ ਕੀਤੇ ਸੀ ਉਹ ਦੇਖਣੇ ਨੇ ਬਾਹਰ ਦਾ ਦੰਦਾ ਨਹੀਂ ਡੰਡਾ ਪ੍ਰਤੀਤ ਡੰਡਾ ਪ੍ਰਤੀਤ ਕਿਉਂ ਭਾਵਨਾ ਪ੍ਰਤੀਤ ਅਰਥ ਭਰੋਸਾ ਯਕੀਨ ਫੇਥ ਬਲਾਈਂਡ ਫੇਥ ਸਿੱਧੀ ਗੱਲ ਹੁਣ ਇਹਦੇ ਤੋਂ ਇੱਕ ਸ਼ਬਦ ਨਿਕਲਦਾ ਹੈ ਡੰਡੌਤ ਇੱਕ ਸ਼ਬਦ ਦੇ ਡੰਡਾ ਇੱਕ ਡੰਡੌਤ ਇੱਕ ਅਸ਼ਟਾਂਗ ਅਸ਼ਟਾਂਗ ਦਾ ਅਰਥ ਹੈ ਜਦੋਂ ਬੰਦਾ ਝੁਕੇ ਤੇ ਉਹਦੇ ਤਨ ਦੇ 8 ਅੰਗ ਜ਼ਮੀਨ ਨੂੰ ਛੂਣ ਪਰ ਡੰਡੌਤ ਦਾ ਅਰਥ ਹੁੰਦਾ ਜਿਹੜਾ ਹੈ ਸਿੱਧਾ ਲੇਟ ਕੇ ਮੱਥਾ ਟੇਕਦਾ ਡੰਡਾ ਪ੍ਰਤੀਤ ਕਿਉਂ ਅਸਲ 'ਚ ਡੰਡਾ ਆਪਣੀ ਮਰਜ਼ੀ ਨਹੀਂ ਕਰਦਾ ਹੁੰਦਾ ਡੰਡਾ ਪ੍ਰਤੀਤ ਭਾਵਨਾ ਜਿਸ ਬੰਦੇ ਦੇ ਹੱਥ 'ਚ ਡੰਡਾ ਹੈ ਚਲੋ ਜੇ ਇਹ ਨਹੀਂ ਲੈਣਾ ਜਿਸ ਕੀ ਲਾਠੀ ਉਸ ਕੀ ਬੈਂਸ ਇਹਦਾ ਇੱਕ ਅਰਥ ਕਿ ਮੰਨ ਲਓ ਅਸੀਂ ਡੰਡਾ ਹੱਥ 'ਚ ਪਕੜਿਆ ਜਿੱਥੇ ਪਕੜਿਆ ਡੰਡਾ ਉੱਥੇ ਖਲੋਤਾ ਹੈ ਜੇ ਡੰਡੇ ਨੂੰ ਕੰਧ ਨਾਲ ਲਾਵਾਂਗੇ ਤਾਂ ਜੇ ਡੰਡੇ ਨੂੰ ਮੰਜੀ ਨਾਲ ਰੱਖਾਂਗੇ ਤਾਂ ਜੇ ਡੰਡੇ ਨੂੰ ਜ਼ਮੀਨ ਤੇ ਸੱਟਾਂਗੇ ਤਾਂ ਡੰਡੇ ਦਾ ਅਰਥ ਹੈ ਕਿ ਇੰਨਾ ਭਰੋਸੇ ਵਾਲਾ ਕਿ ਜਿਹਦੇ ਹੱਥ ਵਿੱਚ ਉਹਦੇ ਤੋਂ ਬਿਨਾ ਆਪਣੀ ਮਰਜ਼ੀ ਕਰਦਾ ਹੀ ਨਹੀਂ ਗੁਰੂ ਕਹਿੰਦਾ ਇੰਨੇ ਭਰੋਸੇ ਨਾਲ ਜੀ ਤੇਰੇ ਅੰਦਰ ਦਾ ਪ੍ਰਤੀਤ ਡੰਡਾ ਬਣ ਜਾ ਜਿਵੇਂ ਡੰਡੇ ਵਾਲਾ ਜਿੱਥੇ ਰੱਖੇ ਡੰਡਾ ਉੱਥੇ ਰਹਿੰਦਾ ਤੋ ਇੰਨੀ ਭਾਵਨਾ ਨਾਲ ਚੱਲੀ ਜਿੱਥੇ ਗੁਰੂ ਤੈਨੂੰ ਰੱਖੇ ਤੋ ਉੱਥੇ ਹੀ ਟਿਕੇ ਪ੍ਰਤੀਤ ਯਕੀਨ ਇੱਥੇ ਚਲੋ ਇੱਕ ਉਦਾਹਰਨ ਸਮਝਣ ਲਈ ਸ਼ੈਕਸਪੀਅਰ ਦੇ ਨਾਟਕਾਂ ਵਿੱਚ ਹੈ ਵੈਗਰੂ ਮੈਂ ਚਲੋ ਨਾਂ ਲੈ ਦੇਣਾ ਇਹਨਾਂ ਸਮਝੋ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਦਾ ਚੰਗੀ ਗੱਲ ਕਿਤੋਂ ਮਿਲ ਜਾਏ ਉਹ ਆਂਦਾ ਦੋ ਆਦਮੀ ਤੁਰੇ ਜਾ ਰਹੇ ਸਨ ਸੈਰ ਕਰਨ ਇਟਲੀ ਦੀ ਗੱਲ ਕਹਿ ਰਿਹਾ ਵੀਰੋਨਾ ਸ਼ਹਿਰ ਦੀ ਤੇ ਇੱਕ ਦਾ ਨਾਲ ਨੌਕਰ ਵੀ ਚੱਲ ਪਿਆ ਸੈਰ ਕਰਨ ਉਹ ਦੂਸਰਾ ਬੰਦਾ ਗੱਲ ਸਮਝਾਏ ਉਹਦਾ ਨੌਕਰ ਨਹੀਂ ਸੀ ਦੂਸਰਾ ਆਦਮੀ ਗੱਲ ਸਮਝਾਏ ਤੇ ਨੌਕਰ ਨੂੰ ਸਮਝਣਾ ਪਈ ਇੱਕ ਵਾਰੀ ਸਮਝਾਈ ਦੋ ਵਾਰੀ ਸਮਝਾਈ ਤੀਜੀ ਵਾਰੀ ਸਮਝਾਈ ਚੌਥੀ ਵਾਰੀ ਅੱਕ ਕੇ ਉਹਦੇ ਹੱਥੇ ਡੰਡਾ ਸੀ ਡੰਡਾ ਜ਼ਮੀਨ ਤੇ ਮਾਰ ਕੇ ਕਹਿੰਦਾ ਨੌਕਰ ਨੂੰ ਤੇਰੇ ਨਾਲੋਂ ਤਾਂ ਡੰਡੇ ਨੂੰ ਅਕਲ ਜ਼ਿਆਦਾ ਇਹਨੂੰ ਸਮਝ ਪੈ ਗਈ ਨੌਕਰ ਕਹਿੰਦਾ ਮਾਲਕ ਤੇਰੇ ਹੱਥ ਵਿੱਚ ਮੈਂ ਤੇਰੇ ਹੱਥ ਵਿੱਚ ਨਹੀਂ ਮੇਰਾ ਮਨਵਾ ਤੇਰੇ ਹੱਥ 'ਚ ਨਹੀਂ ਮੇਰੇ ਆਪਣੇ ਹੱਥ 'ਚ ਨਹੀਂ ਮੈਂ ਅਰਜ਼ ਕਰਾਂਗਾ ਇਸ ਗੁਰੂ ਜੀ ਕਹਿ ਰਹੇ ਨੇ ਜਿਵੇਂ ਡੰਡਾ ਇਹ ਫਿਰ ਬੇਨਤੀ ਜੇ ਸਿੱਧੇ ਅਰਥ ਸਾਰਿਆਂ ਡੰਡਾ ਪ੍ਰਤੀਤ ਹੀ ਕੀਤੇ ਆ ਕਿਉਂਕਿ ਡੰਡੇ ਨੂੰ ਸਿਰਫ ਉਹਦਾ ਭਰੋਸਾ ਹੈ ਜਿਹਦੇ ਹੱਥ 'ਚ ਦੂਜੇ ਦਾ ਨਹੀਂ ਕਹਿੰਦੇ ਨੇ ਇਸ ਤਰ੍ਹਾਂ ਪ੍ਰਤੀਤ ਨੂੰ ਜ਼ਿੰਦਗੀ ਜੀ ਜਿਵੇਂ ਤੂੰ ਹੱਥ 'ਚ ਡੰਡਾ ਪਕੜਿਆ ਹੈ ਫਿਰ ਬੇਨਤੀ ਦੇ ਅੰਤਰੀਵ ਅਰਥ ਮਨ ਸੰਤੋਖ 'ਚ ਰੱਜ ਜਾਏ ਲੱਜਿਆ ਪੈਦਾ ਹੋ ਜਾਏ ਤੇਰੇ ਅੰਦਰ ਕਿਸੇ ਦਰ ਤੋਂ ਮੰਗੀ ਨਾ ਸੱਚੀ ਮੁੱਚੀ ਰੱਬ ਦੇ ਧਿਆਨ ਦੀ ਸਵਾ ਮੱਲ ਹੈ ਬਿਪੂਤੀ ਮੱਲ ਹੈ ਮੌਤ ਦੀ ਖਫਨੀ ਪਾਲ ਹੈ ਗੁਰੂ ਜੀ ਕਹਿ ਰਹੇ ਨੇ ਵਾਸ਼ਨਾ ਤੋਂ ਆਪਣੇ ਮਨ ਨੂੰ ਮੁਕਤ ਰੱਖਣ ਦੀ ਬੇਨਤੀ ਕਰ ਤੇ ਸੱਚ ਇਹ ਵੇ ਕਿ ਪ੍ਰਤੀਤ ਦਾ ਡੰਡਾ ਹੁਣ ਅਗਲਾ ਬਚਨੇ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਜੋਗੀਆਂ ਦੇ 12 ਫਿਰਕੇ ਨੇ ਰਾਵਲ ਪੰਥ ਪਾਗਲ ਪੰਥ ਚਲੋ ਮੈਂ ਸੰਖੇ ਉਹਦੇ ਵਿੱਚ ਇੱਕ ਹੈ ਆਈ ਪੰਥੀ 12 ਪੰਥਾਂ ਵਿੱਚੋਂ ਆਈ ਪੰਥੀ ਆਪਣੇ ਆਪ ਨੂੰ ਉੱਚਾ ਮੰਨਦਾ ਹੈ ਸ੍ਰੇਸ਼ਟ ਮੰਨਦਾ ਪਰ ਬੰਦੇ ਚੰਗੇ ਜੋ ਮਿਲਵਰਤਨ ਰੱਖਦੇ ਆ ਸਗਲ ਜਮਾਤੀ ਸਭ ਨੂੰ ਮਿਲਦੇ ਗੁਰੂ ਜੀ ਕਹਿੰਦੇ ਆ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਇੱਥੇ ਸ਼ਬਦ ਹੈ ਮਨ ਜੀਤੈ ਜਗ ਜੀਤ ਆਈ ਪੰਥੀ ਸਗਲ ਜਮਾਤੀ ਤੂੰ ਆਈ ਪੰਥੀ ਇਹ ਗੱਲ ਹੋਰ ਜਿਹੜੇ ਆਈ ਪੰਥੀ ਨੇ ਨਾ ਉਹਨਾਂ ਦੇ ਨਾਂ ਪਿੱਛੇ ਆਈ ਲੱਗੇਗਾ ਜਿਵੇਂ ਬਾਲ ਗੁੰਦਾਈ ਉਹ ਆਈ ਆਈ ਪਿੱਛੇ ਲੱਗਦਾ ਉਹਦਾ ਮਤਲਬ ਉਹ ਬਾਲ ਗੁੰਦਾਈ ਜਿਹੜਾ ਆਈ ਪੰਥੀ ਹੈ ਮਹਾਰਾਜ ਕਹਿੰਦੇ ਜੇ ਤੂੰ ਚਾਹਨਾ ਮੈਂ ਸਭ ਤੋਂ ਸ੍ਰੇਸ਼ਟ ਖਾਂ ਸਗਲ ਜਮਾਤੀ ਜਮਾਤ ਲਫ਼ਜ਼ ਆਪੇ ਜਾਣਦੇ ਆ ਨਾ ਇੱਕੋ ਫੜ ਥਾਂ ਪੜਨ ਵਾਲੇ ਗੁਰੂ ਜੀ ਕਹਿੰਦੇ ਆ ਕਿਸੇ ਤੋਂ ਨਫ਼ਰਤ ਮਤ ਕਰ ਜੋਗੀ ਸਾਰੀ ਸ੍ਰਿਸ਼ਟੀ ਰੱਬ ਦੀ ਨੂੰ ਆਪਣੀ ਜਮਾਤ ਸਮਝ ਜਦੋਂ ਸਭ ਨੂੰ ਆਪਣੇ ਗੁਰ ਭਾਈ ਸਮਝੇਗਾ ਤੂੰ ਆਈ ਪੰਥੀ ਵਿੱਚ ਪਹੁੰਚ ਜਾਏਗਾ ਜਿਹਨੂੰ ਗੁਰੂ ਜੀ ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਬਸ ਆ ਸਮਝ ਮਹਾਰਾਜ ਕਹਿੰਦੇ ਜਿਹਨੂੰ ਗੁਰੂ ਜੀ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਖਾਈ ਆਈ ਪੰਥੀ ਆਈ ਪੰਥੀ ਦਾ ਤੂੰ ਤਾਂ ਮੈਂਬਰ ਹੈ ਸਗਲ ਜਮਾਤੀ ਸਾਰਿਆਂ ਨੂੰ ਆਪਣੇ ਵਰਗਾ ਜਾਣ ਇੱਕ ਜਮਾਤ ਸਮਝ ਵਿਤਕਰਾ ਕਿਉਂ ਕਰ ਰਹੇ ਕਿਸੇ ਨੂੰ ਸ਼ੋਦਰ ਕਹਿ ਕੇ ਕਿਸੇ ਨੂੰ ਗ੍ਰਸਤੀ ਕਹਿ ਕੇ ਕਿਸੇ ਨੂੰ ਚਿੱਕੜ ਕਹਿ ਕੇ ਆਈ ਪੰਥੀ ਹੈ ਜਿਹੜਾ ਪੂਰੀ ਮਾਨਵਤਾ ਨੂੰ ਇੱਕ ਰੱਬ ਦੇ ਬਣਾਏ ਕੋਈ ਇਨਸਾਨ ਸਮਝਦਾ ਆਈ ਪੰਥੀ ਸਗਲ ਜਮਾਤੀ ਫਿਰ ਬੇਨਤੀ ਸਾਰੀਆਂ ਜਮਾਤਾਂ ਨੂੰ ਸਾਰੇ ਲੋਕਾਂ ਨੂੰ ਇੱਕ ਜੈਸਾ ਜਾਣ ਤੇ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਹੋ ਸਕਦਾ ਮਨ ਜੀਤੈ ਜਗ ਜੀਤ ਤੂੰ ਚਾਹਨਾ ਕਰਾਮਾਤਾਂ ਨਾਲ ਦੁਨੀਆ ਜਿੱਤਾਂ ਪਰ ਸੱਚ ਏਵੇ ਦੁਨੀਆ ਨੂੰ ਜਿੱਤਣ ਦੀ ਥਾਂ ਤੇ ਆਪਣਾ ਆਪ ਜਿੱਤਣਾ ਸ਼ੁਰੂ ਕਰ ਜਿਸ ਦਿਨ ਤੂੰ ਮਨ ਜੀਤੈ ਮੈਂ ਫਿਰ ਬੇਨਤੀ ਕਰਾਂ ਇੱਥੇ ਤੱਤੇ ਦੇ ਉੱਤੇ ਲਾ ਨਹੀਂ ਬੋਲਣੀ ਦੁਲਾਵਾ ਬੋਲਣੀਆਂ ਨੇ ਇਹ ਜੀਤੇ ਨਹੀਂ ਹੈਗਾ ਜੀਤਾ ਮਨ ਜੀਤੈ ਜਗ ਜੀਤ ਜਿਸ ਦਿਨ ਤੂੰ ਆਪਣੇ ਮਨ ਨੂੰ ਜਿੱਤ ਲਿਆ ਤੂੰ ਸਮਝ ਲਈ ਸਾਰੇ ਜਗਤ ਨੂੰ ਜਿੱਤ ਲਿਆ ਸਭ ਤੋਂ ਔਖਾ ਮਨ ਦਾ ਜਿੱਤਣਾ ਹੈ ਇਹਦੇ ਤੋਂ ਬਿਨਾ ਸਰਦਾ ਵੀ ਕੋਈ ਨਹੀਂ ਇਹ ਡੋਬਦਾ ਵੀ ਉਤਾਰਦਾ ਵੀ ਇੱਕ ਦਿਨ ਬਾਬਾ ਜੀ ਦਾ ਇੱਕ ਬਚਨ ਆਇਆ ਇਹ ਮਨ ਜੋਗੀ ਮਨ ਭੋਗਿਆ ਮਨ ਮੂਰ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਕਿੰਨੇ ਨਾ ਗਿਣ ਦਿੱਤੇ ਜੋਗੀ ਹੈ ਭੋਗੀ ਹੈ ਇਹ ਮੰਗਤਾ ਹੈ ਇਹ ਦਾਤਾ ਹੈ ਇਹ ਇਹਦੀਆਂ ਅਵਸਥਾਵਾਂ ਨੇ ਮਨ ਦਾ ਜਿਤਨਾ ਅਸੀਂ ਉਸ ਦੇ ਨੇ ਵਿਚਾਰਿਆ ਸੀ ਆਪ ਜੀ ਨੂੰ ਪਤਾ ਹੈ ਪ੍ਰਿਥੀ ਮਲ ਸਹਿਗਲ ਬਲਾ ਰਾਮਾ ਡਿੱਡੀ ਭਗਤ ਅਭਿਆਸੀ ਇਹ ਸਵੇਰ ਦੀ ਕਥਾ ਹੈ ਚਲੋ ਹੁਣ ਰਿਕਾਰਡ ਹੋ ਜਾਏਗਾ ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਤੁਸੀਂ ਬਾਣੀ ਪੜੋ ਆਪਣੇ ਮਨ ਨੂੰ ਕਾਬੂ ਕਰੋ ਉਹਨਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਿਥੀਮਲ ਸਾਈਕਲ ਤੇ ਰਾਮਾ ਡਿੱਡੀ ਕਹਿੰਦੇ ਮਹਾਰਾਜ ਕਾਬੂ ਕੋਈ ਨਹੀਂ ਆਉਂਦਾ ਅਭਿਆਸ ਕਰਨੇ ਆ ਦੌੜ ਦੌੜ ਜਾਂਦਾ ਫਿਰ ਅਭਿਆਸ ਛੱਡ ਦਿੰਦਾ ਗੁਰੂ ਜੀ ਕਹਿੰਦੇ ਆ ਜਦੋਂ ਘੋੜਾ ਬਿਮਾਰ ਹੋ ਜਾਏ ਉਹ ਆਪਣੇ ਆਪ ਮਸਾਲਾ ਨਹੀਂ ਲੈਂਦਾ ਉਹਨੂੰ ਕਿੱਲੇ ਨਾਲ ਬੰਨੀਦਾ ਉਹਦਾ ਮੂੰਹ ਚੁੱਕ ਕੇ ਮੂੰਹ ਖੋਲ ਕੇ ਮੁੱਠ ਭਰ ਕੇ ਮੂੰਹ ਮਸਾਲੇ ਦੀ ਉਹਦੇ ਮੂੰਹ ਚ ਪਾਈ ਦੀਏ ਉਹਦਾ ਮੂੰਹ ਉੱਤੋਂ ਰੱਸੀ ਨਾਲ ਘੁੱਟ ਕੇ ਬੰਨ ਦਈਦਾ ਉਹ ਥੱਕ ਕੇ ਮਸਾਲਾ ਲੈ ਲੈਂਦਾ ਇਸ ਅਵੇੜੇ ਮਨ ਨੇ ਕਾਬੂ ਨਹੀਂ ਆਉਣਾ ਤੁਸੀਂ ਇਹਨੂੰ ਬਾਣੀ ਦਾ ਮਸਾਲਾ ਦੇਣਾ ਨਾ ਛੱਡਿਓ ਇੱਕ ਦਿਨ ਥੱਕ ਕੇ ਬਾਣੀ ਨਾਲ ਜ਼ਰੂਰ ਜੁੜੇਗਾ ਮਨ ਨੂੰ ਜਿੱਤਣਾ ਫੁਰਨੇ ਨੂੰ ਜਿੱਤਣਾ ਨਾ ਬੰਦਾ ਰੋਜ਼ ਲੜ ਜਿਵੇਂ ਮੰਨ ਲਓ ਆਪਾਂ ਪਾਠ ਹੀ ਕਰ ਰਹੇ ਹਾਂ ਇਹ ਪਤਾ ਲੱਗ ਗਿਆ ਵੀ ਮੈਂ ਪੌੜੀ ਪੜ ਲਈਏ ਪਰ ਮੇਰਾ ਧਿਆਨ ਬੱਚਿਆਂ ਸੀ ਪਤਾ ਲੱਗ ਗਿਆ ਪੌੜੀ ਪੜ ਲਈਏ ਇਹਨੂੰ ਜਿੱਤਣ ਨੂੰ ਕਿ ਚੱਲ ਪਿਛਾਂ ਚੱਲ ਬੈਕ ਜਿੱਥੋਂ ਤੂੰ ਨਿਕਲਿਆ ਚੱਲ ਦੁਬਾਰਾ ਉੱਥੇ ਭਾਵੇਂ ਵੇਖੋ ਨਿੱਕੀਆਂ ਨਿੱਕੀਆਂ ਸੱਟਾਂ ਮਾਰਾਂਗੇ ਤਾਂ ਇਹਨੇ ਕਾਬੂ ਹੋਣਾ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ ਗੁਰੂ ਜੀ ਨੇ ਕਿਤੇ ਕਿਹਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕਿਤੇ ਕਿਹਾ ਇਹ ਮਨ ਅੰਦੇ ਕੁੱਤੇ ਕੂੜਿਆਰ ਉਹ ਕੁੱਤੇ ਆਏ ਸ਼ਬਦ ਵਰਤਿਆ ਕਿਤੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਤੇ ਬਾਬਾ ਜੀ ਨੇ ਕਿਹਾ ਮਨ ਖੁਠਰ ਤੇਰਾ ਨਹੀਂ ਵਿਸਾਸ ਤੂੰ ਮਾ ਉਦਮਾਦਾ ਖਰ ਕਾ ਪੈ ਖਰਤੋ ਛੁਟੈ ਜੋ ਉਪਰ ਲਾਤਾ ਮਹਾਰਾਜ ਨੇ ਮੈਂ ਬੇਨਤੀ ਕਰਾਂ ਮਨ ਨੂੰ ਜਿੱਤਣ ਲਈ ਕੀ ਚੀਜ਼ ਫਿਰ ਕੰਮ ਕਰੀਏ ਕਿਉਂਕਿ ਅਸੀਂ ਅਰਥ ਕਰਕੇ ਜਾਣਾ ਮੈਂ ਬਿਲਕੁਲ ਡਿਟੇਲ ਨਹੀਂ ਦੇ ਰਿਹਾ ਇਹ ਤੇਜ ਬੜਾ ਸਭ ਤੋਂ ਤੇਜ਼ ਇਸ ਦੁਨੀਆ 'ਚ ਅੱਜ ਜੋ ਸਾਇੰਸ ਕੋਲ ਹੈ ਲਾਈਟ ਸਪੀਡ ਹੈ ਨਾ ਇਹ ਹੀ ਹੈ ਨਾ ਜੀ ਲਾਈਟ ਦੀ ਰੋਸ਼ਨੀ ਦੀ ਜਿਹੜੀ ਸਪੀਡ ਹੈ ਸਭ ਤੋਂ ਤੇਜ਼ ਬੜੀ ਤੇਜ਼ ਹੈ ਪਰ ਲਾਈਟ ਸਪੀਡ ਤੋਂ ਤੇਜ਼ ਫੁਰਨਾ ਹੈ ਜਿਹੜਾ ਥਾਟ ਹੈ ਫੁਰਨਾ ਹੈ ਮਨ ਹੈ ਉਹ ਰੋਸ਼ਨੀ ਦੀ ਰਫ਼ਤਾਰ ਨਾਲੋਂ ਵੀ ਤੇਜ਼ ਹੈ ਹਾਲਾਂਕਿ ਸੂਰਜ ਦੀ ਕਿਰਨ ਆਉਂਦਿਆਂ ਨੂੰ ਮਿੰਟ ਸਕਿੰਟ ਲੱਗਣਗੇ ਤੇ ਫੁਰਨਾ ਬਣਾਉਂਦਿਆਂ ਤਾਂ ਪਤਾ ਹੀ ਸੂਰਜ ਨਾਮ ਵੀ ਚੜੇ ਫੁਰਨਾ ਪਹਿਲੀ ਬਣ ਜਾਂਦਾ ਸੂਰਜ ਫੁਰਨੇ ਕਰਕੇ ਗਏ ਲਾਈਟ ਸਪੀਡ ਤੇਜ਼ ਹੈ ਫੁਰਨਾ ਉਸ ਤੋਂ ਤੇਜ ਹੈ ਤੇ ਜਿਹੜਾ ਮਨ ਇੰਨਾ ਤੇਜ ਹੈ ਇਸ ਤੋਂ ਤੇਜ ਕੀ ਹੈ ਇਸ ਤੋਂ ਚੇਤ ਗੁਰੂ ਦਾ ਸ਼ਬਦ ਹੈ ਜਿਹੜਾ ਇਹਨੂੰ ਘੇਰ ਸਕਦਾ ਹੈ ਉੰਜ ਨਿਕਾਬੂ ਨਹੀਂ ਹੋਣੀ ਭੂਲਾ ਮਨ ਸਮਝੈ ਗੁਰ ਸ਼ਬਦੀ ਉੰਜ ਚਲੋ ਆ ਪੜਦੇ ਆ ਜਦੋਂ ਮਹਾਰੀ ਦੀ ਸ਼ਹੀਦੀ ਦਿਨ ਹੁੰਦਾ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਐ ਮੈਂ ਫਿਰ ਬੇਨਤੀ ਕਰਾਂ ਕਿ ਇਹ ਕਾਬੂ ਨਹੀਂ ਹੁੰਦਾ ਸ਼ਬਦ ਤੋਂ ਬਿਨਾ ਤੇ ਸ਼ਬਦ ਨਾਲ ਹੀ ਇੱਕ ਦਿਨ ਇਹਨੇ ਬਦਲ ਜਾਣਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਮੰਮਾ ਮਨ ਸਿਓ ਕਾਜ ਕੈ ਮਨ ਸਾਦੇ ਸਿਧ ਹੋਏ ਮਨ ਸਿਓ ਮਨੀ ਮਨ ਸਿਓ ਕਹਿ ਕਬੀਰਾ ਸਾ ਮਿਲਿਆ ਨਾ ਕੋਈ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਜ ਤਤ ਕੋ ਜਿਓ ਇਹ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤੇ ਕਹੇ ਸ਼ਬਦ ਤੋਂ ਬਿਨਾ ਕਾਬੂ ਨਹੀਂ ਆਉਂਦਾ ਪ੍ਰੈਕਟਿਸ ਕਰਾਂਗੇ ਗੁਰਮਖੋ ਤੇ ਨਾਲ ਅਰਦਾਸ ਕੱਲੀ ਪ੍ਰੈਕਟਿਸ ਨਹੀਂ ਜੇ ਕਿ ਇਹ ਵੀ ਮੈਂ ਇਨਾ ਅਭਿਆਸ ਕਰਨਾ ਨਹੀਂ ਦੁਹਾਈ ਰੱਬ ਦੀ ਬਿਆਸ ਵਾਲਿਆਂ ਦਾ ਵੀ ਮਨ ਸਭ ਕੁਝ ਕਰ ਜਾਂਦਾ ਪਰ ਇੱਥੇ ਗੁਰੂ ਜੀ ਕਹਿੰਦੇ ਆ ਮਨ ਨੂੰ ਜਿੱਤ ਲੈ ਭਰਤਰੀ ਨੇ ਗੱਲ ਕਹੀ ਜੀ ਵਿਰਾਗ ਸ਼ਤਕ ਸੀ ਇਹਦਾ ਇਹਨੂੰ ਬੜਾ ਧੋਖਾ ਹੋਇਆ ਇਹ ਸਭ ਕੁਝ ਘਰੋਂ ਛੱਡ ਕੇ ਚੱਲਿਆ ਹੈ ਤਾਂ ਅਸਲ 'ਚ ਜਿਹੜਾ ਮੂਲ ਗ੍ਰੰਥ ਉਹ ਗੂੜ ਸੰਸਕ੍ਰਿਤ ਹੈ ਉਹਦੇ ਭਾਸ਼ ਟੀਕੇ ਫਿਰ ਹੋਇਆ ਬ੍ਰਿਜ ਭਾਸ਼ਾ ਵਿੱਚ ਵੀ ਹੋਏ ਹਿੰਦੀ ਵਿੱਚ ਵੀ ਹੋਏ ਪੰਜਾਬੀ 'ਚ ਵੀ ਹੋਏ ਉਹ ਜਦੋਂ ਸਭ ਕੁਝ ਛੱਡ ਕੇ ਘਰੋਂ ਚੱਲਿਆ ਨਾ ਕੋਈ ਕੱਪੜਾ ਨਾ ਕੋਈ ਪੈਸਾ ਤੇ ਚਾਨਣੀ ਰਹਾਸੀ ਕਹਿੰਦੇ ਲਗਾ ਜਾਏ ਤੇ ਰਾਹ ਚੇਂਜ ਲੱਗੇ ਜਿਵੇਂ ਲਾਲ ਚਮਕਿਆ ਮਾਣਾ ਬੈੜਾ ਘਰੋਂ ਸਭ ਕੁਝ ਛੱਡ ਕੇ ਆਇਆ ਉਹ ਲਾਲ ਚਮਕਦੇ ਨੂੰ ਮਨ ਚ ਫੁਰਨਾ ਆ ਗਿਆ ਚੱਲ ਮਣਾ ਸਭ ਕੁਝ ਛੱਡਿਆ ਘਰੋਂ ਤੇ ਨਹੀਂ ਲੈ ਕੇ ਚੱਲਿਆ ਲਾਲ ਹੀ ਚੁੱਕ ਲੈ ਜਦੋਂ ਲਾਲ ਚੁੱਕਣ ਲੱਗਾ ਉਹ ਕਿਸੇ ਪਾਣ ਚਬਾ ਕੇ ਸੱਟਿਆ ਹੋਇਆ ਸੀ ਹੱਥ ਭਰ ਗਏ ਉਥੇ ਬਰਪਤ ਭਰਤਰੀ ਨੇ ਲਿਖਿਆ ਕਹਿੰਦਾ ਰਤਨ ਜੜਤ ਮੰਦਰ ਛਦੇ रत्न जड़त मंदिर तजे अर सखियन का साथ ਰੇ ਮਨ ਧੋਖੇ ਲਾਲ ਮੈਂ ਦਿਓ ਪੀਕ ਮੈਂ ਹਾਥ ਕਹਿੰਦਾ ਜਾ ਚੰਦਰਿਆ ਇੰਨਾ ਕੋਈ ਛੱਡ ਕੇ ਆਇਆ ਤੇ ਮਰ ਕਿੱਥੇ ਗਿਆ ਕਿਉਂਕਿ ਬੇਤਬਾਰ ਹੈ ਨਾ ਇਹਦਾ ਕੋਈ ਭਰੋਸਾ ਹੀ ਨਹੀਂ ਮੈਂ ਫਿਰ ਬੇਨਤੀ ਕਰਾਂ ਸ਼ਬਦ ਤੋਂ ਬਿਨਾ ਕਾਬੂ ਨਹੀਂ ਹੁੰਦਾ ਭਾਈ ਸਾਹਿਬ ਤੇਥੋਂ ਤੱਕ ਕਹਿੰਦੇ ਨੇ ਇੰਨਾ ਚੰਚਲ ਬਿਜਲੀ ਵੀ ਇੰਨੀ ਚੰਚਲ ਨਹੀਂ ਚਲੋ ਸਾਡੇ ਪਤਾ ਇੱਥੇ ਤੇ ਤੁਹਾਡੇ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਡੱਡੂ ਬੋਲਦੇ ਹੁੰਦੇ ਆ ਜੀ ਸੌਣ ਦੋ ਮੀਂਹ ਤਾਂ ਜਨਵਰੀ 'ਚ ਵੀ ਪੈਂਦਾ ਹੈ ਸਹਿਬਜ਼ਾਦਿਆਂ ਦੇ ਸ਼ਾਦੀ ਸ਼ਹਾਦਤ ਮੇਲਿਆਂ ਤੇ ਪੈਂਦਾ ਪਰ ਕਦੀ ਡੱਡੂ ਨਹੀਂ ਬੋਲਦਾ ਭਾਵੇਂ ਕਣਕ ਸਾਰੀ ਭਰੀ ਹੋਵੇ ਪਾਣੀ ਨਾਲ ਉਦੋਂ ਬੋਲਦਾ ਜਦੋਂ ਸੌਣ ਖੈ ਤੇ ਆਪਾਂ ਸਮਝੀਏ ਡੱਡੂ ਮਰ ਗਿਆ ਜੇਠ 'ਚ ਵੀ ਜਿਉਂਦਾ ਉਹ ਜੇਠ ਮਹੀਨੇ 'ਚ ਸਰਦੀ 'ਚ ਵੀ ਜਿਉਂਦਾ ਹੈ ਜਦੋਂ ਸੌਣ ਆਉਂਦਾ ਹੈ ਨਾ ਉਦੋਂ ਫਿਰ ਜ਼ਮੀਨ ਚੋਂ ਨਿਕਲ ਕੇ ਗਰੜਾਂਦਾ ਹੈ ਕਈ ਵਾਰੀ ਆਪਣੀ ਖੌਮੇ ਦਾ ਪਰਦਾ ਕਹਿੰਦਾ ਨਹੀਂ ਇੰਨੇ ਦਿਨ ਨਿਸਿਮਰਨ ਕਰਦੇ ਹੋ ਗਏ ਹੁਣ ਮਨ ਮਰ ਗਿਆ ਚੇਤੇ ਰੱਖਿਓ ਜਿੱਦਨ ਹੀ ਕਿਸੇ ਭੈੜੇ ਦੀ ਸੰਗਤ ਮਿਲ ਗਈ ਵਿੱਚੋਂ ਡੱਡੂ ਦੀ ਤਰ੍ਹਾਂ ਫੜਕ ਕਰਕੇ ਬਾਹਰ ਨਿਕਲ ਹੁੰਦਾ ਉਹ ਕੁਝ ਕਰਦਾ ਹੈ ਨਾ ਉਹ ਇਹ ਵੀ ਇੱਕ ਉਹ ਹਿੰਦੀ ਦੇ ਤੋਂ ਸਤਰਾ ਨੇ ਕਹਿੰਦਾ ਮੈਂ ਜਾਣਿਓ ਮਨ ਮਰ ਗਇਓ ਮਰਿਓ ਸੋ ਅਜੂ ਨਾ ਹੈ ਬਰਖਾ ਪੜੀ ਕੁਸੰਗ ਸੰਗ ਕੀ ਦਾਦਰ ਜਿਉਂ ਗਰੜਾਏ ਭਰਥਰੀ ਨੇ ਦੋ ਸਤਰਾਂ ਕਹੀਆਂ ਕਹਿੰਦਾ ਮਨ ਰਿਪ ਜੀਤੇ ਕੁਝ ਵਿਦਵਾਨਾਂ ਲਿਖਿਆ ਜੀਤਾ ਯਾਦ ਰੱਖਿਓ ਮਨ ਰਿਪ ਜੀਤੇ ਸਭ ਰਿਪ ਜੀਤੇ ਮਨ ਰਿਪ ਜੀਤੇ ਸਭ ਰਿਪ ਜੀਤੇ ਤੇ ਕਹਿੰਦਾ ਜਿਹੜਾ ਸਾਧਨਾ ਚ ਪੁੱਗ ਜਾਏ ਉਹਦਾ ਵੀ ਮਨ ਰਿਪ ਜੀਤੇ ਸਭ ਰਿਪ ਜੀਤੇ ਅਗਲਿਆਂ ਕਿਹਾ ਵੀ 17 ਇੱਕੋ ਹੀ ਦੋ ਵਾਰੀ ਕਹਿੰਦਾ ਮਨ ਰਿਪ ਜੀਤੇ ਸਭ ਰਿਪ ਜੀਤੇ ਜਿਹਦਾ ਖਿੰਡਿਆ ਹੈ ਜਿਹੜਾ ਟਿਕ ਗਿਆ ਮਨ ਰਿਪ ਜੀਤੇ ਸਭ ਰਿਪ ਜੀਤੇ ਉਹਨਾਂ ਕਿਹਾ ਵੀ ਇਹ ਗੱਲ ਕੀ ਹੈ ਉਹ ਕਹਿੰਦਾ ਧਿਆਨ ਨਾਲ ਸੁਣੋ ਮਨ ਰਿਪ ਜੀਤੇ ਜੀਤੇ ਦਰ ਤੇ ਜਿੰਦਾ ਹੋਇਆ ਜੇ ਮਨ ਦੁਸ਼ਮਨ ਜਮਦਾ ਹੈ ਸਭ ਰਿਪ ਜੀਤੇ ਜਿੰਨੇ ਵਾਸ਼ਨਾ ਨੇ ਕਾਮ ਕ੍ਰੋਧ ਮੋਹ ਸਾਰੇ ਜਮਦੇ ਨੇ ਮਨ ਰਿਪ ਜੀਤੇ ਜਿਰਪਦਰ ਦੁਸ਼ਮਨ ਜੇ ਮਨ ਦੁਸ਼ਮਨ ਨੂੰ ਤੂੰ ਜਿੱਤ ਲਿਆ ਸਭ ਰਿਪ ਜੀਤੇ ਚੇਤੇ ਰੱਖੀ ਸਾਰੇ ਦੁਸ਼ਮਣ ਆਪਣੇ ਆਪ ਜਿੱਤੇ ਜਾਣੇ ਨੇ ਸਤਰ ਇੱਕੋ ਹੀ ਅਰਥ ਦੋ ਨੇ ਗੁਰੂ ਜੀ ਕਹਿੰਦੇ ਆ ਮਨ ਜੀਤੈ ਜਗ ਜੀਤ ਜੋਗਿਓ ਕਰਾਮਾਤਾ ਨਾਲ ਨਹੀਂ ਮਨ ਨੂੰ ਜਿੱਤੋ ਸੱਚ ਜੇ ਮਨ ਕੀ ਹੈ ਸਾਡੇ ਇੱਕ ਪੰਜਾਬ ਦੇ ਮਹਾਂਪੁਰ ਕਹਿੰਦੇ ਸਨ ਗਰ ਚਾਹੂੰ ਯਕਤ ਲਖ ਯਕ ਤੋ ਉਡਾਰੂ ਤੇ ਤਰ੍ਹਾਂ ਤਰ੍ਹਾਂ ਕੀ ਦੁਨੀਆ ਗਰ ਚਾਹੂੰ यक ਲਖਤ ਉਡਾ ਦੂੰ ਜੇ ਤਰ੍ਹਾਂ ਤਰ੍ਹਾਂ ਕੀ ਦੁਨੀਆ ਤੇ ਥੱਲੇ ਲਿਖਦੇ ਸਨ ਦੁਨੀਆ ਫੁਰਨਾ ਹੈ ਅਗਰ ਫੁਰਨਾ ਮਿਟ ਗਿਆ ਤਾਂ ਦੁਨੀਆ ਮਿਟ ਗਈ ਫਿਰ ਬੇਨਤੀ ਸੁਣੋ ਅਸੀਂ ਹੁਣ ਇੱਥੇ ਬੈਠੇ ਆ ਅਰਬਾਂ ਬੰਦੇ ਇਸ ਪਲੈਨਟ ਤੇ ਨੇ ਨਾ ਸਾਰੇ ਜਿਉਂਦੇ ਨੇ ਸਾਡੇ ਲਈ ਤੇ ਕੋਈ ਨਹੀਂ ਜਿਉਂਦਾ ਸਾਡੇ ਲਈ ਤੇ ਉਹੀ ਜਿਉਂਦਾ ਜਿਹਦੇ ਨਾਲ ਸਾਡਾ ਰਿਸ਼ਤਾ ਹੈ ਮੇਰੀ ਫਿਰ ਬੇਨਤੀ ਹੈ ਮਨ ਸਿਰਫ ਖਿਆਲ ਹੈ ਮਨ ਨੂੰ ਜਿੱਤ ਜਾ ਪਰ ਖਿਆਲ ਜਿੱਤਣ ਲਈ ਬਰੇ ਜ਼ਿੰਦਗੀ ਲੱਗ ਜਾਂਦੀ ਹੈ ਮਨ ਜੀਤਾ ਹੈ ਜਗਜੀਤ ਹੁਣ ਜਦੋਂ ਜੋਗੀ ਆਪਸ ਵਿੱਚ ਮਿਲਦੇ ਸਨ ਇੱਕ ਦੂਜੇ ਨੂੰ ਆਦੇਸ਼ ਕਹਿੰਦੇ ਸਨ ਗੁਰੂ ਜੀ ਨੇ ਕਿਹਾ ਜੋਗਿਓ ਆਦੇਸ਼ ਨਮਸਕਾਰ ਇਹਦੇ ਅਰਥ ਜ਼ਰੂਰ ਆਪ ਜੀ ਸੁਣਿਓ ਆਦੇਸ਼ ਨਮਸਕਾਰ ਤਿਸੈ ਤਿਸੈ ਦਾ ਉਸ ਨੂੰ ਆਦੇਸ਼ ਹੁਣ ਇਸ ਤੋਕ ਦਾ ਤਿਸੈ ਦਾ ਅਰਥ ਅਗਲੀ ਤੋਕ ਚ ਹੋਣੇ ਨੇ ਇੱਥੇ ਆ ਗਿਆ ਆਦੇਸ਼ ਤਿਸੈ ਆਦੇਸ਼ ਨਮਸਕਾਰ ਹੈ ਉਸ ਨੂੰ ਤਿਸ ਨੂੰ ਨਮਸਕਾਰ ਕਿਸ ਨੂੰ ਜੀ ਤੁਸੀਂ ਇੱਕ ਦੂਜੇ ਨੂੰ ਨਮਸਕਾਰ ਕਰੀ ਜਾਂਦੇ ਹੋ ਨਾਤ ਨਾਤ ਕਹਿ ਕੇ ਆਓ ਆਦੇਸ਼ ਤਿਸੈ ਆਦੇਸ਼ ਆਦ ਜਿਹੜਾ ਸਭ ਦਾ ਮੁੱਢ ਹੈ ਸਭ ਦਾ ਆਦ ਜਿਹਨੂੰ ਪੜ ਕੇ ਆਇਆ ਜੁਗਾ ਆਦ ਸੱਚ ਅਨੀਲ ਉੰਜ ਵੈਸੇ ਗਿਣਤੀ ਵਿੱਚ ਵੀ ਮੈਂ ਕਿਹਾ ਸੀ ਨੀਲ ਹੁੰਦਾ ਪਰ ਇੱਥੇ ਅਨੀਲ ਇਹਦਾ ਅਰਥ ਹੈ ਜਿਹੜਾ ਵਾਸ਼ਨਾ ਤੋਂ ਰਹਿਤ ਹੈ ਜਿਸ ਉੱਪਰ ਕੋਈ ਵਾਸ਼ਨਾ ਪਵਿੱਤਰ ਮਾਇਆ ਦਾ ਕੋਈ ਅਸਰ ਨਹੀਂ ਵਾਸ਼ਨਾ ਦਾ ਅਸਰ ਨਹੀਂ ਆਦ ਅਨੀਲ ਅਨਾਦ ਅਨਾਦ ਜਿਸ ਦਾ ਆਪਣਾ ਆਦ ਕੋਈ ਨਹੀਂ ਲੱਭਦਾ ਅਨਾਦ ਹਾਂ ਇੱਕ ਤਾਂ ਪਾਠ ਹੁੰਦਾ ਅਨਾਦ ਉਥੇ ਅਨਾਦ ਇੱਥੇ ਅਨਾਦ ਅਨਾਦ ਅਰਥ ਜਿਹਦਾ ਆਦ ਕੋਈ ਨਹੀਂ ਆਦ ਅਨੀਲ ਅਨਾਦ ਅਗਲਾ ਬਚਨ ਹੈ ਅਨਾਹਤ ਅਨਾਹਤ ਹੱਥ ਹੱਥ ਦਾ ਅਰਥ ਹੈ ਮਾਰਨਾ ਵੱਢਣਾ ਅਨਾਹਤ ਦਾ ਅਰਥ ਹੈ ਉਹ ਪਰਮਾਤਮਾ ਜਿਹਦੀ ਖੱਤਿਆ ਨਹੀਂ ਕੀਤੀ ਜਾ ਸਕਦੀ ਜਿਹਨੂੰ ਕੋਈ ਮਾਰ ਨਹੀਂ ਸਕਦਾ ਗੁਰੂ ਜੀ ਕਹਿੰਦੇ ਨਮਸਕਾਰ ਕਰੋ ਕਿਉਂਕਿ ਚਾਰੇ ਪੌੜੀਆਂ ਚਾਉਣਾ ਆਦ ਸਭ ਦਾ ਮੁੱਢ ਪਰ ਉਹਦਾ ਮੁੱਢ ਕਿਸੇ ਨਹੀਂ ਲੱਭਿਆ ਅਨੀਲ ਉਹ ਪਵਿੱਤਰ ਹੈ ਆਦ ਅਨੀਲ ਅਨਾਦ ਅਨਾਹਤ ਸਭ ਦਾ ਮੁੱਢ ਹੈ ਪਵਿੱਤਰ ਹੈ ਉਹਦਾ ਆਦ ਕਿਸੇ ਨਹੀਂ ਲੱਭਿਆ ਉਹਦੀ ਖਤਿਆ ਕਦੀ ਨਹੀਂ ਹੋਣੀ ਤੇ ਅਗਲੀ ਗੱਲ ਜੁਗ ਜੁਗ ਓਕੋ ਵੇਸ ਜਿੰਨਾ ਮਰਜੀ ਸਮਾਂ ਆ ਜਾ ਉਹਦੀ ਤਾਕਤ ਨੂੰ ਕੋਈ ਫਰਕ ਨਹੀਂ ਪੈਣਾ ਜੁਗ ਜੁਗ ਇੱਕੋ ਵੇਸ ਇੱਕੋ ਵੇਸ ਉਂਝ ਵੇਖੋ ਮਹਾਰਾਜ ਨੇ ਪਹਿਲੇ ਜਾਮੇ 'ਚ ਸਾਨੂੰ ਦੱਸਤਾ ਕਿ ਰੱਬ ਦੀ ਜੈ ਜੈਕਾਰ ਕਰਨੀ ਹੁਣ ਅਸੀਂ ਆਪਸ 'ਚ ਮਿਲਨੇ ਆ ਨਾ ਜੀ ਇਹ ਇਹ ਇਹ ਸੰਬੋਧ ਕੀ ਬੋਲਾ ਸੀ ਨਾਥਾਂ ਦਾ ਆਦੇਸ਼ ਗੁਰੂ ਜੀ ਨੇ ਸਾਨੂੰ ਜਦੋਂ ਮੈਂ ਇੱਕ ਵਾਰ ਕਿਹਾ ਸੀ ਸਾਡਾ ਸੰਬੋਧ ਕੀ ਬੋਲਾ ਤੇ ਸਾਡਾ ਜੈਕਾਰਾ ਦੋਨਾਂ 'ਚ ਫਰਕ ਹੈ ਸਤ ਸ਼੍ਰੀ ਅਕਾਲ ਸੰਬੋਧ ਕੀ ਬੋਲਾ ਨਹੀਂ ਤੇ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਇਹ ਜਕਾਰਾ ਨਹੀਂ ਅਸਲ 'ਚ ਸਤ ਸ਼੍ਰੀ ਅਕਾਲ ਜਕਾਰੇ ਦਾ ਅੱਧਾ ਹਿੱਸਾ ਜਿਹਨੂੰ ਸਿੱਖ ਸੰਬੋਧਕੀ ਬੋਲਾ ਬਣਾ ਚੁੱਕੇ ਆ ਸਤਿ ਸ਼੍ਰੀ ਅਕਾਲ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਵੀ ਸੰਬੋਧਕੀ ਬੋਲੇ ਸਨ ਉਸ ਵਿੱਚ ਸਾਨੂੰ ਦੋਖ ਮਿਲਦੇ ਨੇ ਪੁਰਾਤਨ ਗ੍ਰੰਥਾਂ ਚੋਂ ਇੱਕ ਗੁਰੂ ਗ੍ਰੰਥ ਸਾਹਿਬ ਚੋਂ ਮਿਲਦਾ ਭਾਈ ਸਾਹਿਬ ਚੋਂ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਵੇਲੇ ਜਨਮ ਸਾਖੀ ਕਹਿੰਦੀ ਜਦੋਂ ਸਿੱਖ ਆਉਂਦਾ ਸੀ ਤੇ ਇੱਕੋ ਦਮ ਜਿਵੇਂ ਸੰਗਤ ਬੈਠੀ ਏ ਕੋਈ ਸ਼ਬਦ ਨਹੀਂ ਪੜ ਰਿਹਾ ਉਹ ਆਉਂਦਿਆਂ ਸਾਰ ਹੱਥ ਜੋੜ ਕੇ ਕਹਿੰਦਾ ਸੀ ਕਰਤਾਰ ਕਰਤਾਰ ਗੁਰੂ ਦੇ ਸਿੱਖੋ ਪਹਿਲੇ ਜਾਮੇ ਚ ਕਰਤਾਰ ਕਰਤਾਰ ਗੁਰੂ ਦੇ ਸਿੱਖੋ ਅੱਗੋ ਸਿੱਖ ਕਹਿੰਦੇ ਸਨ ਭਾਈ ਸਤ ਕਰਤਾਰ ਜਿਵੇਂ ਬਾਬਾ ਜੀ ਕਹਿੰਦੇ ਨਾ ਬਾਬਾ ਜੀ ਗਏ ਆਵਾਜ਼ ਦਿੱਤੀ ਸਤ ਕਰਤਾਰ ਕਰਤਾਰ ਕਰਤਾਰ ਗੁਰੂ ਦੇ ਸਿੱਖੋ ਫਿਰ ਇਹ ਵੀ ਸੀ ਕਿ ਇੱਕ ਦੂਜੇ ਦੇ ਪੈਰੀ ਪਾਉਣਾ ਵੀ ਸੰਬੋਧ ਕੀ ਬੋਲਾ ਸੀ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਇਹਨੂੰ ਗੁਰੂ ਜੀ ਨੇ ਵੀ ਕਿਹਾ ਇਹ ਚੱਲਦਾ ਸੀ ਉਸ ਵੇਲੇ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪੈਰੀ ਪਵਣਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਹੜਾ ਸੰਬੋਧ ਕੀ ਬੋਲਾ ਦਿੱਤਾ ਮੈਂ ਆਪ ਨੂੰ ਬੇਨਤੀ ਕੀਤੀ ਸੀ ਸਾਡੀਆਂ ਕਈ ਸੰਸਥਾਵਾਂ ਕਈ ਸੱਜਣ ਨਹੀਂ ਬੋਲਦੇ ਜਿਵੇਂ ਇਹ ਨਹੀਂ ਧੰਨ ਗੁਰੂ ਰਾਮਦਾਸ ਕਹੋ ਧੰਨ ਗੁਰੂ ਨਾਨਕ ਸਾਹਿਬ ਕੋ ਗੁਰੂ ਜ਼ਬਾਨ ਸਾਡੇ ਜੇ ਹਜ਼ੂਰ ਦੀ ਸਿਫਤ ਉਲਟ ਚੱਲੀਏ ਪਰ ਜਿਹੜਾ ਵਾਹਿਗੁਰੂ ਜੀ ਕੀ ਫਤਿਹ ਤੇ ਖਾਲਸਾ ਹੈ ਇਹਦੇ ਵਿੱਚ ਦੋ ਬਖਸ਼ਾਂ ਨੇ ਇੱਕ ਇਹਦੇ ਵਿੱਚ ਸਿਮਰਨ ਹੈ ਦੂਜਾ ਇਹਦੇ ਵਿੱਚ ਸਮਰਪਣ ਹੈ ਵਿਸ਼ਾ ਨਹੀਂ ਸੀ ਮੇਰਾ ਇਹ ਪਰ ਜਦੋਂ ਅਸੀਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ਬਦ ਉਚਾਰਨ ਇਹ ਸਿਮਰਨ ਹੈ ਜੀ ਕਾ ਖਾਲਸਾ ਇਹ ਸਮਰਪਣ ਹੈ ਖਾਲਸਾ ਵਾਹਿਗੁਰੂ ਜੀ ਕਾ ਹੈ ਫਿਰ ਦੁਬਾਰਾ ਵਾਹਿਗੁਰੂ ਸਿਮਰਨ ਹੈ ਜੀ ਕੀ ਫਤਿਹ ਖਾਲਸੇ ਕੀ ਫਤਿਹ ਨਹੀਂ ਕਿੱਡੀ ਵੱਡੀ ਬਖਸ਼ਿਸ਼ ਕੀਤੀ ਖਾਲਸਾ ਸਮਰਪਣ ਹੈ ਫਤਿਹ ਵੈਗਰੂ ਨੂੰ ਸਮਰਪਣ ਹੈ ਤੇ ਜਦੋਂ ਅਸੀਂ ਵੈਗਰੂ ਕਹਿੰਦੇ ਆ ਤੇ ਸੱਚਮੁੱਚ ਸਾਡਾ ਰੋਮ ਰੋਮ ਖਿੜ ਜਾਂਦਾ ਇੱਕ ਵਾਰੀ ਮੈਂ ਕਿਹਾ ਸੀ ਇੱਥੇ ਚਾਰ ਮਿਲੇ 64 64 ਖਿਲੇ ਮਿਲੇ 20 ਕਰ ਜੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ ਚਾਰ ਮਿਲੇ ਚੌ ਦੋਆਂ ਦੀਆਂ ਦੋ ਦੋ ਅੱਖਾਂ ਮਿਲੀਆਂ 64 ਕਿਲੇ 32 32 ਦੰਦ ਖੁਸ਼ੀ ਚ ਹੱਸ ਪਏ ਖਿੜ ਗਏ ਜਾਣਦੇ ਨਹੀਂ ਇੱਕ ਦੂਜੇ ਨੂੰ ਤੇਰਾ ਮਾਂ ਪਿਓ ਕੌਣ ਕਿਹੜੇ ਇਲਾਕੇ ਦਾ ਸਿੱਖ ਸਿੱਖ ਨੂੰ ਜਾ ਚਾਰ ਮਿਲੇ 64 ਕਿਲੇ ਮਿਲੇ 20 ਕਰ ਜਦੋਂ ਹੱਥ ਜੋੜ ਕੇ ਫਤਿਹ ਬੁਲਾਣ ਲੱਗੇ ਤੇ 20 ਉਂਗਲਾਂ ਮਿਲ ਗਈਆਂ ਪੰਜ ਪੰਜ 10 ਹੋ ਗਈਆਂ ਮਿਲੇ 20 ਕਰ ਜੋੜ ਗੁਰ ਸਿੱਖ ਕੋ ਗੁਰ ਸਿੱਖ ਮਿਲੇ ਖਿਲੇ ਹੈ 7 ਕਰੋੜ 3.5 ਕਰੋੜ ਰੋਮ ਸ਼ਾਸਤਰ ਕਹਿੰਦਾ ਸਮਝਣ ਲਈ ਕਹਿੰਦਾ 7 ਕਰੋੜ ਰੋਮ ਇੱਕੋਦਮ ਗੁਰੂ ਗੁਰੂ ਬੋਲਣ ਲੱਗ ਇੱਥੇ ਗੁਰੂ ਜੀ ਨੇ ਸਮਝਾਇਆ ਚਲੋ ਸੰਬੋਧ ਕੀ ਬੋਲਾ ਕਿਆ ਭਾਈ ਆਦੇਸ਼ ਤੇ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇ ਸੁਣੋ ਇਸ ਤੋਂ ਅੱਗੇ ਅਰਥ ਕਰ ਜੀਏ ਭੁਗਤ ਗਿਆਨ ਭੁਗਤਮ ਦਾ ਖਾਣ ਦੀ ਵਸਤੂ ਉੰਜ ਚੂਰਮਾ ਕਹਿੰਦੇ ਸਨ ਜਿਹੜੇ ਜੋਗੀ ਸਨ ਨਾ ਇਹ ਚੂਰਮਾ ਵਿੱਚ ਵਰਤਾਂਦੇ ਸਨ ਤੇ ਦਰਜਾ ਬਦਰਜਾ ਮਿਲਦਾ ਸੀ ਹਿੱਸਾ ਜਿੰਨਾ ਕਿਸੇ ਦਾ ਦਰਜਾ ਹੈ ਜਿਹੜੇ ਪੰਥ ਦਾ ਉਸ ਤਰ੍ਹਾਂ ਮਿਲਦਾ ਹੈ ਗੁਰੂ ਜੀ ਕਹਿੰਦੇ ਨੇ ਭੁਗਤ ਗਿਆਨ ਚੂਰਮਾ ਵੰਡਨ ਦੀ ਥਾਂ ਉਹ ਭਲਿਆ ਜੋਗੀ ਦਾ ਅਰਥ ਜੁੜਿਆ ਹੋਇਆ ਤੂੰ ਰੱਬ ਦੇ ਰੋਹਾਨੀ ਗਿਆਨ ਦੀ ਚੂਰਮਾ ਬਣਾ ਉਹਦੀ ਖੁਰਾਕ ਬਣਾ ਇਹ ਭੋਜਨ ਖਾਇਆ ਕਰ ਸਿਮਰਨ ਦਾ ਜਿਹਨੂੰ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਉਹ ਗਿਆਨ ਦਾ ਭੋਜਨ ਭੁਗਤ ਗਿਆਨ ਭੁਗਤ ਦਾ ਅਰਥ ਮੈਂ ਬੇਨਤੀ ਕਰਾਂਗਾ ਪੁੰਚਣ ਲਈ ਚੂਰਮਾ ਜਿਹਨੂੰ ਕਹਿੰਦੇ ਆ ਭੋਜਨ ਰੋਹਾਨੀ ਗਿਆਨ ਦਾ ਭੋਜਨ ਬਣਾ ਫਿਰ ਇਹਨਾਂ ਵਿੱਚ ਇੱਕ ਲਿਆਉਣ ਵਾਲਾ ਹੁੰਦਾ ਸੀ ਇੱਕ ਵਰਤਾਵੀ ਹੈ ਗੁਰੂ ਜੀ ਕਹਿੰਦੇ ਨੇ ਦਇਆ ਭੰਡਾਰਨ ਭੰਡਾਰ ਦਾ ਅਰਥ ਹੁੰਦਾ ਜਿੱਥੇ ਜਮੈ ਭੰਡਾਰਨ ਦਾ ਅਰਥ ਹੈ ਵਰਤਾਵੀ ਵਰਤਾਉਣ ਵਾਲੀ ਗੁਰੂ ਜੀ ਕਹਿੰਦੇ ਆ ਜੇ ਤੇਰੇ ਕੋਲ ਰੋਹਾਨੀ ਗਿਆਨ ਦਾ ਭੋਜਨ ਹੈ ਤੂੰ ਦਇਆ ਨੂੰ ਭੰਡਾਰਨ ਬਣਾ ਕੇ ਲੋਕਾਂ ਨੂੰ ਵੀ ਵੰਡਿਆ ਕਰ ਹਰ ਕਾ ਨਾਮ ਧਿਆਏ ਤੂੰ ਸੁਣ ਸਭਨਾ ਨੂੰ ਕਰਦਾ ਤੂੰ ਵਾਂਡੇ ਨੂੰ ਭੁਗਤ ਗਿਆਨ ਦਇਆ ਭੰਡਾਰਨ ਤੇ ਜਿਵੇਂ ਆ ਰੈਫਰੀ ਗੱਲ 'ਚ ਸੀਟੀ ਨਹੀਂ ਪਾਈ ਵੀ ਇੱਥੇ ਹੁੰਦੇ ਇਸੇ ਤਰ੍ਹਾਂ ਜੋਗੀ ਗੱਲ 'ਚ ਸਿੰਗੀ ਪਾ ਕੇ ਜੋ ਵਿਸਲ ਮਾਰਦੇ ਸੀ ਇਹਦਾ ਮਤਲਬ ਸੀ ਵੀ ਸਭ ਕੁਝ ਤਿਆਰ ਹੈ ਭੋਜਨ ਸ਼ਕਲ ਜਿਵੇਂ ਆਪਾਂ ਨਗਾਰਾ ਵਜਾਨੇ ਗੁਰੂ ਜੀ ਕਹਿੰਦੇ ਆ ਬ੍ਰਹਮ ਗਿਆਨ ਦਾ ਭੋਜਨ ਹੋਵੇ ਜਿਹੜੇ ਕੋਲ ਬ੍ਰਹਮ ਗਿਆਨ ਹੈ ਉਹ ਪੜੋਪੇ ਥੱਲੇ ਦੀਵਾ ਬਾਲ ਕੇ ਚਾਨਣ ਨਹੀਂ ਕਰਦਾ ਉਹ ਦਇਆ ਦੇ ਘਰ ਚ ਆ ਕੇ ਵੰਡਦਾ ਹੈ ਗੁਰੂ ਨਾਨਕ ਸਾਹਿਬ ਨੇ ਪਾਇਆ ਨੌਰੀ ਦਾ ਨਾਮ ਗਰੀਬੀ ਪਾਈ ਫਿਰ ਦਇਆ ਦੇ ਘਰ ਚ ਆ ਕੇ ਲੋਕਾਂ ਦੇ ਬੂਵੇ ਖੜਕਾ ਖੜਕਾ ਕੇ ਵੰਡਿਆ ਇਹ ਹੈ ਭੁਗਤ ਗਿਆਨ ਸਿਮਰਨ ਦਾ ਭਜਨ ਬੰਦਗੀ ਦੇ ਗਿਆਨ ਦਾ ਚੂਰਮਾ ਖੁਰਾਕ ਦਇਆ ਭੰਡਾਰਨ ਘਟ ਘਟ ਵਾਜ ਹੈ ਵਾਜੇ ਨਹੀਂ ਹਾਹੇ ਨੂੰ ਸਿਹਾਰੀ ਹੈ ਘਟ ਘਟ ਖਿਰ ਹਿਰਦੇ ਚ ਘਟ ਘਟ ਵਾਜੈ ਨਾਦ ਤੁਸੀਂ ਨਾਦ ਸੁਣਦੇ ਹੋ ਕੋਈ ਐਸਾ ਹਿਰਦਾ ਨਹੀਂ ਜਿਹਦੇ ਵਿੱਚ ਨਾਦ ਨਹੀਂ ਨੌਰਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਸੁਨ ਸਮਾਦ ਅਨ ਤੈ ਨਾਦ ਕਹਿ ਨਾ ਜਾਈ ਅਚਰਜ ਬਿਸ਼ਮ ਸਭਾ ਕਟ RAM ਬੋਲੇ ਰਾਮਾ ਬੋਲੇ ਹਰ ਇੱਕ ਅੰਦਰੋਂ ਨਾਦ ਗੂੰਜ ਰਿਹਾ ਸ਼ਬਦ ਰੂਪ ਉਹ ਕੋਈ ਐਸਾ ਨਹੀਂ ਘਟ ਘਟ ਵਾਜੈ ਨਾਦ ਆਪ ਨਾਥ ਗੋਰਖਨਾਥ ਨੇ ਇੱਕ ਓੰਕਾਰ ਨਾਥ ਹੈ ਨਾਥੀ ਫਿਰ ਬਿੰਤੀ ਨਾਥੀ ਸਭ ਜਾਕੀ ਨਾਥ ਅਰਥ ਮਾਲਕ ਉਹ ਹੈ ਨਾਥੀ ਦਰ ਤੇ ਨੱਥੀ ਕੀਤੀ ਹੋਈ ਨਾਥੀ ਨੱਥੀ ਕੀਤੀ ਹੋਈ ਨਕੇਲ ਪਾਈ ਹੋਈ ਬੰਨੀ ਹੋਈ ਆਪ ਉਹ ਪਰਮਾਤਮਾ ਨਾਥ ਹੈ ਨਾਥੀ ਸਭ ਜਾ ਕੀ ਜਾ ਕੀ ਜਿਸ ਦੀ ਕਹਿੰਦੇ ਜਿੰਨੀ ਸ੍ਰਿਸ਼ਟੀ ਹੈ ਉਹਦੇ ਰੱਬ ਦੇ ਹੁਕਮ ਦੇ ਵਿੱਚ ਸਾਰੀ ਨੱਥੀ ਹੋਈ ਹੈ ਸਭ ਨੂੰ ਉਹਨੇ ਜੋੜ ਕੇ ਰੱਖਿਆ ਨਕ ਨਾਥ ਖਸਮ ਹੱਥ ਇਸ ਤਰ੍ਹਾਂ ਆਪ ਨਾਥੀ ਆਪ ਨਾਥ ਨਾਥੀ ਸਭ ਜਾ ਕੀ ਮਹਾਰਜ ਕਹਿੰਦੇ ਜਿਸ ਨਾਮ ਦੇ ਸਵਾਦ ਦਾ ਬ੍ਰਹਮ ਗਿਆਨੀ ਆਨੰਦ ਮਾਣਦਾ ਤੁਸੀਂ ਨਹੀਂ ਮਾਣ ਸਕਦੇ ਕਿਉਂ ਰਿੱਧ ਸਿੱਧ ਅਵਰਾ ਸਾਧ ਸਾਧ ਦਾ ਅਰਥ ਹੈ ਸਵਾਦ ਜਿਹੜੀਆਂ ਰਿੱਧੀਆਂ ਸਿੱਧੀਆਂ ਚ ਤੁਸੀਂ ਪੈ ਗਏ ਹੋ ਇਹ ਨਾਮ ਰਸ ਨਹੀਂ ਇਹਦਾ ਸਵਾਦ ਨਹੀਂ ਅਵਰਾ ਸਾਧ ਅਵਰਾ ਦਰ ਤੇ ਹੋਰ ਦੂਜਾ ਜਿੰਨੂੰ ਨਾਮ ਦਾ ਰਸ ਆ ਗਿਆ ਬ੍ਰਹਮ ਗਿਆਨ ਦਾ ਭੋਜਨ ਛਕ ਲਿਆ ਨਾਥੋ ਉਹ ਰਿੱਧੀਆਂ ਸਿੱਧੀਆਂ 'ਚ ਪੈ ਕੇ ਨਾਟਕ ਚੇਟਕ ਨਹੀਂ ਕਰਦਾ ਨਾਮ ਦਾ ਰਸੀਆ ਇਸ ਤੋਂ ਉੱਪਰ ਹੈ ਰਿੱਧ ਸਿੱਧ ਅਵਰਾ ਅਵਰਾ ਦਰ ਤੇ ਦੂਜਾ ਹੋਰ ਇਹਦੇ ਵਿੱਚ ਨਾਮ ਦਾ ਰਸ ਨਹੀਂ ਅਵਰਾ ਸਾਧ ਫਿਰ ਇਸ ਸੰਸਾਰ ਨੂੰ ਕੌਣ ਚਲਾ ਰਿਹਾ ਹੈ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਸੰਜੋਗ ਦਾ ਅਰਥ ਪਰਮਾਤਮਾ ਦੀ ਉਹ ਸ਼ਕਤੀ ਜਿਹੜੀ ਮਿਲਾਂਦੀ ਹੈ ਤੇ ਵਿਜੋਗ ਦਾ ਅਰਥ ਹੈ ਜਿਹੜੀ ਵਿਛੋੜ ਦਿੰਦੀ ਹੈ ਸੰਜੋਗ ਦਾ ਸਬੰਧ ਜਨਮ ਨਾਲ ਹੈ ਤੇ ਵਿਜੋਗ ਦਾ ਸਬੰਧ ਮੌਤ ਨਾਲ ਹੈ ਸੰਜੋਗ ਹੁੰਦਾ ਹੈ ਅਸੀਂ ਮਿਲ ਜਾਂਦੇ ਆ ਤੇ ਵਿਜੋਗ ਹੁੰਦਾ ਹੈ ਤੇ ਮਿਲੇ ਹੋਏ ਘਰਾਂ ਚੋਂ ਚਲੇ ਜਾਂਦੇ ਆ ਗੁਰੂ ਜੀ ਨੇ ਕਿਹਾ ਪੂਰਬ ਜਨਮ ਕੇ ਮਿਲੇ ਸੰਜੋਗੀ ਇਹ ਸੰਜੋਗ ਹੈ ਇਥੋਂ ਤੱਕ ਕਿ ਗੁਰੂ ਦੇ ਚਰਨਾਂ ਨਾਲ ਜੁੜ ਕੇ ਬਾਣੀ ਪੜ੍ਹਨੀ ਇਹ ਵੀ ਸੰਜੋਗਕਾਰ ਕਰਦਾ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਸੰਜੋਗ ਕਰਕੇ ਸੀ ਮਿਲੇ ਆ ਤੇ ਜਿੰਨੇ ਅਸੀਂ ਇੱਥੇ ਵੀ ਬੈਠੇ ਆ ਜ਼ਿੰਦਗੀ 'ਚ ਕਿਸੇ ਬੰਦੇ ਨੂੰ ਕਿਤੇ ਵੀ ਮਿਲਨੇ ਆ ਉਹ ਸੰਜੋਗ ਦੀ ਪ੍ਰਕਿਰਿਆ ਸਾਨੂੰ ਮਿਲਾਂਦੀ ਏ ਜਦੋਂ ਵਿਜੋਗ ਹੁੰਦਾ ਹੈ ਤਦੋਂ ਵਿਛੜ ਜਾਈਦਾ ਹੈ ਸੰਜੋਗ ਤੇ ਵਿਜੋਗ ਦੋਨੋਂ ਸੰਸਾਰ ਨੂੰ ਚਲਾ ਰਹੇ ਆ ਬਸ ਆਈਏ ਜੀ ਜਨਮ ਮਰਨ ਮਿਲਣਾ ਵਿਛੜਨਾ ਸੰਜੋਗ ਕਰਕੇ ਮਿਲਨੇ ਆ ਮਹਾਰਾਜ ਕਹਿੰਦੇ ਨੇ ਵਿਜੋਗ ਹੁੰਦਾ ਤੇ ਵਿਛੜ ਜਾਂਦੇ ਆ ਸੰਜੋਗ ਵਿਜੋਗ ਦੋਏ ਕਾਰ ਕਾਰ ਦਾ ਅਰਥ ਕੰਮ ਇਹ ਸ੍ਰਿਸ਼ਟੀ ਦਾ ਕੰਮ ਚਲਾ ਰਿਹਾ ਚਲਾਵਹਿ ਅਗਲਾ ਬਚਨ ਜੀ ਲੇਖੇ ਆਵਹਿ ਆਵੇ ਨਹੀਂ ਹਾਏ ਇਹਨੂੰ ਸਿਹਾਰੀ ਇੱਥੇ ਵੀ ਲੱਗੀ ਹਾਂ ਐੜੇ ਨੂੰ ਕੰਨਾ ਲੇਖੇ ਲੇਖੇ ਖੱਖੇ ਤੇ ਦੁਲਾਵਾਂ ਨੇ ਲੇਖੇ ਆਵਹਿ ਭਾਗ ਭਾਗ ਦਾ ਅਰਥ ਹਿੱਸਾ ਯਾਦ ਰੱਖਿਓ ਸ਼ੁਰੂਆਤ ਹੋਈ ਭੁਗਤ ਗਿਆਨ ਦਇਆ ਭੰਡਾਰਨ ਜਿਸ ਨੂੰ ਇਹ ਸਮਝ ਪੈ ਗਈ ਲੇਖੇ ਆਵਹਿ ਭਾਗ ਭਾਗ ਦਾ ਅਰਥ ਆਪਾਂ ਹਿੱਸਾ ਕੀਤਾ ਜਿਵੇਂ ਕਹਿੰਦੇ ਨਾ ਇਹ ਪ੍ਰਥਮ ਭਾਗ ਅੰਤਲਾ ਭਾਗ ਭਾਗ ਦਾ ਅਰਥ ਹਿੱਸਾ ਇੱਕ ਭਾਗ ਹੁੰਦਾ ਬਿਨ ਭਾਗਾ ਸਤਸੰਗ ਨਾ ਲੱਭੇ ਕਰਮ ਇੱਥੇ ਲੇਖੇ ਆਵਹਿ ਭਾਗ ਇਹ ਬ੍ਰਹਮ ਗਿਆਨ ਵੀ ਜਿਹਦੇ ਮੱਥੇ ਦੇ ਲੇਖ ਰੱਬ ਨੇ ਲਿਖੇ ਨੇ ਉਹਦੇ ਹਿੱਸੇ ਹੀ ਹੁੰਦਾ ਹੈ ਇਹ ਉਹਦੇ ਭਾਗ ਚ ਆਇਆ ਉਹਦੇ ਹਿੱਸੇ ਚ ਆਇਆ ਗੁਰੂ ਜੀ ਕਹਿੰਦੇ ਆ ਕਿ ਜੋਗਿਓ ਤੁਸੀਂ ਕਿਹੜੇ ਚੂਰਮ ਵਿੱਚ ਪਏ ਹੋ ਕਿਹੜੇ ਭੰਡਾਰਨ ਬਣਾਈਏ ਕਾਦੀਆਂ ਸਿੰਘੀਆਂ ਮਾਰਦੇ ਹੋ ਆਓ ਬ੍ਰਹਮ ਗਿਆਨ ਦਾ ਭੋਜਨ ਛਕੀਏ ਜਿੱਥੇ ਬ੍ਰਹਮ ਗਿਆਨ ਹੋਵੇਗਾ ਉੱਥੇ ਦਇਆ ਹੋਵੇਗੀ ਇਹੀ ਕਾਰਨ ਕਈ ਵਾਰੀ ਮੈਂ ਸੋਚਣਾ ਮਹਾਂਪੁਰਖ ਬ੍ਰਹਮ ਗਿਆਨੀ ਤੇ ਨਿੰਦਕ ਈਰਖਾਲੂ ਇਹਨਾਂ ਕੁਝ ਨੂੰ ਭੈੜਾ ਕਹਿੰਦੇ ਆ ਉਹ ਫਿਰ ਵੀ ਕੁਝ ਨਹੀਂ ਕਹਿੰਦਾ ਪਿਆ ਕਿਉਂਕਿ ਜੋ ਕੁਝ ਰੱਬ ਨੇ ਉਹਨੂੰ ਦਿੱਤਾ ਉਹ ਦਇਆ ਨਾਲ ਵੰਡਣ ਹੀ ਆਇਆ ਹੈ ਉਹਨੇ ਕਿਸੇ ਇਹ ਬਾਣੀ ਚ ਇੱਕ ਬਚਨ ਹੁੰਦਾ ਸ਼ਸਤਰ ਤੀਖਣ ਕਾਰ ਡਾਰਿਓ ਮਾਨਾ ਕੀਨੋ ਰੋਸ਼ ਤਿੱਖੀ ਕੁਹਾੜੀ ਲੈ ਕੇ ਆਰੀ ਲੈ ਕੇ ਰੁੱਖ ਨੂੰ ਕੱਟ ਸੁੱਟਿਆ ਉਹਨੇ ਕਿਹਾ ਚਲ ਕੋਈ ਨਹੀਂ ਜੇ ਕੱਟਿਆ ਨਾ ਤੂੰ ਬੇੜੀ ਬਣਾ ਲਈ ਮੈਂ ਤੈਨੂੰ ਡੁੱਬਦੇ ਨੂੰ ਪਾਰ ਕਰ ਦਿਆਂਗਾ ਕਿਉਂਕਿ ਉਸ ਕੋਲ ਦਇਆ ਹੈ ਗੁਰੂ ਜੀ ਕਹਿੰਦੇ ਆ ਉਹ ਵੰਡ ਰਿਹਾ ਹੈ ਬੱਦਲ ਪਾਣੀ ਨਾਲ ਭਰੇ ਨੇ ਕੀ ਘਰ ਲੈ ਜਾਣਾ ਭਰੇਗਾ ਤੇ ਵੰਡੇਗਾ ਗੁਲਾਬ ਦਾ ਫੁੱਲ ਭਰਿਆ ਉਹਨੇ ਕੀ ਕਰਨਾ ਉਹ ਭਰੇਗਾ ਤੇ ਵੰਡੇਗਾ ਜਿਹੜਾ ਬ੍ਰਹਮ ਗਿਆਨ ਦੇ ਭੋਜਨ ਨਾਲ ਭਰੇਗਾ ਉਹ ਦਿਆਲਤਾ ਚਾ ਕੇ ਫਿਰ ਵੰਡੇਗਾ ਉਹਦੇ ਸਾਹਮਣੇ ਮਿੱਤਰ ਆ ਜਾ ਦੁਸ਼ਮਣ ਆ ਜਾ ਉਹ ਨਹੀਂ ਵੰਦਾ ਇਹ ਮੇਰੀ ਨੇਚਰ ਦੀ ਨਿੰਦਿਆ ਕਰਦਾ ਮਿੱਤਰ ਸੱਤਰ ਜਾ ਕੇ ਇੱਕ ਸਮਾਨ ਹੈ ਗੁਰੂ ਜੀ ਕਹਿ ਰਿਹਾ ਕਿ ਲੇਖੇ ਆਵੇਂ ਪਾਗੇ ਵੀ ਤਾਂ ਮਿਲੇਗਾ ਜੇ ਕਰਮ ਨੇ ਫਿਰ ਕਹਿੰਦੇ ਆਦੇਸ਼ ਤਿਸ ਹੈ ਆਦੇਸ਼ ਉਹਨੂੰ ਮੱਥਾ ਟੇਕੋ ਨਮਸਕਾਰ ਕਰੋ ਆਦ ਜਿਹੜਾ ਸਭ ਦਾ ਆਦ ਹੈ ਅਨੀਲ ਜਿਹੜਾ ਪਵਿੱਤਰ ਹੈ ਅਨਾਦ ਜਿਸ ਦਾ ਆਪਣਾ ਮੁੱਢ ਕੋਈ ਨਹੀਂ ਅਨਾਹਤ ਜਿਹਦੇ ਖੱਤਿਆ ਨਹੀਂ ਹੋਣੀ ਜਿਹਦਾ ਕਤਲ ਨਹੀਂ ਹੋਣਾ ਜਿਹਨੂੰ ਮਾਰਿਆ ਨਹੀਂ ਜਾਣਾ ਸੱਚੀ ਮੁੱਚੀ ਉਹ ਮਰਨਾ ਹੀ ਨਹੀਂ ਮਹਾਰਾਜ ਕਹਿੰਦੇ ਜੋਗ ਜੋਗ ਇੱਕੋ ਵੇਸ ਇਸੇ ਕਰਕੇ ਇੱਕ ਵਾਰ ਮੈਂ ਕਿਹਾ ਕਿ ਕਈ ਵਾਰੀ ਕਹਿੰਦੇ ਫਲਾਣਾ ਬੰਦਾ ਯਤੀਮ ਹੋ ਗਿਆ ਮਹਾਰਾਜ ਕਹਿੰਦੇ ਆ ਜਿਹੜਾ ਸ਼ਬਦ ਨਾਲ ਜੁੜ ਜਾ ਉਹ ਕਦੀ ਯਤੀਮ ਨਹੀਂ ਹੁੰਦਾ ਕਿਉਂਕਿ ਉਹਦਾ ਮਾਂ ਪਿਓ ਰੱਬ ਹੈ ਰੱਬ ਕਦੀ ਮਰਦਾ ਨਹੀਂ ਅਨਾਥ ਹੈ ਉਹਦੀ ਹੱਤਿਆ ਕਦੀ ਨਹੀਂ ਖੋਣੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਅਗਲੀਆਂ ਦੋ ਪੌੜੀਆਂ ਆਪਾਂ ਸਵੇਰੇ